ਡੰਡੋਤ ਬੰਧਨ ਅਨੇਕ ਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਧੰਨ ਵਾਹੇ ਗੁਰੂ ਸਾਹਿਬ ਜੀਓ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋਂ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਆਂ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਿਰਿੰਦ ਕੀਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਿਤ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾਂ ਕੀ ਸੁਧ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾਂ ਕੀ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਦਾ ਰਸ ਪੁੰਚ ਰਹੇ ਸਤ ਸੰਗੀ ਜਨੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਖਸ਼ੀਸ਼ ਜਪਜੀ ਸਾਹਿਬ ਜੀ ਦੀ 34ਵੀਂ ਪੌੜੀ ਦੀ ਵਿਚਾਰ ਦੁਪਹਿਰ ਦੇ ਦੀਵਾਨ ਵਿੱਚ ਹਜ਼ੂਰ ਨੇ ਆਪ ਤਰੁੱਠ ਕੇ ਕਰਾਈ 35ਵੀਂ ਔਰ 36ਵੀਂ ਪੌੜੀ ਦਾ ਪਾਠ ਆਪਾਂ ਨੇ ਸਰਵਣ ਕੀਤਾ ਹੈ ਆਓ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਆਪ ਜੀ ਹਾਜ਼ਰ ਹੋ ਜਿਸ ਜਿਸ ਜਗ੍ਹਾ ਤੇ ਵੀ ਬੈਠ ਕੇ ਆਪ ਇਸ ਅਸਥਾਨ ਤੋਂ ਵਿਚਾਰ ਕੀਰਤਨ ਸਰਵਣ ਕਰ ਰਹੇ ਹੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰੀਏ ਸਤਿਗੁਰੂ ਆਪ ਬਖਸ਼ਿਸ਼ ਕਰੋ ਅੰਦਰ ਦੀ ਇਕਾਗਰਤਾ ਭੈ ਭਾਵਨੀ ਟਿਕਾ ਬਖਸ਼ੋ ਸਤਿਗੁਰੂ ਅਰਥ ਦੀ ਸੂਝ ਆਪ ਤਰਸ ਕਰਕੇ ਬਖਸ਼ੋ ਕਰੋ ਕਿਰਪਾ ਸਾਧ ਸੰਗਤ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਫਿਰ ਅਸੀਸ ਬਖਸ਼ੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਜਿਸ ਦਿਨ ਜਪਜੀ ਸਾਹਿਬ ਦੀ ਵਿਚਾਰ ਆਪਾਂ ਆਰੰਭ ਕੀਤੀ ਸੀ ਉਸ ਦਿਨ ਆਰੰਭਕ ਪੌੜੀ ਵਿੱਚ ਦਾਸ ਨੇ ਆਪ ਸੰਗਤ ਨੂੰ ਇਹ ਅਰਜ਼ ਕੀਤੀ ਕਿ ਦਰਅਸਲ ਜਪਜੀ ਸਾਹਿਬ ਦੀ ਸਾਰੀ ਦੀ ਸਾਰੀ ਜਿਹੜੀ ਬਾਣੀ ਹੈ ਆਰੰਭ ਇਹਦੀ ਵਿਆਖਿਆ ਅੰਤਲੀਆਂ ਪੌੜੀਆਂ 'ਚ ਪਈ ਹੈ ਅੰਤਲੀਆਂ ਪੌੜੀਆਂ ਜਪਦੀਆਂ ਤੇ ਪਹੁੰਚੀਏ ਤੇ ਉਹਦੀ ਵਿਚਾਰੀਆਂ ਹੋਈਆਂ ਪੌੜੀਆਂ ਵਿੱਚ ਵਿਆਖਿਆ ਪਈ ਹੈ ਦੂਸਰੀ ਗੱਲ ਕਿ ਜਿਸ ਤਰ੍ਹਾਂ ਕੋਈ ਇਨਸਾਨ ਮੰਜ਼ਲ ਤੇ ਜਾਂ ਮਕਾਨ ਦੀ ਛੱਤ ਤੇ ਪਹੁੰਚਣਾ ਚਾਹੇ ਇੱਕ ਪੌੜੀ ਦੇ ਡੰਡੇ ਨੂੰ ਹੱਥ ਪਾਉਂਦਾ ਹੈ ਇੱਕ ਤੇ ਪੈਰ ਰੱਖਦਾ ਹੈ ਇੱਕ ਡੰਡਾ ਜਿਹੜਾ ਉਹਦੇ ਦੂਸਰੇ ਚੜਨ ਦਾ ਰਾਹ ਸੁਖਾਲਾ ਕਰ ਦਿੰਦਾ ਹੈ ਇੱਕ ਦੂਸਰੇ ਨੂੰ ਦੂਸਰਾ ਤੀਸਰੇ ਤੇ ਚੜਾਈ ਜਾਂਦਾ ਤੇ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਸ ਪਹਿਲੇ ਡੰਡੇ ਨੇ ਹੁਕਮ ਰਜ਼ਾਈ ਨੇ ਅਗਲੀ ਪੌੜੀ 'ਚ ਪਹੁੰਚਾ ਦਿੱਤਾ ਸੀ ਹੁਕਮੀ ਹੋਵਨ ਆਕਾਰ ਇੱਕ ਇੱਕ ਪੌੜੀ ਸਾਨੂੰ ਅੱਗੇ ਲੈ ਗਈ ਤੇ ਕੱਲ ਸੰਧਿਆ ਨੂੰ ਆਪਾਂ ਦੇਖਾਂਗੇ ਹਜ਼ੂਰ ਮਿਹਰ ਕਰੇ ਸਾਰੀ ਜਪਜੀ ਸਾਹਿਬ ਦੀ ਵਿਚਾਰ ਕਰਨ ਤੋਂ ਬਾਅਦ ਸਚਿਆਰ ਪੁਰਸ਼ ਕੌਣ ਹੁੰਦਾ ਹੈ 78ਵੀਂ ਪੌੜੀ 'ਚ ਮੇਰੇ ਗੁਰੂ ਨਾਨਕ ਸਾਹਿਬ ਨੇ ਉਹਦੇ दैवी ਗੁਣਾ ਦੀ ਵਿਆਖਿਆ ਕੀਤੀ ਹੈ ਸੱਚੇ ਵੀ ਸਾਰੀ ਗੱਲ ਕਰਕੇ ਅਖੀਰ ਤੇ ਅੱਜ ਅਸੀਂ ਜਦੋਂ ਸਵੇਰ ਇਹ ਵਿਚਾਰ ਆਰੰਭ ਕੀਤੀ ਸਿਰਫ ਥੋੜੀ ਜੀ ਰਿਪੀਟ ਕਰਾਂਗਾ ਕਿਉਂਕਿ ਇਹ ਹਰ ਖੰਡ ਦੂਜੇ ਖੰਡ ਤੱਕ ਪਹੁੰਚਾਉਂਦਾ ਹੈ ਸਵੇਰ ਦਾਸ ਨੇ ਅਰਜ਼ ਕੀਤੀ ਪੰਜ ਖੰਡ ਨੇ ਪੌੜੀਆਂ ਚਾਰ ਨੇ ਪਹਿਲਾ ਧਰਮ ਖੰਡ ਹੈ ਦੂਸਰਾ ਗਿਆਨ ਖੰਡ ਹੈ ਤੀਸਰਾ ਸ਼ਰਮ ਖੰਡ ਹੈ ਚੌਥਾ ਕਰਮ ਖੰਡ ਔਰ ਪੰਜਵਾਂ ਸੱਚ ਖੰਡ ਹੈ ਪੌੜੀਆਂ ਚਾਰ ਨੇ ਪਰ ਇਹ ਪੰਜ ਖੰਡ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਤਰਤੀਬ ਅਨੁਸਾਰ ਕੇਵਲ ਇੱਥੇ ਆਏ ਨੇ ਇਹਨਾਂ ਪੰਜਾਂ ਖੰਡਾਂ ਦਾ ਇਸੇ ਤਰ੍ਹਾਂ ਕਿਤੇ ਬਾਣੀ ਵਿੱਚ ਦੁਹਾਰਾ ਨਹੀਂ ਕੀਤਾ ਗਿਆ ਇਹ ਦੁਬਾਰਾ ਨਹੀਂ ਕਿਤੇ ਆਏ ਇਹ ਜਿਹੜੇ ਪੰਜ ਖੰਡ ਨੇ ਸਵੇਰੇ ਅਰਜ਼ ਕੀਤੀ ਸੀ ਧਰਮ ਸ਼ਬਦ ਬੜਾ ਵਿਸ਼ਾਲ ਹੈ ਆਪਾਂ ਆਪਣੇ ਵਿਸ਼ੇ ਤੇ ਆਉਣ ਲੱਗੇ ਇਸ ਵਿੱਚ ਕੁਝ ਵਿਦਵਾਨਾਂ ਨੇ ਕਿਹਾ ਸਥਾਨਵਾਚੀ ਹੈ ਕੁਝ ਕੋ ਨੇ ਕਿਹਾ ਆਤਮਿਕ ਮੰਡਲ ਦੇ ਚਲਕਾਰੇ ਨੇ ਕਿਛ ਨੇ ਕਿਹਾ ਅਦ੍ਰਿਸ਼ਟ ਦੁਨੀਆ ਹੈ ਪਰ ਮੈਂ ਆਪ ਨੂੰ ਸਵੇਰ ਇੱਕ ਬੇਨਤੀ ਆਰੰਭ ਵਿੱਚ ਕਰ ਦਿੱਤੀ ਸੀ ਕਥਾ ਜ਼ਰੂਰ ਕਰ ਜਾਵਾਂਗੇ ਪਰ ਜਿਸ ਹਰ ਖੰਡ ਨੂੰ ਬਾਬਾ ਜੀ ਬੇਅੰਤ ਬੇਅੰਤ ਅਨੰਤ ਅਨੰਤ ਕਹਿ ਰਹੇ ਨੇ ਤੇ ਦੁਨੀਆ ਦਾ ਕਿਹੜਾ ਵਿਚਾਰਵਾਨ ਹੈ ਜਿਹੜਾ ਵੇਖਣ ਵਾਲਾ ਹੈ ਉਹ ਕਹਿ ਰਿਹਾ ਬੇਅੰਤ ਬੇਅੰਤ ਤੇ ਉਸ ਦੇ ਲਿਖੇ ਕੋਈ ਸ਼ਬਦਾਂ ਨੂੰ ਪੜ੍ਹ ਕੇ ਕੋਈ ਉਹਦਾ ਅੰਤ ਪਾ ਸਕੇਗਾ ਪੰਜ ਸਵੇਰੇ ਬੇਨਤੀਆਂ ਕੀਤੀਆਂ ਸਨ ਉਹ ਉੱਥੋਂ ਦੁਰਾਂ ਲੱਗਾ ਪਹਿਲੇ ਖੰਡ ਵਿੱਚ ਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਕਿ ਅਨੇਕਾਂ ਤਰ੍ਹਾਂ ਦੇ ਜੀਵ ਨੇ ਅਨੇਕਾਂ ਤਰ੍ਹਾਂ ਦੇ ਉਹਨਾਂ ਦੇ ਢੰਗ ਤਰੀਕੇ ਨੇ ਪਰ ਨਾਲ ਇੱਕ ਬਖਸ਼ਿਸ਼ ਕਰ ਦਿੱਤੀ ਕਿ ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ ਤਿਸ ਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਅਨੰਤ ਸ਼ਬਦ ਨੇ ਕਹਿ ਦਿੱਤਾ ਵੀ ਇਸ ਖੰਡ ਨੂੰ ਮੁਕੰਮਲ ਨਹੀਂ ਕਿਹਾ ਗਿਆ ਹਾਂ ਮੈਂ ਇਹ ਨਹੀਂ ਆਪਾਂ ਬਾਣੀ 'ਚ ਕੋਈ ਨੁਕਸ ਗੁਰੂ ਜੀ ਨੇ ਸਭ ਕੁਝ ਵੇਖਿਆ ਤੇ ਸੱਚ ਇਹ ਵੇ ਕਿ ਜਿਤਨਾ ਵੀ ਆ ਜਾਪ ਸਾਹਿਬ ਦੇ ਵੈਗੁਰੂ ਜਪਜੀ ਦੇ ਪੰਜ ਖੰਡ ਨੇ ਬਸ ਇਹ ਇਉਂ ਨੇ ਕਿ ਸੰਤਨ ਕੀ ਸੁਨ ਸਾਚੀ ਸਾਖੀ ਸੋ ਬੋਲੇ ਜੋ ਪੇਖੇ ਆਂਖੀ ਜੋ ਗੁਰੂ ਜੀ ਨੇ ਦੇਖਿਆ ਅਨੁਭਵ ਕੀਤਾ ਉਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਹੁਣ ਇੱਥੇ ਸ਼ਬਦ ਤਿੰਨ ਕੇ ਨਾਮ ਅਨੇਕ ਅਨੰਤ ਅਨੰਤ ਸ਼ਬਦ ਕਹਿੰਦਾ ਤੂੰ ਰੋਕ ਧਰਮਖੰਡ ਦੀ ਕਥਾ ਕਰਨ ਵਾਲਿਆ ਇਹ ਨੇਤ ਹੈ ਇਹ ਇਤੀ ਨਹੀਂ ਕਿ ਇਸ ਤੋਂ ਅੱਗੇ ਹੈ ਉਸ ਤੋਂ ਬਾਅਦ ਹੁਣ ਅਸੀਂ ਗਿਆਨਖੰਡ ਚ ਪਾਠ ਪਾਠ ਕੀਤਾ ਹੈ ਇਸ ਵਿੱਚ ਸਤਿਗੁਰੂ ਨੇ ਇੱਕ ਸ਼ਬਦ ਵਰਤਿਆ ਹੈ ਕਿ ਪ੍ਰਮਾਤਮਾ ਦੀ ਰਚੀ ਕੋਈ ਰਚਨਾ ਵਿੱਚ ਆਪਾਂ ਦੇਖਾਂਗੇ ਕੀ ਗਿਆਨ ਹੈ ਅਜ ਗੁਰੂ ਜੀ ਨੇ ਕਿਹਾ ਇਸ ਵਿੱਚ ਦਾਤਾਰ ਜੀ ਨੇ ਇੱਕ ਬਚਨ ਕੀਤਾ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਫਿਰ ਸ਼ਬਦ ਪੰਜ ਸੁਣਿਓ ਪਹਿਲੇ ਖੰਡ ਵਿੱਚ ਅਨੰਤ ਧਰਮ ਖੰਡ ਅਨੰਤ ਹੈ ਗਿਆਨ ਖੰਡ ਅੰਤ ਨਾ ਅੰਤ ਇਹਦਾ ਅਰਥ ਵੀ ਅਨੰਤ ਹੈ ਜਦੋਂ ਅਸੀਂ ਹੁਣ ਤੀਸਰਾ ਖੰਡ ਨਾਲ ਪਾਠ ਕੀਤਾ ਸਰਮ ਖੰਡ ਉਸ ਵਿੱਚ ਦੋ ਤੁਕਾਂ ਕਈਆਂ ਇਹ ਨੇ ਕਿ ਤਾਂ ਕੀਆਂ ਗੱਲਾਂ ਨਾ ਕਤੀਆਂ ਜਾਹੇ ਜੇ ਕੋ ਕਹੇ ਪਿੱਛਾ ਪਛਤਾਏ ਇਹ ਵੀ ਅਨੰਤ ਕਹਿ ਕਿਆ ਨਹੀਂ ਜਾ ਸਕਦਾ ਕਰਮਖੰਡ ਵੀ ਜਦੋਂ ਪਹੁੰਚਾਂਗੇ ਕੱਲ ਉੱਥੇ ਹਜ਼ੂਰ ਬਖਸ਼ਿਸ਼ ਕਰਦੇ ਨੇ ਤਾਂ ਕਿ ਰੂਪ ਨਾ ਕਥਨੇ ਜਾਏ ਇਹਦਾ ਮਤਲਬ ਚਾਰਾਂ ਦੇ ਵਿੱਚ ਵਾਰ-ਵਾਰ ਕਹੀ ਗਏ ਕਿ ਐਵੇਂ ਕੂੜਾ ਕੂੜੀ ਠੀਸ ਵਾਲੀ ਗੱਲ ਨਾ ਕਰਿਓ ਇਹ ਅਨੰਤ ਨੇ ਇਹ ਅਨੁਭਵ ਹੈ ਇਹ ਆਤਮਿਕ ਚਲਕਾਰਾ ਸ਼ਬਦ ਵੀ ਮੈਨੂੰ ਥੋੜਾ ਜਿਹਾ ਨਾ ਛੋਟਾ ਜਿਹਾ ਲੱਗਦਾ ਕਿਉਂਕਿ ਚਲਕਾਰਾ ਜਿਹੜਾ ਮੁੱਕ ਜਾਂਦਾ ਮੁੱਕਣ ਵਾਲੇ ਨੇ ਕੀ ਆਪਾਂ ਕਹਿੰਦੇ ਨਾ ਥੋੜਾ ਜਿਹਾ ਬਿਜਲੀ ਨੇ ਚਲਕਾਰਾ ਮਾਰਿਆ ਫਿਰ ਹਨੇਰਾ ਹੋ ਗਿਆ ਚਲਕਾਰਾ ਸ਼ਬਦ ਵੀ ਛੋਟਾ ਜਿਹਾ ਲੱਗਣ ਲੱਗ ਪਿਆ ਅੱਜ ਗੁਰੂ ਸਾਹਿਬ ਇੱਥੇ ਬਖਸ਼ਿਸ਼ ਕਰ ਰਿਹਾ ਕਿ ਕਰਮ ਖੰਡ ਵਿੱਚ ਵੀ ਰੂਪ ਨਹੀਂ ਬਿਆਨ ਹੁੰਦੇ ਤੇ ਜਦੋਂ ਸੱਚ ਖੰਡ ਵਿੱਚ ਪਹੁੰਚੇ ਮਹਾਰਾਜ ਨੇ ਉੱਥੇ ਕਿਹਾ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥ ਹੈ ਤਾਂ ਅੰਤ ਅਨੰਤ ਜਾਂ ਅਖੀਰ ਤੇ ਕਿਹਾ ਨਾਨਕ ਕਥਨਾ ਕਰੜਾ ਸਾਰ ਪਹਿਲੀ ਗੱਲ ਇਹ ਪੰਜ ਖੰਡ ਪੜਨ ਲੱਗਿਆਂ ਆਪਣੇ ਜ਼ੇਨ ਵਿੱਚ ਹਰ ਗਿਆਨੀ ਹਰ ਪਾਠੀ ਹਰ ਵਿਚਾਰਵਾਨ ਇਸ ਗੱਲ 'ਚ ਨਿਮਰਤਾ ਨਾਲ ਮੱਥਾ ਟੇਕ ਕੇ ਜੋ ਚੱਲੇ ਕਿ ਇਹਨਾਂ ਖੰਡਾਂ ਦੀ ਕਥਾ ਕੀਤੀ ਜਾ ਸਕਦੀ ਏ ਵਿਚਾਰ ਕੀਤੀ ਜਾ ਸਕਦੀ ਏ ਥੀਸਿਸ ਲਿਖ ਸਕਦੇ ਨੇ ਪਟਿਆਲਾ ਯੂਨੀਵਰਸਿਟੀ 'ਚ ਪੰਜਾਂ ਖੰਡਾਂ ਤੇ ਇੱਕ ਸੱਜਣ ਨੇ ਪੀਐਚਡੀ ਕੀਤੀ ਪਰ ਨਹੀਂ ਇਹ ਪੰਜ ਖੰਡ ਪੰਜੇ ਦੇ ਪੰਜ ਅਕਥਨੀਆਂ ਨੇ ਇਹਨਾਂ ਨੂੰ ਕਥਨ ਨਹੀਂ ਕੋਈ ਕਰ ਸਕਦਾ ਫਿਰ ਇੱਕ ਸਵਾਲ ਉੱਥੇ ਫਿਰ ਆ ਜਾਣਾ ਜੇ ਅਕਥਨੀਆਂ ਹੈ ਤੇ ਫਿਰ ਕਿਉਂ ਕਥਿਆ ਤੇ ਮੈਂ ਇਸ ਦਿਨ ਆਪ ਨੂੰ ਬੇਨਤੀ ਕਰਾਂ ਹੁਣ ਇਹ ਸਾਰੀਆਂ ਜਿਹੜੀਆਂ ਪੰਜ ਗੱਲਾਂ ਆਪਾਂ ਕੀਤੀਆਂ ਨੇ ਕਿ ਅੰਤ ਨਾ ਅੰਤ ਅਨੰਤ ਕਥਨੇ ਨਾ ਜਾਏ ਸਾਰੇ ਇਹ ਸਾਰੇ ਬਚਨ ਆਪਾਂ ਪਹਿਲਾਂ ਪੜ੍ਹ ਕੇ ਆਏ ਆ ਕਿ ਕਥਨਾ ਕਥੀ ਨਾ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਆਪਾਂ ਇਹਨੂੰ ਪੰਜਵੀਂ ਪੌੜੀ ਚ ਪੜ੍ਹ ਕੇ ਆਏ ਆ ਜੇ ਕੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਏ ਇਸ ਨੂੰ ਆਪਾਂ ਫਿਰ ਪੜ ਕੇ ਆਏ ਆ ਅਸੰਖ ਜਪ ਤੇ ਆ ਪੰਜ ਪ੍ਰਵਾਨ ਵਿੱਚ ਉਸ ਵਿੱਚ ਕਿ ਵਾਰਿਆ ਨਾ ਜਾ ਕੁਦਰਤ ਕਵਣ ਕਹਾ ਵਿਚਾਰ ਕੀ ਕਥਾ ਵਾਰਿਆ ਨਾ ਜਾਵਾ ਇੱਕ ਵਾਰ ਮੇਰੇ ਕਹਿਣ ਤੋਂ ਮੁਰਾਦ ਅਸੀਂ ਪਿੱਛੇ ਕਥਾ ਕਰਕੇ ਆਏ ਸਾ ਲਾਹੀ ਸਾ ਲਾਹੇ ਇਤੀ ਸੁਰਤ ਨਾ ਪਾਈਆ ਗੁਰਮਖੋ ਇਹ ਫਿਰ ਅਮੁੱਲ ਚ ਅਸੀਂ ਪਹੁੰਚੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਇਹ ਫਿਰ ਸੋਦਰ ਚ ਪੜਿਆ ਹੋਰ ਕੇਤੇ ਤੋਨੂੰ ਗਾਵਨ ਸੇ ਮੈਂ ਚਿਤ ਆਵਨ ਫਿਰ ਅਕਥਨੀਆਂ ਹੈ ਗੁਰੂ ਸਾਹਿਬ ਜੀ ਨੇ ਇੱਥੇ ਬਖਸ਼ਿਸ਼ ਕੀਤੀ ਰਹਿਮਤ ਕੀਤੀ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਇਹ ਪੰਜ ਦੇ ਪੰਜ ਖੰਡ ਐਵੇਂ ਜਿਹੜੇ ਸਨ ਭਾਵਨਾ ਵਾਲੇ ਆਤਮ ਅਭਿਆਸੀ ਉਹਨਾਂ ਨੇ ਸੱਚੀ ਗੱਲ ਜੇ ਖੰਡ ਦੀ ਵਿਆਖਿਆ ਲਿਖਦਿਆਂ ਲਿਖਦਿਆਂ ਤੋਬਾ ਹੀ ਕਰੀ ਗਏ ਨਹੀਂ ਇਹ ਅਕਥਨੀਆਂ ਹੈ ਹੋਰ ਜਿਹੜਾ ਸਾਡੇ ਵਰਗਾ ਇਹਨੂੰ ਨੈਤਿਕਤਾ ਤੇ ਸਮਾਜਿਕਤਾ ਨਾਲ ਜੋੜਦਾ ਉਹ ਰੋਹਾਨੀਅਤ ਨੂੰ ਛੱਡ ਕੇ ਗੱਲ ਕਰਦਾ ਨਹੀਂ ਪਹਿਲਾਂ ਧਰਮ ਦਾ ਪਤਾ ਲੱਗ ਗਿਆ ਫਿਰ ਮਨ ਦੀ ਸੋਚ ਗਿਆਨ ਲੈਣ ਲੱਗ ਪਈ ਫਿਰ ਮਨ ਅੱਗੇ ਕਮਾਈ ਕਰਨ ਲੱਗ ਪਿਆ ਚੇਤੇ ਰੱਖਿਓ ਮਨ ਮਰ ਜਾਂਦਾ ਇਹਨਾਂ ਖੰਡਾਂ ਦੀ ਗੱਲ ਕਰਦੇ ਆ ਪਰ ਜੋ ਅਸੀਂ ਸਵੇਰੇ ਪੜਿਆ ਧਰਮ ਖੰਡ ਵਿੱਚ ਗੁਰਦੇਵ ਨੇ ਦੋ ਚੀਜ਼ਾਂ ਤੋਂ ਸ਼ੁਰੂਆਤ ਕੀਤੀ ਕਿਉਂਕਿ ਮੈਂ ਤਾਂ ਕਹਿਣ ਲੱਗਾ ਮਹਾਰਾਜ ਗਿਆਨ ਖੰਡ ਦੀ ਵਿਆਖਿਆ ਧਰਮ ਖੰਡ ਨੂੰ ਜੋੜ ਕੇ ਕਰਦੇ ਆ ਤੇ ਮੈਨੂੰ ਇੰਜ ਲੱਗਦਾ ਹੈ ਧਰਮ ਖੰਡ ਤੇ ਗਿਆਨ ਖੰਡ ਇੱਕੋ ਹੀ ਪ੍ਰਕਰਨ ਚੱਲ ਰਿਹਾ ਹੈ ਧਰਮ ਖੰਡ ਵਿੱਚ ਦ੍ਰਿਸ਼ਟਮਾਨ ਚੀਜ਼ਾਂ ਨੇ ਤੇ ਗਿਆਨ ਖੰਡ ਵਿੱਚ ਅਦ੍ਰਿਸ਼ਟ ਤੇ ਵਿਰਾਟਤਾ ਹੈ ਸੱਚ ਇਹ ਵੇ ਗਿਆਨ ਖੰਡ ਬੰਦੇ ਨੂੰ ਵਿਸਮਾਦਿਤ ਕਰਦਾ ਹੈ ਤੇ ਸੱਚ ਇਹ ਕਿ ਗਿਆਨ ਖੰਡ ਬੰਦੇ ਦੀ ਨਿੱਕੀ ਜੀ ਖੌਮੇ ਦੀ ਪੰਡ ਨੂੰ ਮਲਿਆ ਮੇਟ ਕਰ ਦਿੰਦਾ ਹੈ ਕਿ ਤੇਰੀ ਹਸਤੀ ਕੀ ਇਸ ਸੰਸਾਰ 'ਚ ਕਿਉਂਕਿ ਜਿਨ੍ਹਾਂ ਦੀ ਗਿਣਤੀ ਕਰਨੀ ਹੈ ਉਹਨਾਂ ਨੂੰ ਬਹੁਤ ਕੋਈ ਲੋਕਾਂ ਨੇ ਰੱਬ ਬਰਾਬਰ ਕਿਹਾ ਅਸੀਂ ਸ਼ੁਰੂਆਤ ਕੀਤੀ ਧਰਮ ਖੰਡ ਵਿੱਚ ਟਾਈਮ ਔਰ ਸਪੇਸ ਸਮਾਂ ਔਰ ਸਥਾਨ ਇਹਨਾਂ ਤੋਂ ਗੱਲ ਸ਼ੁਰੂ ਹੁੰਦੀ ਅਸੀਂ ਪਾਠ ਸਵੇਰੇ ਕੀਤਾ ਰਾਤੀ ਰੁੱਤੀ ਥਿੱਤੀ ਵਾਰ ਯਾਦ ਰੱਖੋ ਸਮੇਂ ਤੋਂ ਸ਼ੁਰੂਆਤ ਗੁਰੂ ਕਰਦੇ ਆ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਤੇ ਸਵੇਰ ਮੈਂ ਧਰਮਸ਼ਾਲਾ ਦੇ ਅਰਥ ਕੀਤੇ ਸਨ ਤੇ ਧਰਮ ਦੇ ਲਫ਼ਜ਼ੀ ਅਰਥ ਬੇਅੰਤ ਨੇ ਕੋਈ ਪਾਰਾਵਾਰ ਨਹੀਂ ਧਰਮ ਲਫ਼ਜ਼ ਦਾ ਮੈਨੂੰ ਇਹ ਪਤਾ ਰਿਲੀਜਨ ਮਜਬ ਇਸ ਧਰਮ ਸਾਰੇ ਸ਼ਬਦ ਵਰਤ ਨੇ ਗੁਰਮਖੋ ਅਸਲ ਚ ਗੁਰਮਤ ਅਨੁਸਾਰ ਬਾਰਮੁਖੀ ਧਰਮ ਦੇ ਅਰਥ ਵੀ ਨੇ ਹੁਣ ਜਿਵੇਂ ਇੱਕ ਅਸੀਂ ਪਾਠ ਕਰਨੇ ਆ ਰਾਜੇ ਸ਼ੀ ਮੁਕੱਦਮ ਕੁੱਤੇ ਉਹ ਸ਼ਬਦ ਵੀ ਪੜ੍ਹਨੇ ਆ ਇੱਕ ਕੂੜ ਅਮਾਵਸ ਸੱਚ ਤੰਦਰਮਾ ਦੇਸਾ ਨਹੀਂ ਕਿਹ ਚੜਿਆ ਮੇਰੇ ਕਹਿਣ ਤੋਂ ਮੁਰਾਦ ਉਸ ਵਕਤ ਧਰਮ ਦੀ ਗੱਲ ਬਾਹਰਮੁਖੀ ਸੀ ਪਰ ਗੁਰੂ ਜੀ ਨੇ ਕਿਹਾ ਧਰਮ ਪੰਗ ਕਰ ਉੱਡ ਰਿਹਾ ਧਰਮ ਜਿਹੜਾ ਉਹ ਉੱਡ ਗਿਆ ਹੈ ਇਹਦਾ ਮਤਲਬ ਇਹ ਨਹੀਂ ਸੀ ਕਿ ਜਿਹੜਾ ਆ ਧਰਮ ਖਾਂਡੇ ਇਹ ਉੱਡ ਚੁੱਕਾ ਸੀ ਜਿਹੜੇ ਧਰਮ ਦੇ ਸ਼ਬਦ ਸਨ ਧਰਮ ਦੇ ਲਫ਼ਜ਼ ਸਨ ਸਿਰਫ ਉਹ ਸਨ ਖੈਰ ਗੁਰੂ ਜੀ ਨੇ ਇਹ ਤੇ ਫਿਰ ਧਰਮ ਖੰਡ ਵਿੱਚ ਇਹ ਅਰਥ ਆਪਾਂ ਕਰਾਂਗੇ ਮੈਂ ਸਵੇਰੇ ਅਰਥ ਕੀਤੇ ਸਨ ਧਰਮ ਖੰਡ ਜਿਹੜਾ ਧਰਮ ਸ਼ਬਦ ਹੈ ਇਹ ਹੁਕਮ ਦੇ ਬਹੁਤ ਨੇੜੇ ਵੇ ਇਸ ਨੂੰ ਫਿਰ ਬੇਨਤੀ ਨੂੰ ਸੁਣਿਓ ਆਪਾਂ ਕੰਗ ਜੀ ਧਰਮ ਦੇ ਅਰਥ ਆਪਾਂ ਕੀਤੇ ਜੇ ਹਰ ਕੋ ਨਾਮ ਜਪ ਨਿਰਮਲ ਕਰਮ ਇਹ ਬਾਹਰਮੁਖੀ ਹੈ ਪਰ ਜਦੋਂ ਆਪਾਂ ਜਦੋਂ ਕੁਝ ਵੀ ਨਹੀਂ ਸੀ ਇਹ ਧਰਤੀ ਦੇ ਪਸਾਰੇ ਨੂੰ ਜਿੰਨੇ ਥੰਮਿਆ ਗੁਰੂ ਨੇ ਉਸ ਥੰਮਣ ਵਾਲੇ ਰੱਬ ਦੀ ਹੁਕਮ ਨੂੰ ਖੇਡ ਨੂੰ ਧਰਮ ਕਿਹਾ ਹੈ ਉਹਨੂੰ ਹਿੰਦੂ ਸਿੱਖ ਨਹੀਂ ਕਿਹਾ ਮੁਸਲਮਾਨ ਨਹੀਂ ਕਿਹਾ ਮੈਂ ਸੁਭਾ ਕਿਹਾ ਜੋ ਮੈਂ ਖੁੱਲ ਕੇ ਸ਼ਬਦ ਬੋਲਣਾ ਇਸ ਕਰਕੇ ਬੋਲਣਾ ਸੋ ਕਾਲਡ ਧਰਮੀ ਜਿੰਨਾ ਧਰਮ ਸ਼ਬਦ ਦਾ ਅਪਮਾਨ ਕਰਦਾ ਸ਼ਾਇਦ ਇਹਨਾਂ ਅਨਧਰਮੀ ਨਹੀਂ ਜੇ ਕਰਦਾ ਉਹਨੂੰ ਸਮਝ ਨਹੀਂ ਇਸ ਸ਼ਬਦ ਦੀ ਹੁਣ ਅਸੀਂ ਪਾਠ ਕੀਤਾ ਧੌਲ ਧਰਮ ਦਇਆ ਕਾ ਪੂਤ ਧਰਮ ਨਾਲ ਧਰਤੀ ਥੰਮੀ ਹੈ ਤੇ ਉੱਥੇ ਅਸੀਂ ਕਿਹਾ ਧਵਲ ਧਰਮ ਧਵਲ ਹੈ ਧਰਮ ਧਰਮ ਦੇ ਸਹਾਰੇ ਹੈ ਤੇ ਸੱਚ ਇਹ ਵੇ ਕਿ ਉਹ ਧਰਮ ਸ਼ਬਦ ਹੁਕਮ ਦੇ ਬਹੁਤ ਨੇੜੇ ਹੈ ਕਿਉਂਕਿ ਹੁਕਮ ਵਿੱਚੋਂ ਨਿਕਲਿਆ ਤੇ ਹੁਕਮ ਤੋਂ ਬਿਨਾ ਧਰਮ ਤੋਂ ਬਿਨਾ ਧਰਤੀ ਟਿਕ ਹੀ ਨਹੀਂ ਸਕਦੀ ਇੱਥੇ ਧਰਮ ਦਾ ਅਰਥ ਕਾਨੂੰਨ ਕਰ ਲਾਂਗੇ ਸੌਖਾ ਰਹੇਗਾ ਕਿ ਉਹਦਾ ਬਣਾਇਆ ਹੋਇਆ ਕਾਇਦਾ ਕਾਨੂੰਨ ਉਹਦੇ ਵਿੱਚ ਇਹ ਧਰਮ ਹੈ ਅਗਲੀ ਗੱਲ ਕਿ ਅਸਲ 'ਚ ਅਸੀਂ ਪੜਿਆ ਵੀ ਧਰਮ ਨਿਰਮਲ ਕਰਮਾਂ ਦਾ ਨਾਮ ਹੈ ਤੇ ਪਰਮਾਤਮਾ ਦੀ ਇਬਾਦਤ ਦਾ ਨਾਮ ਹੈ ਇੱਕ ਮੈਂ ਲਫ਼ਜ਼ ਹੋਰ ਕਹਿ ਕੇ ਅੱਗੇ ਤੁਰਨਾ ਚਾਹਨਾ ਅਸੀਂ ਧਰਮ ਨੂੰ ਉਸ ਪਰਮ ਸੱਚ ਨਾਲ ਜੋੜ ਕੇ ਫਿਰ ਬਾਹਰਮੁਖੀ ਅਰਥ ਵੀ ਕਰਨੇ ਇਹਨੂੰ ਬੇਨਤੀ ਨੂੰ ਸੁਣਿਓ ਪਰਮ ਸੱਚ ਨਾਲ ਜੋੜ ਕੇ ਕਿਵੇਂ ਅਸੀਂ ਪਰਮ ਸੱਚ ਦੇ ਦੋ ਗੁਣ ਕਹਿੰਨੇ ਆ ਉਹ ਨਿਰਭਉ ਹੈ ਦੂਜਾ ਪਰਮ ਸੱਚ ਦਾ ਗੁਣ ਕਹਿੰਨੇ ਆ ਉਹ ਨਿਰਵੈਰ ਹੈ ਜਿਸ ਵਕਤ ਬਾਹਰਮੁਖੀ ਲੋਕ ਜਿਹੜੇ ਧਰਮ ਨੂੰ ਐ ਜੇ ਧੜੇ ਦੇ ਤੌਰ ਤੇ ਵਿਆਖਿਆ ਕਰਦੇ ਆ ਸੱਚ ਇਹ ਵੇ ਉਦੋਂ ਧਰਮ ਦੇ ਨਾਂ ਥੱਲੇ ਜਦੋਂ ਅਧਰਮ ਕੋਈ ਕਮਾਂਦਾ ਉਦੋਂ ਫਿਰ ਸੱਚਾ ਧਰਮੀ ਖਲੋ ਕੇ ਦੱਸਦਾ ਧਰਮ ਦੇ ਅਰਥ ਕੀ ਨੇ ਜਿਵੇਂ ਆਓ ਥੋੜਾ ਜਿਹਾ ਇੱਕ ਬਚਨ ਅਸੀਂ ਲੈ ਲਈਏ ਤਿਲਕ ਨਿਆਂਯੂ ਰਾਖਾ ਪ੍ਰਭ ਤਾਕਾ ਇਹ ਮੈਂ ਅਰਥ ਕਰ ਲੱਗਾ ਇਹ ਟੀਕਾ ਕਰਨ ਦੇ ਨਹੀਂ ਚਲੋ ਉਸ ਵਿਦਵਾਨ ਨੂੰ ਸਜਦਾ ਬਹੁਤ ਧੜੱਲੇਦਾਰ ਵੀ ਸੁਵਿਦਵਾਨ ਉਹਦਾ ਕੋਈ ਮੁਕਾਬਲਾ ਨਹੀਂ ਸੀ ਉਹ ਆਪਣੇ ਵੇਲੇ 'ਚ ਸਰਦਾਰ ਕਪੂਰ ਸਿੰਘ ਤਿਲਕ ਜੰਯੂ ਰਾਖਾ ਪ੍ਰਭ ਤਾਂਕਾ ਕੀਨੋ ਵੱਡੋ ਕਲੂ ਮੈਂ ਸਾਕਾ ਸਾਧਨ ਖੇਤ ਇਤੀ ਜਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਇਹ ਸ਼ਬਦ ਧਰਮ ਆ ਗਿਆ ਨਾ ਇਸ ਵਿੱਚ ਉਹ ਕਹਿੰਦੇ ਸਨ ਤਿੰਨ ਗੱਲਾਂ ਸਮਝਣ ਵਾਲੀਆਂ ਨੇ ਸਿਰਫ ਉਹਨਾਂ ਕਿਹਾ ਤਿੰਨ ਗੱਲਾਂ ਸਮਝੋ ਇਸ ਵਿੱਚ ਧਰਮ ਦੀ ਰੱਖਿਆ ਹੈ ਇਸ ਵਿੱਚ ਧਰਮ ਦੀ ਆਜ਼ਾਦੀ ਹੈ ਤੇ ਤੀਸਰਾ ਸ਼ਬਦ ਕਿਹਾ ਸੀ ਇਸ ਵਿੱਚ ਧਰਮੀ ਪੁਰਖ ਆਪਣੀ ਆਤਮ ਗੌਰਵਤਾ ਨੂੰ ਕਿਸੇ ਹਾਲਤ ਵਿੱਚ ਜ਼ਮੀਨ ਤੇ ਡਿੱਗਣ ਨਹੀਂ ਦਿੰਦਾ ਮੈਂ ਲਫ਼ਜ਼ ਫਿਰ ਦੁਹਰਾਵਾਂਗਾ ਇਹ ਸ਼ਬਦ ਸਰਦਾਰ ਜੀ ਦੇ ਨੇ ਕਿ ਧਰਮ ਦੀ ਰੱਖਿਆ ਧਰਮ ਦੀ ਆਜ਼ਾਦੀ ਤੇ ਤੀਸਰਾ ਸ਼ਬਦ ਧਰਮੀ ਪੁਰਖ ਕਦੀ ਆਤਮ ਗੌਰਵਤਾ ਨੂੰ ਡਿੱਗਣ ਨਹੀਂ ਦਿੰਦਾ ਧਰਮ ਦੀ ਰੱਖਿਆ ਤੇ ਧਰਮ ਦੀ ਆਜ਼ਾਦੀ ਕੀ ਉਹਨਾਂ ਨੇ ਇੱਕ ਨੁਕਤਾ ਲਿਆ ਵਕੀਲਾਂ ਦੀ ਤਰ੍ਹਾਂ ਕਹਿੰਦੇ ਤਿਲਕ ਜੰਯੂ ਰਾਖਾ ਪ੍ਰਭ ਤਾਕਾ ਉਹਨਾਂ ਦਾ ਸਿੱਖੀ ਦਾ ਨਹੀਂ ਪਰ ਯਾਦ ਰੱਖਿਓ ਬੜਾ ਵਿਸ਼ਾਲ ਹੈ ਧਰਮ ਦਾ ਅਰਥ ਅੱਜ ਇੱਥੇ ਹਰ ਬੰਦਾ ਆਪਣੇ ਧਰਮ ਲਈ ਸਭ ਕੁਝ ਕਰਦਾ ਹੈ ਤੇ ਧਰਮ ਖੰਡ ਨੂੰ ਵੇਖਣ ਵਾਲੀ ਗੁਰੂ ਨਾਨਕ ਦੀ ਜੋਤ ਜੋਧੇ ਦੇ ਧਰਮ ਦੀ ਖਾਤਰ ਵੀ ਸੱਚ ਧਰਮ ਨੂੰ ਖੜਿਆਂ ਕਰਦੀ ਹੈ ਤਾਕਾ ਹੈ ਉਹਨਾਂ ਦਾ ਹੈ ਤਿਲਕ ਨੰਨੂ ਰਾਖਾ ਪ੍ਰਭ ਤਾਕਾ ਉਹਨਾਂ ਦਾ ਆਪਣਾ ਨਹੀਂ ਸ਼ਬਦ ਵਰਤਿਆ ਕਿਨੋ ਬਡੋ ਕਲੂ ਮੈਂ ਸਾਕਾ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਠੀਕ ਹੈ ਅਸੀਂ ਵਕਤ ਅਨੁਸਾਰ ਅਰਥ ਕਰ ਰਹੇ ਹਿੰਦੂ ਧਰਮ ਦੇ ਰਾਖੇ ਹਿੰਦੂ ਧਰਮ ਦੀ ਚਾਦਰ ਪਰ ਸੱਚ ਐਵੇਂ ਉਸ ਵਕਤ ਸਿੰਬਲ ਦੋ ਖਤਰੇ ਸਨ ਸਿਰਫ ਇੱਕ ਤਿਲਕ ਤੇ ਜੰਨੂ ਇਹਦੇ ਅਰਥ ਕਰਨੇ ਚਾਹੀਦੇ ਨੇ ਕਿ ਗੁਰੂ ਤੇਗ ਬਹਾਦਰ ਸੱਚ ਏਵੇਂ ਧਰਮ ਦੀ ਆਜ਼ਾਦੀ ਦਾ ਰਾਖਾ ਹੈ ਫਿਰ ਅਰਜਬਕ ਲੋੜ ਸੀ ਉੰਜ ਸੈਨਾਪਤ ਨੇ ਹਿੰਦ ਦੀ ਚਾਦਰ ਨਹੀਂ ਕਿਹਾ ਉਹਨੇ ਸ਼ਬਦ ਵਰਤਨੇ ਪ੍ਰਗਟ ਪੈ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਤਾਪ ਚਾਦਰ ਕਰਮ ਧਰਮ ਕੀ ਜਿਨ ਪਤ ਰਾਖੀ ਅਟਲ ਕਰੀ ਕਲ ਯੁਗ ਮੈਂ ਸਾਖੀ ਸੇਨਾਪਤੀ ਲਿਖਦਾ ਕਿ ਗੁਰੂ ਤੇਗ ਬਹਾਦਰ ਇਸੇ ਕਰਕੇ ਮੈਂ ਕਈ ਵਾਰੀ ਕਹਿਣਾ ਖਿੰਦ ਦੀ ਚਾਦਰ ਵਰਤਨੇ ਆ ਜਦੋਂ ਗੁਰੂ ਨੂੰ ਸਤਿਗੁਰੂ ਨੂੰ ਕਿਸੇ ਇੱਕ ਖਿੱਤੇ ਨਾਲ ਬੰਨ ਕੇ ਅਰਥ ਕਰੋਗੇ ਮੇਰੀ ਬੇਨਤੀ ਸੁਣੋ ਬਰੀਕੀ ਨਾਲ ਸੁਣਿਓ ਮੈਨੂੰ ਪਤਾ ਖਿੱਤੇ ਨਾਲ ਮੈਂ ਅਰਥ ਕਰਾਂਗਾ ਸੀ ਕਹਾਂਗੇ ਕਿਤੇ ਕਿਸੇ ਏਜੰਸੀ ਦੇ ਬੰਦੇ ਤੇ ਨਹੀਂ ਕਿਉਂਕਿ ਸਾਨੂੰ ਪਤਾ ਹੈ ਵੀ ਅੱਜ ਇਹੋ ਜੀ ਸੋਚ ਹੈ ਗੁਰੂ ਨੂੰ ਕਦੀ ਖਿੱਤੇ ਨਾਲ ਨਹੀਂ ਬੰਨਿਆ ਜਾ ਸਕਦਾ ਇਸੇ ਕਰਕੇ ਮੈਂ ਕਹਿੰਦਾ ਹੁੰਨਾ ਰਾਸ਼ਟਰ ਨਿਰਮਾਤਾ ਮਤ ਬੋਲੋ ਹਿੰਦੁਸਤਾਨ ਵਿੱਚ ਕਿ ਰਾਸ਼ਟਰ ਕੇ ਨਿਰਮਾਤਾ ਰਾਸ਼ਟਰ ਯਾਦ ਰੱਖਿਓ ਇੱਕ ਜ਼ਮੀਨ ਦੀ ਬੰਦੇ ਦੀ ਬਣਾਈ ਕੋਈ ਖੱਦ ਹੈ ਗੁਰੂ ਤਾਂ ਉਸ ਗਿਆਨ ਖੰਡ ਦੀ ਗੱਲ ਕਰਦਾ ਪਿਆ ਜਿੱਥੇ ਕੀਤੀਆਂ ਕਰਮ ਭੂਮੀ ਮੇਰ ਕੇਤੇ ਸੁਣੀਏ ਇਸ ਬੇਨਤੀ ਨੂੰ ਧਰਮ ਕੀ ਹੈ ਹੁਣ ਗੁਰੂ ਜੀ ਨੂੰ ਤੁਸੀਂ ਅਸੀਂ ਦਾਇਰੇ ਚ ਬੰਨਾਂਗੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਜ਼ਮੀਨ ਧਰਤੀ ਦੇ ਉਸ ਖਿੱਤੇ ਤੇ ਹੋਇਆ ਤੇ ਅੱਜ ਇੱਥੇ ਮੱਥੇ ਟੇਕ ਕੇ ਸਾਰੇ ਅਸੀਂ ਕਹਿੰਦੇ ਆ ਕਿ ਗੁਰਦੁਆਰਾ ਸਾਹਿਬ ਜਾਣਾ ਹੈ ਕਿਉਂਕਿ ਗੁਰੂ ਉਸ ਜ਼ਮੀਨ ਦੇ ਖਿੱਤੇ ਤੋਂ ਉੱਪਰ ਉੱਠ ਕੇ ਚੱਲਦਾ ਹੈ ਗੁਰੂ ਸਾਹਿਬ ਨੇ ਇੱਥੇ ਬਖਸ਼ਿਸ਼ ਕੀ ਕੀਤੀ ਉਹਨਾਂ ਨੇ ਭਾਈ ਸਾਹਿਬ ਨੇ ਲਿਖਿਆ ਸੇਨਾਪਤ ਜੀ ਨੇ ਗੁਰੂ ਸਾਹਿਬ ਜੀ ਬਾਰੇ ਉਹ ਕਹਿੰਦੇ ਪ੍ਰਗਟ ਪੈ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਜਿਹੜਾ ਧਰਮ ਸਿਰਫ ਤੇ ਸਿਰਫ ਆਪਣੇ ਬੰਦਿਆਂ ਨੂੰ ਕਹਿੰਦਾ ਸਾਡੇ ਤੇ ਭਰੋਸਾ ਕਰੋ ਤੁਹਾਨੂੰ ਬੀਸ਼ਤ ਥਾਂ ਮਿਲੇਗੀ ਸਾਡੇ ਤੇ ਭਰੋਸਾ ਕਰੋ ਤੁਹਾਡੀ ਸਿਫਾਰਿਸ਼ ਕਰਕੇ ਪਾਪ ਕੱਟੇ ਜਾਣਗੇ ਮੇਰਾ ਬਾਬਾ ਕਹਿੰਦਾ ਮੈਂ ਬਿਲਕੁਲ ਨਹੀਂ ਕਹਿੰਦਾ ਮੇਰੇ ਤੇ ਭਰੋਸਾ ਕਰੋ ਮੈਂ ਇੱਕੋ ਗੱਲ ਕਹਿਣਾ ਰੱਬਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਮੇਰੇ ਖਿੱਤੇ ਨੂੰ ਨਹੀਂ ਇਹ ਦੀ ਸਰਵ ਵਿਆਪਕਤਾ ਧਰਮ ਦੀ ਹਜ਼ੂਰ ਨੇ ਫਿਰ ਦੇਖੋ ਮੇਰੇ ਉਸ ਵਿਸ਼ੇ ਤੇ ਆਵਾਂ ਮੈਂ ਉਹ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਅੱਗੇ ਉਹ ਕਹਿੰਦੇ ਕਰਮ ਧਰਮ ਕੀ ਜਿਨ ਪਤ ਰਾਖੀ ਅਟਲ ਕਰੀ ਕਲਯੁਗ ਮੈਂ ਸਾਖੀ ਇਤੇ ਸਰਦਾਰ ਕਪੂਰ ਸਿੰਘ ਕਹਿੰਦੇ ਤਿਲਕ ਜੰਯੂ ਕਾ ਅਰਥ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਆਜ਼ਾਦੀ ਤੇ ਵਿਸ਼ਵਾਸ ਕਰਦੇ ਆ ਜਿਹਨੂੰ ਅੱਜ ਕੱਲ ਹਿਊਮਨ ਰਾਈਟਸ ਕਹਿੰਦੇ ਆ ਜੀ ਇਸ ਤਰ੍ਹਾਂ ਹੀ ਨਾ ਇਨਸਾਨੀ ਹੱਕ ਹਕੂਕ ਪਰ ਸੱਚੇ ਵੇ ਅਸਾਨੀ ਹੱਕਾਂ ਦਾ ਪਹਿਲਾ ਸ਼ਹੀਦ ਗੁਰੂ ਤੇਗ ਬਹਾਦਰ ਚਾਂਦਨੀ ਚੌਂਕ ਵਿੱਚ ਹੈ ਇੱਕ ਬੰਦੇ ਨੂੰ ਜੀਣ ਦਾ ਹੱਕ ਹੈ ਮੇਰੇ ਵਿਚਾਰ ਨਹੀਂ ਮਿਲਦੇ ਫਿਰ ਬੇਨਤੀ ਕਰਿਓ ਸੁਣਿਓ ਵੀ ਇੱਕ ਤਿਲਕ ਜੰਨੂ ਰਾਖਾ ਪ੍ਰਭਤਾ ਕਾ ਕੀਨੋ ਬਡੋ ਕਲੂ ਮੈਂ ਸਾਕਾ ਸਾਧਨ ਖੇਤ ਇਤੀ ਜਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਆਪਾਂ ਤਿੰਨ ਸ਼ਬਦਾਂ ਦੇ ਅਰਥ ਕਰ ਰਹੇ ਹਾਂ ਅਗਲਾ ਹੈ ਧਰਮ ਖੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਇੱਥੇ ਫਿਰ ਗੱਲ ਨੂੰ ਖੋਲ ਦਿੱਤਾ ਕਿ ਤਿਲਕ ਜੰਨੂ ਇੱਕ ਇੱਕ ਸਿਰਫ ਸੰਪਰਦਾ ਦੇ ਚਿੰਨ ਨੇ ਪਰ ਗੁਰੂ ਨੂੰ ਸਿਰਫ ਇਹ ਚਨਾ ਬੰਨਿਓ ਸੱਚ ਇਹ ਵੇ ਕਿ ਗੁਰੂ ਸੱਚ ਧਰਮ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਲਗਾ ਹੈ ਫਿਰ ਬੇਨਤੀ ਸੱਚ ਧਰਮ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਗੁਰਮਖੋ ਇਹ ਧਰਮ ਖੇਤ ਜਿਹੜਾ ਸਾਕਾ ਹੈ ਇਹ ਧਰਮ ਦੀ ਰੱਖਿਆ ਹੈ ਧਰਮ ਦੀ ਰੱਖਿਆ ਹੈ ਹੁਣ ਆਪਾਂ ਕਹਾਂਗੇ ਦੋ ਸ਼ਬਦ ਹੋ ਗਏ ਧਰਮ ਦੀ ਆਜ਼ਾਦੀ ਧਰਮ ਦੀ ਰੱਖਿਆ ਇਹ ਵੀ ਬਹੁਤ ਜ਼ਰੂਰੀ ਹੈ ਧਰਮ ਦੀ ਆਜ਼ਾਦੀ ਤਾਂ ਚਿਲਕ ਜੰਨੂ ਪਰ ਧਰਮ ਦੀ ਰੱਖਿਆ ਦੇ ਅਰਥ ਫਿਰ ਵੀ ਕੇਵਲ ਸੰਪਰਦਾ ਨਾ ਕਰੀਏ ਜਿਸ ਚੀਜ਼ ਨੂੰ ਸਦੀਆਂ ਤੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਧਰਮੀ ਨਿਰਭਉਖ ਹੈ ਧਰਮੀ ਨਿਰਵੈਰ ਹੈ ਧਰਮੀ ਕਿਸੇ ਨਾਲ ਵੈਰ ਨਹੀਂ ਕਮਾਂਦਾ ਸੱਚ ਇਹ ਵੇ ਨਿਰਭਉ ਤੇ ਨਿਰਵੈਰ ਰੱਬ ਦੇ ਗੁਣ ਦੀ ਜੇ ਕਿਸੇ ਵਿਆਖਿਆ ਕੀਤੀ ਤੇ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਫਿਰ ਉਹਨਾਂ ਨੇ ਉਹ ਧਰਮ ਰੱਖਿਆ ਜੋ ਜੋ ਧਰਮ ਅਟਲ ਹੈ ਤੇ ਨਾਲ ਬੇਨਤੀ ਮੈਂ ਕੀਤੀ ਸੀਸ ਦੀਆ ਪਰ ਸਿਰਰ ਮੈਨੂੰ ਪਤਾ ਸਾਰੇ ਟੀਕਾਕਾਰਾਂ ਨੇ ਸੱਜਣਾ ਨੇ ਸਿਰ ਦੇ ਅਰਥ ਕੀਤੇ ਨੇ ਸਿਰੜ ਸਿਦਕ ਪਰ ਸਰਦਾਰ ਸਾਹਿਬ ਕਹਿੰਦੇ ਆ ਸਿਰ ਸ਼ਬਦ ਜਿਹੜਾ ਅਰਬੀ ਦਾ ਹੈ ਇਹਦੇ ਸਿਰੜ ਦੇ ਅਰਥ ਨਾ ਕੇਵਲ ਕਰੋ ਕਈ ਵਾਰੀ ਕਈ ਬੰਦੇ ਇੰਨੇ ਸਿਰੜੀ ਹੁੰਦੇ ਆ ਔਗਣਾ ਨਾਲ ਭਰੇ ਮਾਰ ਖਾਂਦੇ ਵੀ ਆਪਣਾ ਮੂੰਹ ਨਹੀਂ ਖੋਲਦੇ ਹੱਟ ਤੋਂ ਵੀ ਕਰ ਜਾਂਦੇ ਇੱਥੇ ਉਹ ਕਹਿੰਦੇ ਸਨ ਸਿਰ ਦਾ ਅਰਥ ਹੈ ਕਿ ਧਰਮੀ ਪੁਰਸ਼ ਉਸ ਆਤਮਿਕ ਮੰਡਲ ਵਿੱਚ ਵਿਚਰ ਰਿਹਾ ਹੈ ਜਿੰਨੂੰ ਦੁਨੀਆਦਾਰ ਫੋਕਾ ਅਧਰਮੀ ਬੰਦਾ ਉਹਦੇ ਅਕੀਦੇ ਤੋਂ ਥੱਲੇ ਸੱਟਣਾ ਚਾਹੁੰਦਾ ਹੈ ਗੁਰੂ ਤੇਗ ਬਹਾਦਰ ਨੇ ਆਪਣਾ ਸਿਰ ਦੇ ਦਿੱਤਾ ਪਰ ਧਰਮ ਦੀ ਉੱਚਤਾ ਨੂੰ ਜ਼ਮੀਨ ਤੇ ਰੁੱਲ ਨਹੀਂ ਦਿੱਤਾ ਜਿਹਨੂੰ ਕਿਹਾ ਨਾਟਕ ਚੇਟਕ ਕੀਏ ਕੁਕਾਜਾ ਮੈਂ ਫਿਰ ਬੇਨਤੀ ਕਰਾਂਗਾ ਕਿ ਅਸਲ 'ਚ ਧਰਮ ਨੂੰ ਉਹ ਜੇ ਮਹਾਰਾਜ ਨੂੰ ਕਹਿੰਦੇ ਤੁਸੀਂ ਝੁਕ ਜਾਓ ਗੁਰੂ ਕਹਿੰਦਾ ਨਹੀਂ ਇਹ ਸੀਸ ਇਹ ਸਰੀਰ ਇੱਕ ਦਿਨ ਜਾਣਾ ਪਰ ਮੇਰਾ ਝੁਕਣਾ ਸੱਚ ਧਰਮ ਨੂੰ ਠੇਸ ਹੋਵੇਗੀ ਇਹਦੀ ਝੁਕਣ ਦੇਣਾ ਸੱਚ ਧਰਮ ਮੈਂ ਫਿਰ ਬੇਨਤੀ ਕਰਾਂ ਨਿਰਭਉ ਤੇ ਨਿਰਵੈਰਤਾ ਪਿਛਲੇ ਦਿਨੀ ਇੱਕ ਸਵਾਲ ਕਰਨ ਆਏ ਚਲੋ ਘਰ ਬੈਠੇ ਸਾਂ ਉਹ ਬੱਚੀ ਆਈ ਚੈਨਲ ਤੋਂ ਵੀ ਧਰਮ ਉੱਤੇ ਰਾਜਨੀਤੀ ਹਾਵੀ ਹੋ ਗਈ ਮੈਂ ਇੱਕ ਬੇਨਤੀ ਕੀਤੀ ਜਿਹਦੇ ਉੱਤੇ ਹਾਵੀ ਹੋ ਗਈ ਉਹ ਧਰਮ ਹੀ ਨਹੀਂ ਹੈਗਾ ਧਰਮ ਨਹੀਂ ਹੈਗਾ ਧਰਮ ਸਦੀਆਂ ਬਾਅਦ ਕਿਤੇ ਨਿਕਲਦਾ ਹੈ ਜਦੋਂ ਨਿਕਲਣ ਲੱਗਦਾ ਹੈ ਸੱਚ ਇਹ ਉਹਦੇ ਤੇ ਹਰ ਰਾਜਨੀਤੀ ਉਹਦੇ ਪੈਰਾਂ 'ਚ ਰੁੱਲ ਲੱਗ ਪੈਂਦੀ ਹੈ ਉਹ ਧਰਮ ਨਹੀਂ ਹੁੰਦਾ ਧਰਮ ਦੇ ਨਾਂ ਥੱਲੇ ਹੁੰਦਾ ਹੈ ਉਹ ਜਿਹਦੇ ਨਾਂ ਥੱਲੇ ਹੁੰਦਾ ਉਹ ਵੀ ਧਰਮ ਨਹੀਂ ਹੁੰਦਾ ਇਹੀ ਗੱਲ ਸਰਮਦ ਨੇ ਕਹੀ ਜਦੋਂ ਨਮਾਜ਼ ਪੜਨ ਗਿਆ ਜਾਮਾ ਮਸਜਿਦ ਉਹ ਉਹਨੇ ਕਾਜੀ ਨੇ ਜੋ ਬਾਗ ਦਿੱਤੀ ਮੁੱਲਾ ਨੇ ਉੱਚੀ ਸਾਰੀ ਖੁਦਾ ਖੁਦਾ ਕਾਜੀ ਵੀ ਰੰਗਜ਼ੇਵ ਕਿਹਾ ਉਹਨੇ ਅਸ ਕੇ ਕਿਹਾ ਜਿਹੜੇ ਖੁਦਾ ਦੀ ਤੂੰ ਗੱਲ ਕਰਨਾ ਮੇਰੇ ਪੈਰਾਂ 'ਚ ਰਹਿੰਦਾ ਹੈ ਸਰਮਦ ਦੀਆਂ ਰੁਬਾਈਆਂ ਪੜਨ ਵਾਲੀਆਂ ਨੇ ਪਟਿਆਲਾ ਯੂਨੀਵਰਸਿਟੀ ਨੇ ਛਾਪੀਆਂ ਨੇ ਕਿਆ ਸਿਦਕ ਦੀ ਉਹਦੀ ਗੱਲ ਉਹਨੇ ਕਿਹਾ ਦੇਖੋ ਬਾਦਸ਼ਾਹ ਨੂੰ ਇਹ ਗੁਸਤਾਖ ਇਹ ਸ਼ਬਦ ਕਿਵੇਂ ਕਹਿ ਰਿਹਾ ਪਾਕ ਅੱਲਾ ਲਈ ਉਹਨੇ ਕਿਹਾ ਮੈਂ ਤੇਰੇ ਧਰਮ ਲਈ ਰੱਬ ਲਈ ਕਹਿ ਰਿਹਾ ਆਪਣੇ ਲੱਭ ਲਈ ਨਹੀਂ ਮੇਰਾ ਰੱਬ ਤਾਂ ਸਿਰਾਂ ਦਾ ਸਿਰ ਦਾ ਤਾਜ ਹੈ ਕਰੋੜਾਂ ਬ੍ਰਹਮੰਡਾਂ ਦਾ ਹੈ ਲਾ ਇਲਾ ਇਲਾ ਜਿਹਨੂੰ ਕਹਿੰਨਾ ਮੈਂ ਤੇਰਾ ਧਰਮ ਤਾਂ ਕਿਹਾ ਕਿਉਂਕਿ ਤੇਰੀ ਸੁਰਤ ਸਿਰਫ ਤੇ ਸਿਰਫ ਬਾਦਸ਼ਾਹ ਨੂੰ ਖੁਸ਼ ਕਰਕੇ ਰੁਪਈਏ ਕਮਾਣ ਲਈਏ ਜਿਹਨੂੰ ਤੂੰ ਧਰਮ ਸਮਝਿਆ ਮੇਰੇ ਪੈਰਾਂ ਥੱਲੇ ਰੋਲਦਾ ਹੈ ਮੇਰੀ ਬੇਨਤੀ ਸਮਝੇ ਧਰਮ ਦੀ ਗੌਰਵਤਾ ਪਰ ਗੁਰੂ ਸਾਹਿਬ ਨੇ ਚਲੋ ਸਾਨੂੰ ਬਖਸ਼ਿਸ਼ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਆਜ਼ਾਦੀ ਧਰਮ ਦੀ ਰੱਖਿਆ ਧਰਮੀ ਪੁਰਖ ਦੀ ਗੌਰਵਤਾ ਲਈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਹਾ ਹਮ ਇਹ ਕਾਜ ਜਗਤ ਮੋ ਆਏ ਮੱਲਾ ਮਰਲਨੀ ਧਰਮ ਹੇਤ ਗੁਰਦੇ ਪਠਾਏ ਜਹਾਂ ਤਾਂ ਤੁਮ ਧਰਮ ਵਿਥਾਰੋ ਦੁਸ਼ਟ ਦੋਖੀਨ ਪਕਰ ਪਛਾਰੋ ਯਾਹੀ ਕਾਜ धरा हम ਜਨਮੰਗ ਸਮਝ ਲਿਓ ਸਾਧੂ समनमंग ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਮੈਂ ਬੇਨਤੀ ਕਰਾਂਗਾ ਉਹ ਸ਼ਬਦ ਧਰਮ ਸੀ ਹੁਣ ਇਸ ਤੋਂ ਅਗਲੀ ਗੱਲ ਜਦੋਂ ਅਸੀਂ ਰੋਜ਼ ਅਰਦਾਸ ਕਰਨੇ ਆ ਚਲੋ ਵੈਸੇ ਕੱਲ ਮੈਂ ਅਰਜ਼ ਕਰਾਂਗਾ ਕਿ ਕਰਮ ਖੰਡ ਵਿੱਚ ਸੂਰਮੇ ਜਾਂਦੇ ਆ ਮਾਂ ਬਲੀ ਜੋਧੇ ਜਾਂਦੇ ਆ ਸ਼ਹੀਦਾਂ ਦਾ ਨਿਵਾਸ ਕਰਮਖੰਡ ਹੈ ਤੇ ਕਰਮਖੰਡ ਤੇ ਸੱਚਖੰਡ ਦੋ ਪੌੜੀਆਂ ਨਹੀਂ ਹੁੰਦੀਆਂ ਇੱਕੋ ਹੀ ਪੌੜੀ ਹੈ ਚਲੋ ਸਵੇਰ ਦੇਖਾਂਗੇ ਉਸ ਪਰ ਇੱਥੇ ਮੈਂ ਫਿਰ ਬੇਨਤੀ ਕਰਾਂ ਜਦੋਂ ਅਸੀਂ ਅਰਦਾਸ ਕਰਨੇ ਮੈਂ ਕਹਿੰਨਾ ਅਰਦਾਸ ਬਣਾਣ ਹਾਰਿਆਂ ਨੂੰ ਨਮਸਕਾਰ ਜਦੋਂ ਉਹਨਾਂ ਸ਼ਬਦ ਚੁਣੇ ਐਸੇ ਕਮਾਲ ਦੇ ਸ਼ਬਦ ਚੁਣੇ ਉਹਨਾਂ ਨੇ ਸ਼ਹੀਦਾਂ ਦੀ ਸ਼ੁਰੂਆਤ ਧਰਮ ਤੋਂ ਕੀਤੀ ਉਸ ਪਦੇ ਦੀ ਸੰਪੂਰਨਤਾ ਵੀ ਧਰਮ ਤੋਂ ਕੀਤੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਫਿਰ ਬੇਨਤੀ ਸੁਣਿਓ ਆਪਸੀ ਲੜਾਈ ਹੇਤ ਨਹੀਂ ਕੁਰਸੀ ਹੇਤ ਨਹੀਂ ਵੈਰ ਹੇਤ ਨਹੀਂ ਧਰਮ ਹੇਤ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੁਕਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਅੱਗੇ ਧਰਮ ਨਹੀਂ ਹਾਰਿਆ ਉਹ ਕਿਹੜਾ ਧਰਮ ਸੀ ਜੀ ਫਿਰ ਬੇਨਤੀ ਸੁਣੋ ਜਦੋਂ ਭਾਈ ਤਾਰੂ ਸਿੰਘ ਨੂੰ ਸ਼ਹੀਦ ਕਰਦੇ ਪਏ ਚਿੰਨ ਤਾਂ ਉਹਦੇ ਕਿਰਪਾਨ ਨਹੀਂ ਦਿਸਦੀ ਸਾਨੂੰ ਪਰ ਫਿਰ ਮੈਂ ਬੇਨਤੀ ਕਰਾਂਗਾ ਉਹਨੇ ਉਸ ਸਿੰਬਲ ਦੀ ਖਾਤਰ ਵੀ ਜਿੰਨੇ ਗੁਰੂ ਨੇ ਕਿਹਾ ਇਹ ਮੇਰੀ ਮੋਹਰ ਹੈ ਉਹਨਾਂ ਕਿਹਾ ਧਰਮ ਮੈਂ ਸਮਝਣਾ ਪਰ ਮੇਰੇ ਗੁਰੂ ਨੇ ਧਰਮ ਦੇ ਰਸਤੇ ਤੇ ਚੱਲਣ ਲਈ ਮੈਨੂੰ ਇਹ ਚਿੰਨ ਦਿੱਤਾ ਇਹ ਇਹ ਬਖਸ਼ਿਸ਼ ਉਹਨੇ ਦਿੱਤੀ ਰੱਬ ਨੇ ਸੱਚ ਏਵੇਂ ਉਹਨੇ ਆਪਣਾ ਸੀਸ ਦੇ ਦਿੱਤਾ ਪਰ ਗੁਰੂ ਦਾ ਦਿੱਤਾ ਧਰਮ ਨਹੀਂ ਆ ਰਿਹਾ ਖੋਪੜੀ ਦੇ ਦਿੱਤੀ ਫਿਰ ਬੇਨਤੀ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਖਾ ਰਿਹਾ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਗੁਰਮਖੋ ਇਹਨਾਂ ਧਰਮੀਆਂ ਨੂੰ ਆਪਾਂ ਰੋਜ਼ ਚੇਤੇ ਕਰਨੇ ਮੈਂ ਤਾਂ ਥੋੜਾ ਜਿਹਾ ਪਿਛਲੇ ਪੌੜੀ ਤੇ ਆਇਆ ਕਿਉਂਕਿ ਗਿਆਨ ਖੰਡ ਤੇ ਧਰਮ ਖੰਡ ਸਾਂਝਾ ਵਿਚਾਰ ਹੈ ਇਸੇ ਕਰਕੇ ਗੁਰੂ ਨੇ ਧਰਮ ਖੰਡ ਦੀ ਤੁਕ ਗਿਆਨ ਖੰਡ ਵੀ ਦਰਜ ਕੀਤੀ ਹਜ਼ੂਰ ਨੇ ਸਵੇਰ ਕਿਹਾ ਭਾਈ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ ਤਿਸ ਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਅਨੇਕਾਂ ਨਾਮ ਨੇ ਪਰ ਇਹ ਗੱਲ ਯਾਦ ਰੱਖਿਓ ਤੂੰ ਧਰਮ ਮੰਨਣਾ ਹੈ ਕਿ ਨਹੀਂ ਤੂੰ ਨਾਮ ਮੰਨਣਾ ਹੈ ਕਿ ਨਹੀਂ ਪਰ ਜੋ ਕਰਮ ਤੂੰ ਕਰਨਾ ਪਿਆ ਉਹਦਾ ਧਰਮ ਹੈ ਉਹਦਾ ਵਿਧਾਨ ਹੈ ਤੇਰੇ ਕਰਮਾਂ ਦਾ ਲੇਖਾ ਹੋਵੇਗਾ ਕਰਮੀ ਕਰਮੀ ਹੋਏ ਜੋ ਤੂੰ ਕਰਮ ਕਰ ਰਿਹਾ ਵਿਚਾਰ ਹੋਵੇਗੀ ਨਾਲ ਕਿਆ ਯਾਦ ਰੱਖੀ ਫੋਕੀ ਗੱਲ ਨਹੀਂ ਤੇ ਜਿਹੜਾ ਬੰਦਾ ਗੁਰਮਖੋ ਜਪਜੀ ਸਾਹਿਬ ਦੀਆਂ ਇਹ ਸੱਚ ਦੀਆਂ ਰਹਿਮਤ ਭਰੀਆਂ ਪੌੜੀਆਂ ਸੁਣ ਕੇ ਫਿਰ ਵੀ ਬੇਈਮਾਨੀ ਨਾਲ ਅਰਥ ਕਰੇ ਕੋਈ ਨਹੀਂ ਜੇ ਲੇਖਾ ਪੁੱਛਦਾ ਕੋਈ ਨਹੀਂ ਜੇ ਵਿਚਾਰ ਯਾਦ ਰੱਖਿਓ ਉਹ ਆਪਣੇ ਗੁਰੂ ਨੂੰ ਗੋਪਦਾ ਪਿਆ ਹੈ ਜੋ ਗੁਰੂ ਕਹਿ ਰਿਹਾ ਨੂੰ ਲੁਕਾ ਰਿਹਾ ਹੈ ਕਰਮੀ ਕਰਮੀ ਕੋਈ ਵਿਚਾਰ ਸੱਚਾ ਆਪ ਕਹਿੰਦੇ ਧੱਕਾ ਨਹੀਂ ਗੁੰਦਾ ਉਹ ਖੁਦ ਸੱਚਾ ਹੈ ਉਹਦਾ ਦਰਬਾਰ ਸੱਚਾ ਹੈ ਸੱਚਾ ਆਪ ਸੱਚਾ ਦਰਬਾਰ ਪਰ ਇੱਥੇ ਮੈਂ ਬੇਨਤੀ ਕੀਤੀ ਧਰਮ ਖੰਡ ਚੋਂ ਸੁਰਤ ਚੁੱਕ ਕੇ ਗੁਰੂ ਪੰਜਵੇਂ ਖੰਡ ਚ ਲੈ ਆਇਆ ਫਿਰ ਸੁਣਿਓ ਕਰਮੀ ਕਰਮੀ ਹੋਏ ਵਿਚਾਰ ਇਹ ਤੇਰਾ ਧਰਮ ਖੰਡ ਹੈ ਸੱਚਾ ਆਪ ਸੱਚਾ ਦਰਬਾਰ ਸੱਚ ਖੰਡ ਵਸੈ ਨਿਰੰਕਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਨ ਪੰਚ ਪ੍ਰਵਾਨ ਤਿੱਥੈ ਭਗਤ ਵਸੈ ਕੇ ਲੋ ਇਹਦਾ ਮਤਲਬ ਧਰਮ ਖੰਡ ਵਿੱਚ ਰਹਿਣ ਵਾਲਿਆ ਇਹ ਤੇਰੀ ਤਿਆਰੀ ਹੁੰਦੀ ਹੈ ਖੰਡ ਵਸਣ ਵਾਸਤੇ ਫਿਰ ਬੇਨਤੀ ਧਰਮ ਖੰਡ ਹੈ ਗੁਰੂ ਜੀ ਕਹਿੰਦੇ ਤਿੱਥੈ ਸੋਨ ਪੰਚ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੈ ਪਾਏ ਉਥੈ ਤੂੰ ਇੱਥੋਂ ਤੁਰਨਾ ਇਸ ਖੰਡ ਤੋਂ ਅੱਗੇ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜੈ ਨਾਲ ਹੀ ਸਟੈਂਪ ਲਾ ਦਿੱਤੀ ਰੁਕ ਜਾ ਤੈਨੂੰ ਮੈਂ ਇੰਨਾ ਕੋ ਇਸ਼ਾਰਾ ਕਰ ਦਿੱਤਾ ਪਰ ਚੇਤੇ ਰੱਖੀ ਜੋ ਮੈਂ ਤੈਨੂੰ ਵਹਿ ਗੁਰੂ ਜੀ ਸੱਚ ਜੇ ਅੱਜ ਜਦੋਂ ਅਸੀਂ ਸੂਖਸ਼ਮ ਸਰੀਰ ਆ ਸਥੂਲ ਛੱਡ ਕੇ ਨਿਕਲਾਂਗੇ ਸਰੀਰ ਦੀ ਸੋਜੀ ਰੂਹ ਨੂੰ ਪਤਾ ਤੇ ਹੈ ਨਾ ਜਦੋਂ ਦਾ ਨਵੇੜਾ ਨਹੀਂ ਹੋ ਰਿਹਾ ਗੁਰੂ ਜੀ ਕਹਿੰਦੇ ਮੈਂ ਤੈਨੂੰ ਸੱਚ ਦੱਸ ਦਿੱਤਾ ਪਰ ਭੈ ਚ ਦੱਸਿਆ ਇਹ ਪਤਾ ਉਦੋਂ ਲੱਗੇਗਾ ਮੇਰੀਆਂ ਗੱਲਾਂ ਨੂੰ ਉਦੋਂ ਯਾਦ ਕਰੇਗਾ ਜਦੋਂ ਇਥੋਂ ਤੁਰੇਗਾ ਨਾਨਕ ਗਿਆ ਜਾਪੈ ਜਾਏ ਉਥੇ ਹੁਣ ਇੱਥੇ ਜਦੋਂ ਸਤਿਗੁਰੂ ਨੇ ਧਰਮ ਖੰਡ ਦੱਸ ਦਿੱਤਾ ਤੇ ਸੁਭਾ ਮੈਂ ਬੇਨਤੀ ਕੀਤੀ ਸੀ ਕਿ ਸਿੱਧੇ ਜੇ ਧਰਮ ਦੇ ਲਫ਼ਜ਼ ਜੇ ਕਿ ਕਰਮ ਚੰਗੇ ਕਰੀ ਰੱਬ ਦਾ ਨਾਮ ਜਪੀ ਸਿਮਰਨ ਸਾਡੀ ਬਾਣੀ ਤੇ ਸਾਡੇ ਕਰਮ ਚੰਗੇ ਸਾਡੀ ਦਿੱਤੀ ਗੁਰੂ ਦੀ ਰਹਿਤ ਇਹ ਇਹਦੇ ਵਿੱਚ ਆਜਦਾ ਹੁਣ ਅੱਗੇ ਜੀ ਬਚਨ ਧਰਮ ਖੰਡ ਕਾ ਇਹੋ ਧਰਮ ਇਹ ਪੌੜੀ ਅਗਲੀ ਹੈ ਪਰ ਜੋੜਦੀ ਪਿਛਲੇ ਨਾਲ ਪਈ ਹੈ ਪੌੜੀ ਅਗਲੀ ਹੈ ਧਰਮ ਖੰਡ ਕਾ ਇਹੋ ਧਰਮ ਧਰਮ ਦੇ ਟੁਕੜੇ ਦਾ ਧਰਮ ਦੇ ਭਾਗ ਦਾ ਧਰਮ ਦੇ ਹਿੱਸੇ ਦਾ ਇਹ ਹੀ ਧਰਮ ਹੈ ਇਹ ਹੀ ਧਰਮ ਹੈ ਰਾਤੀ ਰੁੱਤੀ ਥਿੱਤੀ ਵਾਰ ਇਹ ਧਰਮ ਹੈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਮੈਂ ਆਖਾਂ ਮੈਂ ਫਿਰ ਬੇਨਤੀ ਕਰਾਂਗਾ ਭਾਵੇਂ ਚਲੋ ਆਖੋ ਦਰਥੇ ਵੀ ਸੰਬੋਧ ਕੀ ਹੋ ਸਕਦਾ ਆਖੋ ਜੀ ਸਮਝਾਓ ਜੀ ਇਹ ਗੁਰੂ ਸਾਹਿਬ ਕਹਿੰਦੇ ਮੈਂ ਹੁਣ ਕਹਿਣ ਲੱਗਾ ਧਰਮ ਖੰਡ ਕਾ ਇਹੋ ਧਰਮ ਧਰਮ ਖੰਡ ਦਾ ਵਰਤਾਰਾ ਇਹ ਵੇ ਹੁਣ ਅੱਗੇ ਕੀ ਗਿਆਨ ਖੰਡ ਕਾ ਆਖੋਂ ਕਰਮ ਜਿਹੜੀ ਗਿਆਨ ਖੰਡ ਦੇ ਵਿੱਚ ਰੱਬ ਦੀ ਖੇਡ ਵਰਦੀ ਹੈ ਜਿਹੜੇ ਉਹਦੇ ਵਰਤਾਰੇ ਨੇ ਇਹ ਤੇ ਕਰਮ ਦਾ ਅਰਥ ਬਖਸ਼ਿਸ਼ ਨੇ ਕਰਮ ਵਰਤਾਰਾ ਕੰਮ ਹੁਣ ਗਿਆਨ ਖੰਡ ਵਿੱਚ ਕਰਮ ਕੀ ਹੈ ਕੀ ਵਰਤਾਰਾ ਹੈ ਗੁਰੂ ਜੀ ਕਹਿੰਦੇ ਹੁਣ ਅੱਗੇ ਚੱਲ ਆ ਮੈਂ ਤੈਨੂੰ ਦੱਸਾਂ ਗਿਆਨ ਖੰਡ ਕੀ ਹੈ ਹੁਣ ਇੱਥੇ ਥੋੜਾ ਜਿਹਾ ਰੋਕ ਕੇ ਇੱਥੇ ਇੱਕ ਤਾਂ ਇਸ ਗਿਆਨ ਦੀ ਵਿਆਖਿਆ ਬੋਧਕ ਗਿਆਨ ਨਾਲ ਨਹੀਂ ਕਰਨੀ ਜੋ ਮੈਂ ਮਹਿਸੂਸ ਕਰ ਰਿਹਾ ਵੀ ਬੋਧ ਗਿਆਨ ਨਾਲ ਨਹੀਂ ਇਹ ਗਿਆਨ ਖੰਡ ਅੰਤਰ ਦ੍ਰਿਸ਼ਟੀ ਤੋਂ ਪੈਦਾ ਹੋਇਆ ਦਿਵਿਆ ਗਿਆਨ ਹੈ ਫਿਰ ਬੇਨਤੀ ਇਹ ਦਿਵ ਦ੍ਰਿਸ਼ਟੀ ਸ਼ਬਦ ਦੀ ਵਰਤੋਂ ਤਾਂ ਵੀ ਕਹੇਗਾ ਕਿਉਂਕਿ ਬਾਬਾ ਜੀ ਬੈਠੇ ਇਸ ਇਸ ਧਰਤੀ ਤੇ ਨੇ ਫਰਸ਼ ਤੇ ਨੇ ਤੇ ਸੂਚਨਾਵਾਂ ਜਾਣਕਾਰੀਆਂ ਉਤੋਂ ਦੀਆਂ ਲਾ ਰਹੇ ਨੇ ਜਿੱਥੇ ਬੰਦਾ ਅਜੇ ਤਾਂ ਫਿਜ਼ੀਕਲ ਤੌਰ ਤੇ ਜਾ ਵੀ ਨਹੀਂ ਸਕਦਾ ਇਹਦੇ ਵਿੱਚ ਬੀਤੇ ਦੀ ਵੀ ਗੱਲ ਕਰਦੇ ਪਏ ਆ ਤੇ ਆਉਣ ਵਾਲੇ ਦੀ ਵੀ ਗੱਲ ਕਰਦੇ ਆ ਹੁਣ ਇਹ ਗਿਆਨ ਕੀ ਹੈ ਮੈਂ ਕਿਹਾ ਇਹ ਬੋਧਿਕ ਗਿਆਨ ਨਹੀਂ ਇਹ ਦਿਵਿਆ ਗਿਆਨ ਅੰਤਰ ਦ੍ਰਿਸ਼ਟੀ ਚੋਂ ਉਪਜਿਆ ਗਿਆਨ ਸੱਚ ਇਹ ਵੇ ਇਹ ਦਿਵ ਦ੍ਰਿਸ਼ਟੀ ਵਿੱਚੋਂ ਪੈਦਾ ਹੋਇਆ ਮੇਰੇ ਗੁਰੂ ਨਾਨਕ ਰੱਬ ਦੇ ਆਪਣੇ ਆਪੇ ਚੋਂ ਨਿਕਲਿਆ ਗਿਆਨ ਗੁਰੂ ਸਾਹਿਬ ਜੀ ਬਾਣੀ ਚ ਉਂਝ ਮੈਂ ਫਿਰ ਬੇਨਤੀ ਕਰਾਂ ਜਿਤਨੇ ਭਗਤ ਨੇ ਮਹਾਪੁਰਖ ਨੇ ਨਾ ਇੱਕ ਵਾਰ ਮੰਜੀ ਸਾਹਿਬ ਅਰਜ਼ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਏਵੇਂ ਕਿਸੇ ਪੰਡਿਤ ਦੀ ਬਾਣੀ ਨਹੀਂ ਪੰਡਿਤ ਸ਼ਬਦ ਦਾ ਅਰਥ ਵਿਦਵਾਨ ਫਿਰਕੇ ਨਾਲ ਨਹੀਂ ਪੰਡਿਤ ਦੀ ਸ਼ਬਦ ਦੀ ਬਾਣੀ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਅਸੀਂ ਦੇਖਨੇ ਆ ਬ੍ਰਾਹਮਣ ਦੀ ਬਾਣੀ ਹੈ ਪੰਡਿਤ ਦੀ ਨਹੀਂ ਵੈਗਰੂ ਫਿਰ ਲਫ਼ਜ਼ ਪੰਡਿਤ ਦਾ ਅਰਥ ਵਿਦਵਾਨ ਬ੍ਰਾਹਮਣ ਦਾ ਅਰਥ ਜਿਨਨੇ ਬ੍ਰਹਮ ਨੂੰ ਪਹਿਚਾਨ ਲਿਆ ਹੈ ਉਹ ਭਾਵੇਂ ਰਬ ਚੰਮ ਦਾ ਕੰਮ ਕਰਦੇ ਨੇ ਉਹ ਭਾਵੇਂ ਖੇਤੀ ਦਾ ਕੰਮ ਕਰਦੇ ਨੇ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਈਤ ਹੈ ਹਮਾਰਾ ਉਹ ਬ੍ਰਹਮ ਨਾਮਾ ਛੀਂਬਾ ਕਬੀਰ ਜੁਲਾਹਾ ਮਹਾਰਾਜ ਕਹਿੰਦੇ ਨੇ ਇਹਨਾਂ ਦੀ ਜਾਤ ਤਾਂ ਮੈਂ ਜਾਤ ਗਵਾਈ ਸ਼ਬਦ ਵਰਤਿਆ ਮਹਾਰਾਜ ਨੇ ਇਹ ਅਸਲ 'ਚ ਬ੍ਰਹਮ ਕੇ ਬੇਤੇ ਨੇ ਹਜ਼ੂਰ ਨੇ ਇੱਥੇ ਜਿਹੜੀ ਬਖਸ਼ਿਸ਼ ਕੀਤੀ ਇਹ ਜਿਹੜਾ ਗਿਆਨ ਹੈ ਇਹ ਸਾਰੇ ਦਾ ਸਾਰਾ ਗਿਆਨ ਖੰਡ ਦਿਵ ਦ੍ਰਿਸ਼ਟੀ ਚੋਂ ਪੈਦਾ ਹੋਇਆ ਦੇਖਿਆ ਹੋਇਆ ਤੇ ਸੱਚ ਇਹ ਵੇ ਗਿਆਨ ਖੰਡ ਆਸਾ ਦੀਵਾਰ ਦਾ ਆ ਸ਼ਲੋਕ ਹੈ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਉਹ ਸਾਰਾ ਸ਼ਲੋਕ ਗਿਆਨ ਖੰਡ ਹੈ ਇਹ ਵਿਸਮਾਦ ਵਿੱਚ ਲੈ ਜਾ ਰਿਹਾ ਹੈ ਇਹ ਵਿਸਮਾਦਤ ਕਰ ਰਿਹਾ ਹੈ ਗੁਰੂ ਸਾਹਿਬ ਜੀ ਨੇ ਦੇਖੋ ਜਦੋਂ ਕਿਸੇ ਨੂੰ ਗਿਆਨ ਦੀ ਦਾਤ ਮਿਲਦੀ ਮੈਂ ਫਿਰ ਅਰਜ਼ ਕਰਾਂ ਕਬੀਰ ਸਾਹਿਬ ਨੇ ਆਪਣਾ ਇੱਕ ਅਨੁਭਵ ਦਿੱਤਾ ਇੱਕ ਗਿਆਨ ਚਲੋ ਅਸੀਂ ਵੀ ਪੜ੍ਹ ਕੇ ਗੱਲ ਕਰਨੇ ਆ ਨਿੰਦੀਏ ਕਿਉਂ ਇਹ ਗਿਆਨ ਹੈ ਬੰਦਾ ਜਾਣਕਾਰੀ ਲੈਂਦਾ ਹੋਰ ਸਮਝਦਾ ਹੋਰ ਸਮਝਦਾ ਤੇ ਜਦੋਂ ਕੋਈ ਅੰਤਰ ਆਤਮੇ ਤੋਂ ਗਿਆਨ ਨਿਕਲਦਾ ਕਈ ਵਾਰੀ ਉਹ ਲਿਖੇ ਹੋਏ ਕਿਤਾਬਾਂ ਦੇ ਗਿਆਨ ਤੋਂ ਵੱਖਰਾ ਹੁੰਦਾ ਹੈ ਅੱਜ ਸਵੇਰ ਵੀ ਮੈਂ ਅਰਜ਼ ਕੀਤੀ ਸੀ ਖਿਆਲ ਉਪਜਦਾ ਹੈ ਅੱਖਰ ਬਣ ਕੇ ਲੋਕਾਂ ਦੇ ਕੰਨਾਂ ਤੱਕ ਜਾਂਦਾ ਹੈ ਸ਼ਬਦ ਬਣ ਕੇ ਜਿਹਦੇ ਕੰਨਾਂ ਤੱਕ ਜਾਂਦਾ ਉਹ ਉਸ ਖਿਆਲ ਨੂੰ ਉਸ ਭਾਵ 'ਚ ਨਹੀਂ ਜਾਣਦਾ ਜਿਸ ਭਾਵ 'ਚ ਕਿਸੇ ਨੇ ਉਚਾਰਨ ਕੀਤਾ ਹੈ ਫਿਰ ਉਹਦੀ ਜਿਉਂ-ਜਿਉਂ ਸਮਾਜ 'ਚ ਵਿਆਖਿਆ ਹੁੰਦੀ ਹੈ ਪੁੱਛੋ ਕੋਈ ਨਾ ਕੀ ਬੰਦਾ ਉਹਦੇ ਨਾਲ ਹੁਣ ਇਹ ਜਿਹੜਾ ਗਿਆਨ ਹੈ ਇਹ ਗਿਆਨ ਅੰਤਰ ਆਤਮੇਤਿਕ ਸ਼ਬਦ ਵਰਤਿਆ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਇਹ ਇੰਨਾ ਪ੍ਰਚੰਡ ਗਿਆਨ ਹੈ ਇਹਨੇ ਸਭ ਕੁਝ ਸਾੜ ਕੇ ਰੱਖ ਦਿੱਤਾ ਜੋ ਕੁਝ ਬੰਦਾ ਪਹਿਲਾਂ ਸੋਚੀ ਬੈਠਾ ਹੈ ਇਹ ਕਬੀਰ ਚਾਹਿਆ ਗੁਰੂ ਗ੍ਰੰਥ ਸਾਹਿਬ ਦੇ ਗੌੜੀ ਰਾਗ ਮੇਰਾ ਖਿਆਲ 331 ਅੰਗ ਤੇ ਸ਼ਬਦ ਹੈ ਦੇਖੋ ਭਾਈ ਗਿਆਨ ਕੀ ਆਈ ਜਾਂਦੀ ਆ ਆਈ ਜਾਂਦੀ ਫਿਰ ਇਹਦੇ ਤੁਸੀਂ ਜਦੋਂ ਅੰਤਰੀਵ ਸ਼ਬਦ ਪੜਾਂਗੇ ਉਹਦੇ ਉਸ ਜੋ ਕੁਝ ਭਰਮ ਬਣਾਈ ਬੈਠਾ ਸੀ ਮੇਰੇ ਬ੍ਰਹਮਾ ਮੇਰੇ ਸ਼ਿਵ ਜੀ ਮੇਰੇ ਭਗਵਾਨ ਉਹ ਸਾਰੇ ਭਰਮ ਦੇ ਛੱਪਰ ਉਡਾ ਦਿੱਤੇ ਉਹਨੇ ਕਿ ਕਿੱਧਰ ਤੁਰਿਆ ਫਿਰਨਾ ਇੱਥੇ ਬਹੁਤ ਕੁਝ ਉਹਦੀ ਰਚਨਾ 'ਚ ਦੇਖੋ ਭਾਈ ਇਹ ਇਹ ਛਪਰੀ ਨਾਲ ਤੁਲਨਾ ਦਿੱਤੀ ਜੀ ਇਹ ਇਸ ਉਦਾਹਰਨ ਨੂੰ ਛਪਰੀ ਛਪਰੀ ਬਣਾ ਚੌਂਪੜੀ ਉੱਤੇ ਸ਼ਬਦ ਟਾਟੀ ਵਰਤਿਆ ਤੇ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਟਾਟੀ ਤੋਂ ਸ਼ਬਦ ਕੀ ਪਖਾਨਾ ਬਣਿਆ ਹੈ ਪਰ ਅਸਲ 'ਚ ਉਹਦਾ ਅਰਥ ਹੁੰਦਾ ਟਾਟੀ ਦਾ ਅਰਥ ਹੈ ਓਲਾ ਓਲੇ ਤੋਂ ਸ਼ਬਦ ਬਣਿਆ ਹੈ ਫਿਰ ਬੇਨਤੀ ਸੁਣੋ ਛਪਰੀ ਤੋਂ ਬਣਿਆ ਹੈ ਸ਼ਬਦ ਵੈਗਰੂ ਮੈਂ ਲਫ਼ਜ਼ ਜੇ ਵਰਤਿਆ ਮੈਨੂੰ ਬਖਸ਼ ਦਿਆ ਜੇ ਮੈਂ ਤਾਂ ਕਿਹਾ ਬਾਣੀ ਚਾਹੁੰਦਾ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਓਲੇ ਤੋਂ ਬਣਿਆ ਹੈ ਤੇ ਕਈ ਵਾਰੀ ਜਿਹੜੀ ਕਿਰਿਆ ਹੋ ਰਹੀ ਏ ਉਹਨੂੰ ਲੋਕੀ ਨਹੀਂ ਯਾਦ ਕਰਦੇ ਉਸ ਓਲੇ ਤੋਂ ਸ਼ਬਦ ਬਣ ਗਿਆ ਅੱਗੇ ਹੁਣ ਇੱਥੇ ਜਿਹੜਾ ਸ਼ਬਦ ਕਹੇ ਦੇਖੋ ਭਾਈ ਗਿਆਨ ਕੀ ਆਈ ਜਾਂਦੀ ਕਹਿੰਦੇ ਹਨੇਰੀ ਆ ਗਈ ਗਿਆਨ ਦੀ ਜਦੋਂ ਗਿਆਨ ਦੀ ਹਨੇਰੀ ਆਉਂਦੀ ਏ ਆਮ ਤੌਰ ਤੇ ਹਨੇਰੀ ਆਉਂਦੀ ਏ ਤੇ ਸਿਰਫ ਸਭ ਕੁਝ ਉਡਾਲ ਜਾਂਦੀ ਲੋਕੀ ਕਹਿੰਦੇ ਨੀ ਹਨੇਰੀ ਆਈ ਸਾਰਾ ਘਰ ਮਿੱਟੀ ਨਾਲ ਭਰਤਾ ਉਹ ਕਹਿੰਦੇ ਜਦੋਂ ਇਹ ਹਨੇਰੀ ਆਉਂਦੀ ਉਦੋਂ ਪਿੱਛੋਂ ਮੀਂਹ ਪੈਣਾ ਤਾਂ ਲਾਜ਼ਮੀ ਹੁੰਦਾ ਹੁਣ ਉਸ ਉਸ ਰੂਪਕ ਨੂੰ ਅਸੀਂ ਦੇਖੀ ਝੌਂਪੜੀ ਦਾ ਰੂਪਕ ਹੈ ਕਿ ਇੱਕ ਛਪਰੀ ਬਣੀ ਹੈ ਛਪਰੀ ਸਮਝ ਗਿਆ ਜੀ ਛੰਨ ਝੌਂਪੜੀ ਇਹ ਬਣੀ ਹੈ ਜਦੋਂ ਛੰਨ ਬਣਾਉਂਦੇ ਆ ਉਹਦੇ ਉੱਤੇ ਟੇਪਰ ਟਾਈਪ ਜਿਵੇਂ ਆਪਣੇ ਤੁਹਾਡੇ ਇੱਥੇ ਘਰ ਨੇ ਇਸ ਤਰੀ ਬਣਾਉਂਦੇ ਛੰਨ ਖੱਬੇ ਸੱਜੇ ਨੂੰ ਟੇਪਰ ਕੀਤਾ ਹੁੰਦਾ ਉਹਦੇ ਥੱਲੇ ਜਿਹੜਾ ਵਿਚਕਾਰ ਜਿੱਥੋਂ ਟੇਪ ਕੀ ਟੇਪਰ ਕੀਤਾ ਟਣਾ ਟਲਾਣ ਬਣਾਈਏ ਉਹਦੇ ਥੱਲੇ ਇੱਕ ਗੋਲਾ ਲਾਇਆ ਹੁੰਦਾ ਛਤੀਰ ਗੋਲਾ ਕਿਹਨੇ ਲੱਕੜ ਦਾ ਗੋਲਾ ਛਤੀਰ ਹੁਣ ਉਹਨੂੰ ਖਿਲਾਰਨ ਲਈ ਥੱਲੇ ਥੰਮੀਆਂ ਦਿੱਤੀਆਂ ਹੁੰਦੀਆਂ ਨੇ ਦੋ ਕਿਤੇ ਪਰ ਦੋ ਹੀ ਹੁੰਦੀਆਂ ਨੇ ਦੋ ਜਾਂ ਤਿੰਨ ਕਹਿ ਲੋ ਛੰਨ ਕੱਖਾਂ ਦੀ ਹੈ ਉਹਨੂੰ ਟਿਕਾਣ ਲਈ ਉੱਤੇ ਛਤੀਰ ਹੈ ਛਤੀਰ ਨੂੰ ਟਿਕਾਣ ਵਾਸਤੇ ਥੱਲੇ ਦੋ ਥੰਮ ਨੇ ਤੇ ਉਹਨਾਂ ਥੰਮਾਂ ਦੇ ਥੱਲੇ ਛੱਤ ਦਾ ਸਹਾਰਾ ਬਣੇ ਥੰਮ ਤੇ ਥੱਲੇ ਪਏ ਨੇ ਭਾਂਡੇ ਉਹ ਕਹਿੰਦੇ ਸੱਚ ਇਹ ਜੇ ਕਿ ਜਦੋਂ ਬੰਦਾ ਅਗਿਆਨਤਾ ਵਿੱਚ ਹੁੰਦਾ ਹੈ ਇਹ ਅਸਲ 'ਚ ਭਰਮ ਦੀ ਛਪਰੀ ਬੰਨੀ ਬੈਠਾ ਹੈ ਭੁਲੇਖੇ 'ਚ ਮੇਰਾ ਗਿਆਨ ਹੀ ਆਖਰੀ ਗਿਆਨ ਹੈ ਆਪਾਂ ਕਹਿੰਦੇ ਆ ਨਾ ਇਹ ਐਵੇਂ ਬੰਦਾ ਭਰਮ ਭਾਲੀ ਬੈਠਾ ਭਰਮ ਭਾਲੀ ਦਾ ਅਰਥ ਹੈ ਮਤਲਬ ਇਹਦੀ ਗਿਆਨ ਸੀਮਤ ਕਿਨੂੰ ਸਮਝ ਨਹੀਂ ਕਹਿੰਦੇ ਨੇ ਭਰਮ ਦੀ ਟਾਟੀ ਬੰਨੀ ਹੈ ਮਾਇਆ ਦੀਆਂ ਰੱਸੀਆਂ ਨਾਲ ਨੋੜੀ ਪਈ ਹੈ ਕਹਿੰਦੇ ਜਦੋਂ ਗੁਰੂ ਦੇ ਗਿਆਨ ਦੀ ਖਨੇਰੀ ਆਈ ਸਭ ਤੋਂ ਪਹਿਲਾਂ ਉਹਨੂੰ ਉੱਤੇ ਵਾਲੀ ਛੱਤ ਉਡਾ ਦਿੱਤੀ ਭਰਮ ਉਡਾਇਆ ਦੂਜੀ ਗੱਲ ਜਿਹੜਾ ਬਲਿੰਡਾ ਸੀ ਬਲਿੰਡਾ ਸ਼ਬਦ ਜਿਹੜਾ ਸ਼ਤੀਰ ਸੀ ਉਹ ਮੋਹ ਦਾ ਸੀ ਭਰਮ ਦੀ ਛਪਰੀ ਮਾਇਆ ਨਾਲ ਬੰਨੀ ਤੇ ਬਲਿੰਡਾ ਮੋਹ ਦਾ ਮੈਂ ਕਿਹਾ ਸਿਰਫ ਇੱਕ ਰੂਪਕ ਹੈ ਉਹਨੇ ਫਿਰ ਮੋਹ ਦਾ ਸ਼ਤੀਰ ਗੋਲਾ ਤੋੜਿਆ ਉਹ ਟੁੱਟਿਆ ਉਹਦੇ ਟੁੱਟਣ ਨਾਲ ਕੀ ਹੋਇਆ ਥੱਲੇ ਵਾਲੀਆਂ ਥੰਮੀਆਂ ਦੁਬਦਾ ਦੀ ਥੰਮੀ ਗਈ ਤੇ ਥੱਲੇ ਜਿਹੜੇ ਭਾਂਡੇ ਪਏ ਸਨ ਉਹ ਦੁਰਮਤ ਦੇ ਸਨ ਭੈੜੀ ਮਤ ਦੇ ਭਾਂਡੇ ਸਨ ਕਹਿੰਦੇ ਨੇ ਭਰਮ ਵੀ ਉੱਡ ਗਿਆ ਦੁਬਦਾ ਵੀ ਉੱਡ ਗਈ ਮੋਹ ਦਾ ਵਲਾ ਵੀ ਟੁੱਟ ਗਿਆ ਜਿਹੜੇ ਭਾਂਡੇ ਭੈੜੀ ਮੱਦੇ ਸਨ ਉਹ ਸਾਰੇ ਚਕਣਾ ਚੂਰ ਹੋ ਗਏ ਇਹ ਸ਼ਬਦ ਹੈ ਦੇਖੋ ਭਾਈ ਗਿਆਨ ਕੀ ਆਈ ਆਂਦੀ ਗਿਆਨ ਖੰਡ ਮੈਂ ਗਿਆਨ ਪਰਚੰਡ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੇ ਨਾ ਮਾਇਆ ਬੰਦੀ ਫਿਰ ਸਮਝਿਓ ਭਰਮ ਹੀ ਹੈ ਨਾ ਇਹ ਵੀ ਭਰਮ ਹੈ ਬਸ ਮੈਂ ਹੀ ਖਾਂ ਮੇਰੇ ਤੋਂ ਅੱਗੇ ਕੁਛ ਅੱਗੇ ਬੇਨਤੀ ਕਰਨਾ ਚਲੋ ਇੱਕ ਗੱਲ ਸਮਝਣ ਲਈ ਦਾਇਰਾ ਹੀ ਹੈ ਨਾ ਇਹ ਸਾਡੀ ਸਮੱਸਿਆ ਹੈ ਜਿਹੜਾ ਬੰਦਾ ਜਿੱਥੇ ਟਿਕ ਗਿਆ ਬਸ ਉਹਦੀ ਸੋਈ ਉੱਥੇ ਅੜ ਗਈ ਉਹ ਅਗਾ ਇਹ ਉਂਝ ਆਪਣੇ ਆਪਣਾ ਸੁਭਾਅ ਬਣ ਚੁੱਕਿਆ ਸੀ ਸਾਰਿਆਂ ਨੇ ਨਾ ਅਸੀਂ ਗੁੱਲੀ ਡੰਡਾ ਖੇਡਦੇ ਸਾਂ ਇੱਕ ਤੇ ਹੁੰਦਾ ਸੀ ਉਹ ਦੂਜੀ ਤਰ੍ਹਾਂ ਗੁੱਲੀ ਮਰੱਬਾ ਖੇਡਣਾ ਇੱਕ ਹੁੰਦਾ ਸੀ ਗੋਲ ਕਤਾਰਾ ਵਾ ਕੇ ਇਸ ਤਰ੍ਹਾਂ ਸੀ ਨਾ ਜੀ ਉਹ ਇਹੋ ਜਿਹਾ ਵ੍ਰਿਤਾਕਾਰ ਅਸੀਂ ਸਾਰੀਆਂ ਸੰਪਰਦਾਵਾਂ ਨੇ ਖਿਮਾ ਕਰਿਓ ਸਾਰਿਆਂ ਨੇ ਆਪਣੀਆਂ ਆਪਣੀਆਂ ਲਕੀਰਾਂ ਖਿੱਚੀਆਂ ਨੇ ਬਾਹਰ ਨਿਕਲਣਾ ਕੋਈ ਨਹੀਂ ਤੈਨੂੰ ਵੜਨ ਕੋਈ ਨਹੀਂ ਦੇਣਾ ਆਪਣੇ ਆਪ ਰਾਂਗੇ ਆਪਣੇ ਆਪ 'ਚ ਬ੍ਰਹਮ ਗਿਆਨੀ ਅਸੀਂ ਮੈਂ ਇਸ ਕਰਕੇ ਕਿ ਦਿਨ ਤੁਹਾਨੂੰ ਇਸ਼ਾਰਾ ਕੀਤਾ ਸੀ ਭਾਈ ਸਾਹਿਬ ਬੈਠਿਆ ਮੈਨੂੰ ਜਦੋਂ ਕੋਈ ਕਥਾ ਕਰਦੇ ਇਹ ਖੌਮੇ 'ਚ ਨਹੀਂ ਕੋਈ ਬਜ਼ੁਰਗ ਕੋਈ ਸਿਆਣਾ ਸੋਝਦਾਨ ਵਾਸਤੇ ਕਹਿੰਦਾ ਮੈਂ ਕਹਿੰਦਾ ਅੱਜ ਗੁਰੂ ਸਾਹਿਬ ਤੁਸੀਂ ਕਿਰਪਾ ਕੀਤੀ ਮੈਨੂੰ ਅੱਜ ਨਵੀਂ ਸੋਝੀ ਮਿਲੀ ਹੈ ਉਹ ਉਸ ਦਾਇਰਾ ਬਣਾਇਆ ਪਰਮ ਦਾ ਸੁਕਰਾਤ ਬੈਠਾ ਗੱਲ ਸੁਣ ਲਈ ਗਿਆਨ ਖੰਡ ਦੀ ਚਲੋ ਇਹ ਰੋਹਾਨੀਅਤ ਨਾਲ ਨਹੀਂ ਟੁੱਕਦੀ ਉਹਨੇ ਦਰ ਨੂੰ ਸ਼ਹਿਰ ਦਾ ਮੇਅਰ ਆ ਗਿਆ ਮੇਅਰ ਚਲੋ ਉਸ ਤੁਸੀਂ ਇੱਥੇ ਕਹਿੰਦੇ ਆ ਸਰਪੰਚ ਕਹਿ ਲੋ ਮੁਖੀਆ ਕਹਿ ਲੋ ਆਗੂ ਕਹਿ ਲੋ ਉਹ ਆਇਆ ਹੁਣ ਬੰਦੇ ਦੀ ਆਪਣੀ ਹਉਮੈ ਹੁੰਦੀ ਹੈ ਨਾ ਲੰਘਦਾ ਹੋਵੇ ਬੰਦਾ ਛੇਤੀ ਕੀਤਿਆਂ ਕਈ ਬੰਦੇ ਪਹਿਲਾਂ ਫਤਿਹ ਨਹੀਂ ਜੇ ਬੁਲਾਉਂਦੇ ਇਹ ਚ ਵੀ ਗੋ ਹੁੰਦੀ ਹੈ ਬੁਲਾਏਗਾ ਤੇ ਬੁਲਾਵਾਂਗਾ ਕਈ ਫਤਿਹ ਬੁਲਾਓ ਅੰਜ ਹਨਾ ਤੇ ਜਿਹੜੇ ਚੋਕੇ ਫਤਿਹ ਬੁਲਾ ਬੁਲਾ ਕੇ ਅੱਕ ਜਾਂਦੇ ਨੇ ਫਿਰ ਇੰਨੇ ਕਿਨੇ ਗੁਰੂ ਫਤਿਹ ਮੈਂ ਉਸ ਦਿਨ ਵੀ ਕਿਹਾ ਉਹ ਵਿਚਾਰੇ ਅੱਕੇ ਬੈਠੇ ਹੁੰਦੇ ਆ ਸਾਰਾ ਦਿਨ ਬੁਲਾ ਬੁਲਾ ਕੇ ਪਰ ਮੈਂ ਆਪ ਨੂੰ ਇੱਕ ਅਰਜ਼ ਕੀਤੀ ਸੀ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਉਹਨਾਂ ਨੂੰ ਇੱਕ ਸਿੰਘ ਮਿਲਿਆ ਆਇਆ ਉਹ ਬਿਲਕਿਆਂ ਦਾ ਬਾਬਾ ਜੀ ਫਲਾਣੇ ਉਹ ਆਪਣੇ ਸਰਦਾਲੂ ਮਿਲੇ ਮੈਂ ਸੁਣਾਈ ਸੀ ਇੱਕ ਵਾਰੀ ਉਹਨਾਂ ਫਤਿਹ ਬੁਲਾਈ ਤੁਹਾਨੂੰ ਉਹ ਚੁੱਪ ਕਰ ਗਏ ਦੂਜੀ ਵਾਰੀ ਫਿਰ ਕਹਿੰਦਾ ਬਾਬਾ ਜੀ ਫਤਿਹ ਬੁਲਾਈ ਉਹ ਹੱਸ ਕੇ ਕਹਿੰਦੇ ਆ ਬਦਾਮ ਆਪ ਖਾਣਾ ਛਿਲੜਾ ਮੈਨੂੰ ਦੇਈ ਜਾਣਾ ਬਾਬਾ ਸ਼ਾਮ ਸਿੰਘ ਕਹਿੰਦੇ ਆ ਬਦਾਮ ਆਪ ਛਿਲੜਾ ਮੈਨੂੰ ਉਹ ਕਹਿੰਦਾ ਮੈਂ ਤਾਂ ਨਾਲੇ ਸੁਨੇਹਾ ਦਿੱਤਾ ਮੈਂ ਬਦਾਮ ਕੀ ਖਾਣੇ ਨੇ ਕਹਿੰਦੇ ਨੇ ਵਹਿਗੁਰੂ ਤੋਂ ਬਿਨਾ ਫਤਿਹ ਛਿੱਲੜ ਹੁੰਦੀ ਹੈ ਵਹਿਗੁਰੂ ਬੋਲੇਗਾ ਤੇ ਗਿਰੀ ਆਏਗੀ ਇਕੱਲੀ ਫਤਿਹ ਕਹੀ ਜਣੇ ਫਤਿਹ ਤਾਂ ਹੰਕਾਰੀ ਬੰਦੇ ਵੀ ਪ੍ਰਾਪਤ ਕਰ ਲੈਂਦੇ ਆ ਇਹ ਵਹਿਗੁਰੂ ਜੀ ਕੀ ਫਤਿਹ ਹੈ ਤੇ ਤਾਂ ਵਦੇ ਹੈ ਇਸ ਕਰਕੇ ਮੈਂ ਬੇਨਤੀ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਣੀ ਚਾਹੀਦੀ ਹੈ ਤੇ ਦੇਖੋ ਕੱਲ ਭਾਈ ਸਾਹਿਬ ਨੇ ਕਿਹਾ ਵੀ ਇਸ ਤਰ੍ਹਾਂ ਕਰਿਆ ਕਰੀ ਪਹਿਲਾਂ ਤੁਸੀਂ ਬੁਲਾਓ ਕਰੋ ਫਿਰ ਸੰਗਤ ਬੁਲਾਏ ਹੁਣ ਚਲੋ ਇਹ ਟਾਈਮ ਲੱਗਣਾ ਇਸ ਗੱਲ ਲਈ ਪਰ ਮੈਂ ਬੇਨਤੀ ਕਰਾਂਗਾ ਹੁਣ ਬੰਦੇ ਇੱਥੇ ਵੀ ਗੋਤ ਟੁਕੇ ਆ ਇਹ ਮੈਨੂੰ ਬੁਲਾਏਗਾ ਤੇ ਤਾਂ ਮੈਂ ਬੁਲਾਣਾ ਵੇਖੋ ਕਿੱਡਾ ਬੰਦਾ ਬੁਰਾ ਹਾਲ ਉਹ ਗਿਆ ਜੀ ਸੁਕਰਾਤ ਬੈਠਾ ਉਹਨੂੰ ਬੜੀ ਤਕਲੀਫ ਹੋਈ ਉਹਨੇ ਕੋਈ ਸੱਤ ਸੱਤ ਸੱਤ ਸੱਤ ਨੇ ਕੀਤਾ ਉਹਨੇ ਪੈਂਦਿਆਂ ਸੱਟੇ ਫਿਰ ਆਪਣੀ ਵਿਆਖਿਆ ਸ਼ੁਰੂ ਕਰਤੀ ਮੈਂ ਫਲਾਣਾ ਬੰਦਾ ਫਲਾਣਾ ਮੇਰ ਚਲ ਜੋ ਮੈਂ ਸਰਪੰਚ ਆਗੂ ਜੋ ਸ਼ਬਦ ਸਨ ਮੈਂ ਆਗੂ ਤੇ ਨਾਲ ਦੇ ਕਹਿੰਦੇ ਨੇ ਸੁਕਰਾਤ ਸਾਹਿਬ ਨੂੰ ਭਾਵੇਂ ਤੁਸੀਂ ਦਾਰਸ਼ਨਿਕ ਹੋ ਪਰ ਸ਼ਿਸ਼ਟਾਚਾਰ ਹੋਣਾ ਚਾਹੀਦਾ ਹੈ ਐਡਾ ਵੱਡਾ ਬੰਦਾ ਆ ਤੁਸੀਂ ਉੱਠ ਕੇ ਵੀ ਨਹੀਂ ਖਲੋਤੇ ਉਹਨੇ ਚੇਲੇ ਨੂੰ ਆਵਾਜ਼ ਮਾਰੀ ਕਹਿੰਦਾ ਅੰਦਰੋਂ ਵਰਡ ਦਾ ਮੈਪ ਲੈ ਕੇ ਆ ਦੁਨੀਆ ਦਾ ਨਕਸ਼ਾ ਲਿਆ ਉਹਨੇ ਨਕਸ਼ਾ ਲਿਆ ਕੇ ਕਹਿੰਦਾ ਇਹ ਤੇਰਾ ਕਿਹੜਾ ਸ਼ਹਿਰ ਹੈ ਜਿੱਥੋਂ ਦਾ ਤੂੰ ਮੇਰ ਹੈ ਕਹਿੰਦਾ ਫਲਾਣਾ ਸ਼ਹਿਰ ਕਹਿੰਦਾ ਨਕਸ਼ੇ ਚੋਂ ਲੱਭ ਕੇ ਦੇ ਨਿਸ਼ਾਨੀ ਲਾ ਕਲਮ ਨਾਲ ਕਿੱਥਾ ਤੇ ਸ਼ਹਿਰ ਹੈ ਹੁਣ ਮੈਂ ਲੁਧਿਆਣਾ ਵਰਡ ਦੇ ਨਕਸ਼ੇ ਚੋਂ ਲੱਭਾ ਲੱਭਣਾ ਪੰਜਾਬ ਵੀ ਨਿੱਕਾ ਜਿਹਾ ਹੋ ਸਕਦਾ ਹੋਵੇ ਨਾ ਹੋਵੇ ਉਹ ਕਹਿੰਦਾ ਵੀ ਤੂੰ ਮੈਨੂੰ ਨਕਸ਼ੇ 'ਚ ਲੱਭ ਕੇ ਦੇ ਆਪਣਾ ਸ਼ਹਿਰ ਕਿੱਥੋਂ ਜਿੱਥੇ ਤੂੰ ਮੇਰ ਹੈ ਫਿਰ ਅੱਗੇ ਦੱਸੀ ਇਸ ਸ਼ਹਿਰ ਵਿੱਚ ਤੇਰਾ ਦਫ਼ਤਰ ਕਿੱਥੇ ਵੀ ਜਿੱਥੇ ਤੂੰ ਰੋਜ਼ ਬਹਿਣਾ ਤੇ ਕਹਾ ਮੈਨੂੰ ਇਹ ਵੀ ਦੱਸੀ ਜਿਸ ਦਫ਼ਤਰ 'ਚ ਲਿਖੂ ਤੈਨੂੰ ਸਲੂਟ ਮਾਰ ਦੇਣੋ ਕਰਮਚਾਰੀਆਂ ਦੇ ਨਾਲ ਦੇ ਦਫ਼ਤਰ ਕਿੱਥੇ ਉਹਨੇ ਜਦੋਂ ਵਰਡ ਦਾ ਮੈਪ ਖੋਲਿਆ ਉਹਦੇ ਵਿੱਚ ਸਟੇਟ ਵੀ ਕੋਈ ਨਹੀਂ ਸੀ ਉਹ ਕਹਿੰਦਾ ਨਹੀਂ ਜੀ ਨਹੀਂ ਵਰਡ ਦੇ ਮੈਪ 'ਚ ਸਟੇਟ ਕੋਈ ਨਹੀਂ ਕਹਿੰਦਾ ਚੇਤੇ ਰੱਖੀ ਇਹ ਇਸ ਪਲੈਨਟ ਦਾ ਹੈ ਤੇ ਇਹ ਪਲੈਨਟ ਬਾਕੀ ਸਾਰਿਆਂ ਪਲੈਨਟਾਂ ਦੇ ਸਾਹਮਣੇ ਇੰਨਾ ਕੁ ਹੈ ਜਿੰਨੀ ਕੁ ਸਮੁੰਦਰ ਦੇ ਕਿਨਾਰੇ ਦੇ ਬੀਚ ਤੇ ਪਏ ਹੋਏ ਰੇਤ ਦਾ ਕਿਣਕਾ ਹੈ ਇੰਨਾ ਕੁ ਆਪਾਂ ਕਹਿੰਦਾ ਤੇਰਾ ਆਪਣੇ ਦੇ ਸ਼ਹਿਰ ਦਾ ਨਾਂ ਨਹੀਂ ਤੇਰਾ ਦਫ਼ਤਰ ਕਿੱਥੇ ਉਹ ਕਹਿੰਦਾ ਇਹ ਤਾਂ ਗੱਲ ਠੀਕ ਹੈ ਕਹਿੰਦਾ ਚੇਤੇ ਰੱਖਿਆ ਐਵੇਂ ਪੰਡ ਸੱਟ ਆਪਣੀ ਖੌਮੇ ਦੀ ਮੈਂ ਮੇਅਰ ਤੇਰਾ ਤੇ ਦੁਨੀਆ 'ਚ ਨਾ ਹੀ ਕੋਈ ਨਹੀਂ ਹੈਗਾ ਉਹ ਜਦੋਂ ਬੰਦਾ ਠੰਡਾ ਜਿਹਾ ਹੋ ਗਿਆ ਤੇ ਕਹਿੰਦੇ ਨੇ ਮੈਨੂੰ ਸੁਣਾਈ ਪਟਿਆਲਾ ਯੂਨੀਵਰਸਿਟੀ ਦੇ ਪ੍ਰੋਫੈਸਰ ਸਨਾਰਸਨ ਉਹ ਕਹਿੰਦੇ ਨੇ ਉਹ ਜਾਂਦਿਆਂ ਕਹਿੰਦਾ ਚੇਲੇ ਨੂੰ ਇਹਨੂੰ ਇਹ ਵਰਡ ਦਾ ਮੈਪ ਲਪੇਟ ਦੇ ਦੇ ਦੇ ਇਹਨੂੰ ਕਦੀ ਕਦੀ ਦੌਰਾ ਪੈਣਾ ਆਪਣੀ ਮਾਨਤਾ ਦਾ ਅੱਜ ਵੇਖ ਲੈ ਕਰੇਗਾ ਸੱਚ ਜੇ ਜਿਹੜਾ ਗਿਆਨ ਖੰਡ ਹੈ ਇਹ ਵਿਸਮਾਦ ਹੈ ਤੇ ਗਿਆਨ ਖੰਡ ਖੌਮੇ ਨੂੰ ਪੱਟ ਕੇ ਰੱਖ ਦਿੰਦਾ ਤੂੰ ਆਪਣੀ ਸੰਪਰਦਾ ਆਪਣਾ ਧਰਮ ਆਪਣੇ ਸ਼ਬਦ ਤੇਰੇ ਬੌਣੇ ਨੇ ਕਿਉਂਕਿ ਉਹਦੀ ਰਚੀ ਹੋਈ ਰਚਨਾ ਦਾ ਕੋਈ ਅੰਤ ਨਹੀਂ ਇਸ ਵਿੱਚ ਸਾਨੂੰ ਵਿਸ਼ਾਲਤਾ ਮਿਲਦੀ ਹੈ ਹਾਂ ਇੱਕ ਗੱਲ ਹੋਰ ਗੁਰੂ ਨਾਨਕ ਸਾਹਿਬ ਇੱਥੇ ਏਡੀ ਵੱਡੀ ਕਿਰਪਾ ਕਰਦੇ ਆ ਤੂੰ ਇਸ ਖੌਮੇ ਦੀ ਦੀਵਾਰ ਤੂੰ ਤੋੜ ਤੂੰ ਉਸ ਬਾਪ ਦਾ ਸ਼ਹਿਜ਼ਾਦਾ ਜਿਹੜਾ ਕਰੋੜਾਂ ਬ੍ਰਹਿਮੰਡਾਂ ਵਿੱਚ ਵਿਰਾਟ ਹੈ ਤੂੰ ਆਤਮ ਹੈ ਮੈਂ ਫਿਰ ਉਹ ਸ਼ਬਦ ਤੇ ਆਉਣ ਲੱਗਾ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭ ਹੈ ਉਡਾਨੀ ਭ੍ਰਮ ਕੀ ਟਾਟੀ ਰਹਿ ਨਾ ਮਾਇਆ ਬਾਂਦੀ ਭਰਮ ਦੀ ਟਾਟੀ ਛਪਰੀ ਉੱਡ ਗਈ ਜਿਹੜੀ ਮਾਇਆ ਦੇ ਤਿੰਨਾ ਗੁਣਾ ਚ ਵੱਜੀ ਸੀ ਦੋ ਚਿੱਤੇ ਕੀ ਦੋ ਥੂਨ ਗਿਰਾਨੀ ਆ ਦੁਬਦਾ ਦੁਚਿੱਤਾਪਨ ਥੂਨ ਦਰਦ ਥੰਮੀ ਡਿੱਗ ਪਈ ਦੋ ਚਿੱਤੇ ਕੀ ਦੋ ਥੂਨ ਗਿਰਾਨੀ ਮੋਹ ਬਲਿੰਡਾ ਟੂਟਾ ਤਿਸ਼ਨਾ ਸ਼ਾਨ ਭਰੀ ਤਰ ਉਪਰ ਦੁਰਮਤ ਭਾਂਡਾ ਫੂਟਾ ਆਂਦੀ ਪਾਛੈ ਜੋ ਜਲ ਬਰਖੈ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਆਂਦੀ ਪਾਛੈ ਜੋ ਜਲ ਬਰਖੈ ਤੇ ਤੇਰਾ ਜਨ ਭੀਨਾ ਕਹੇ ਕਬੀਰ ਮਨ ਭਇਆ ਪ੍ਰਗਾਸਾ ਉਹਦਾ ਭਾਨ ਜਬ ਚੀਨਾ ਜਦੋਂ ਪਤਾ ਲੱਗਾ ਤੇ ਗਿਆਨ ਦਾ ਸੂਰਜ ਚੜਿਆ ਮੈਂ ਬੇਨਤੀ ਕਰਾਂਗਾ ਇਸ ਗਿਆਨ ਦਾ ਕੋਈ ਪਾਰਾਵਾਰ ਨਹੀਂ ਉਂਝ ਵੀ ਅਧਿਆਤਮਕ ਗਿਆਨ ਅੱਖਰ ਆਦਾਨ ਪ੍ਰਦਾਨ ਕਰਦੇ ਆ ਅਧਿਆਤਮਕ ਗਿਆਨ ਦੀ ਕੋਈ ਜਾਤ ਨਹੀਂ ਖਿਮਾ ਕਰਿਓ ਅਧਿਆਤਮਕ ਗਿਆਨ ਦਾ ਕੋਈ ਬਾਹਰਮੁਖੀ ਰਤਬਾ ਨਹੀਂ ਰੋਹਾਨੀ ਗਿਆਨ ਵਾਸਤੇ ਕੋਈ ਕਾਲਾ ਗੋਰਾ ਰੰਗ ਨਹੀਂ ਰੂਹਾਨੀ ਰੋਹਾਨੀ ਗਿਆਨ ਵਾਸਤੇ ਆਰਕਤਾ ਆਰਤਕਤਾ ਦਾ ਕੋਈ ਮਿਆਰ ਨਹੀਂ ਇੱਥੇ ਤਾਂ ਹੀ ਗੁਰੂ ਜੀ ਕੱਲ ਨੂੰ ਕਹਿਣਗੇ ਜਿੰਨੀ ਨਾਮ ਤੇ ਆਇਆ ਬੜੀ ਵੱਡੀ ਵਿਸ਼ਾਲਤਾ ਹੈ ਅੱਜ ਗੁਰੂ ਜੀ ਨੇ ਬਖਸ਼ਿਸ਼ ਕੀਤੀ ਹੁਣ ਸ਼ੁਰੂ ਕਰਦੇ ਆ ਚਲੋ ਧਰਮ ਖੰਡ ਕਾ ਇਹੋ ਧਰਮ ਜਿਹੜਾ ਉੱਤੇ ਤੁਹਾਨੂੰ ਦੱਸਿਆ ਗੁਰਸਿੱਖੋ ਮਹਾਰਾਜ ਕਹਿੰਦੇ ਨੇ ਗਿਆਨ ਖੰਡ ਕਾ ਆਖੋਂ ਮੈਂ ਆਖਣ ਲੱਗਾ ਇਹ ਗੁਰੂ ਸਾਹਿਬ ਕਹਿ ਰਿਹਾ ਆਖੋਂ ਮੈਂ ਆਖਣਾ ਇਸ ਕਰਮ ਨੂੰ ज्ञान खंड का आखो कर्म केते पवन ਪਾਣੀ ਵੈ ਸੰਤਰ ਇਹ ਇਹ ਸ਼ਬਦ ਵਾਵੇ ਨਾਲੇ ਜੀ ਕੇਤੇ ਦਾ ਅਰਥ ਕਰੀ ਜਾਈਏ ਅਨਗਿਣਤ ਜਿੰਨੀ ਕੁ ਸੋਝੀਏ ਬਿਸ਼ਰਾਮ ਆਪਾਂ ਉਸ ਢੰਗ ਨਾਲ ਲਾਂਗੇ ਕੇਤੇ ਪਵਨ ਕਿੰਨੀ ਤਰ੍ਹਾਂ ਦੀ ਪਵਨ ਹੈ ਇੱਕ ਪਵਨ ਥੋੜਾ ਹੁਣ ਆਪਾਂ ਜਿਹੜੀ ਵਾਯੂ ਹਵਾ ਸਾਹ ਲੈਨੇ ਆ ਸਾਡੀ ਬਾਡੀ 'ਚ ਕਈ ਤਰ੍ਹਾਂ ਦੀ ਪਵਨ ਹੈ ਅਵਾਸੀ ਲੈਨੇ ਉਹ ਵੀ ਪਾਉਣ ਨਿੱਚ ਮਾਰਨੇ ਉਹ ਵੀ ਪਾਉਣ ਸਾਹ ਅੰਦਰ ਜਾਂਦਾ ਉਹ ਵੀ ਪਾਉਣੇ ਮੰਦ ਪਾਉਣ ਵੀ ਹੈ ਸਾਡੀ ਤਾਂ ਬਾਡੀ 'ਚ ਕਈ ਤਰ੍ਹਾਂ ਦੀ ਪਾਉਣ ਹੈ ਤੇ ਬ੍ਰਹਮੰਡ 'ਚ ਕਿੰਨੀਆਂ ਪਵਨਾਂ ਨੇ ਕਿੰਨੀ ਤਰ੍ਹਾਂ ਦਾ ਰੱਬ ਨੇ ਕਿੰਨੇ ਉਹ ਕਹਿੰਦਾ ਫਲਾਣੇ ਨਾ ਗ੍ਰਹਿ ਦੇ ਉੱਤੇ ਗੈਸ ਹੀ ਗੈਸ ਇਹ ਇਹ ਉਹ ਪਵਨ ਨਹੀਂ ਗੁਰੂ ਜੀ ਕਹਿੰਦੇ ਤੂੰ ਪਾਰਾਵਾਰ ਨਹੀਂ ਪਾ ਸਕਦਾ ਬੜੇ ਤਰ੍ਹਾਂ ਦੀ ਪਵਨ ਰੱਬ ਨੇ ਪੈਦਾ ਕੀਤੀ ਕਿਤੇ ਪਵਨ ਮਹਾਰਾਜ ਅੱਗੇ ਫਿਰ ਸ਼ਬਦ ਵਰਦਿਆ ਪਾਣੀ ਅਨੇਕਾਂ ਤਰ੍ਹਾਂ ਦਾ ਪਾਣੀ ਹੈ ਫਿਰ ਬੇਨਤੀ ਸੁਣਿਓ ਸਾਡੀ ਬਾਡੀ 'ਚ ਵੀ ਕਈ ਤਰ੍ਹਾਂ ਦਾ ਪਾਣੀ ਬਖਸ਼ ਦਿਆ ਜੇ ਆ ਬਾਹਰ ਮੁਖੀ ਪਾਣੀ ਹੈ ਅਸੀਂ ਖਾਰਾ ਪਾਣੀ ਗੰਧਕ ਦਾ ਪਾਣੀ ਜ਼ਹਿਰੀਲਾ ਪਾਣੀ ਸੱਚੀ ਮੁੱਚੀ ਅੱਖਾਂ ਦਾ ਪਾਣੀ ਨੱਕ ਦਾ ਪਾਣੀ ਕੰਨ 'ਚੋਂ ਪਾਣੀ ਸੱਚ ਇਹ ਵੇ ਬੰਦਿਆ ਤੂੰ ਪਾਣੀ ਦੀ ਬੂੰਦ ਤੂੰ ਬਣਿਆ ਕਈ ਤਰ੍ਹਾਂ ਦਾ ਪਾਣੀ ਹੈ ਪਾਣੀ ਮੈਲਾ ਮਾਟੀ ਗੋਰੀ ਮੈਂ ਇਸ ਕਰਕੇ ਕਿਹਾ ਜੀ ਕਥਾ ਦੇ ਅਰਥ ਮੈਂ ਅਖਰੀ ਕਰਕੇ ਚੱਲਾਂ ਫਿਰ ਜੇ ਕਿਤੇ ਸਮਾਂ ਮਿਰ ਮਿਲਿਆ ਤੇ ਘੱਟੋ ਘੱਟ ਸਾਲ ਕੋਵੇ ਤੇ ਹੋਵੇ ਟਿਕਾ ਫਿਰ ਜਪ ਦੇ ਅਰਥ ਹੋਣ ਬਾਬਾ ਜੀ ਨੇ ਕੀ ਬਖਸ਼ਿਸ਼ ਕੀਤੀ ਕਿੰਨਾ ਪਾਣੀ ਹੈ ਕੋਈ ਪਾਣੀ ਇੱਕ ਕਿ ਗੁਰੂ ਸਾਹਿਬ ਕਹਿੰਦੇ ਨੇ ਦੇਖ ਕਿਤੇ ਪਵਨ ਪਾਣੀ ਵੈਸੰਤਰ ਇੱਥੇ ਵਿਸ਼ਰਾਮ ਦੇਂਗੇ ਵੈਸੰਤਰ ਦਾ ਅਰਥ ਅੱਗ ਕਈ ਤਰ੍ਹਾਂ ਦੀ ਅੱਗ ਹੈ ਸਮੁੰਦਰ 'ਚ ਇੱਕ ਅੱਗ ਲੱਗੀ ਜਿਹਨੂੰ ਬੜਵਾ ਅਗਨ ਕਹਿੰਦੇ ਆ ਜੰਗਲ ਨੂੰ ਅੱਗ ਲੱਗਦੀ ਉਹਨੂੰ ਦਾਵਾ ਅਗਨ ਕਹਿੰਦੇ ਆ ਸਾਡੇ ਅੰਦਰ ਕਿੰਨੀਆਂ ਅੱਗਾਂ ਨੇ ਤ੍ਰਿਸ਼ਨਾ ਅਗਨ ਬਿਰਹਾ ਅਗਨ ਕਾਮ ਕੀ ਅਗਨ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅਗ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਤੇਰੇ ਸਰੀਰ ਵਿੱਚ ਹੀ ਅੱਗਾਂ ਇੰਨੀਆਂ ਨੇ ਇੱਕ ਤਰ੍ਹਾਂ ਦੀ ਅੱਗ ਨਹੀਂ ਪਤਾ ਨਹੀਂ ਕਿੰਨੀਆਂ ਤਰ੍ਹਾਂ ਦੀਆਂ ਅੱਗਾਂ ਨੇ ਕਈ ਸਾੜ ਕੇ ਸ਼ੁੱਧ ਕਰਦੀਆਂ ਨੇ ਕਈ ਸਾੜ ਕੇ ਜਦੋਂ ਤ੍ਰਿਸ਼ਨਾ ਅਗਨ ਉੱਠਦੀ ਏ ਉਹਦਾ ਕੰਮ ਏ ਸਾਰੇ दैवी ਗੁਣਾਂ ਨੂੰ ਫੂਕ ਦੇਣਾ ਜਦੋਂ ਬਿਰਹਾ ਦੀ ਅੱਗ ਉੱਠਦੀ ਉਹਦਾ ਕੰਮ ਏ ਸਾਰੇ ਔਗਣਾਂ ਨੂੰ ਫੂਕ ਦੇਣਾ ਸਾੜ ਦੀਆਂ ਦੋਵੇਂ ਨੇ ਬਹੁਤ ਤਰ੍ਹਾਂ ਦਾ ਪਾਣੀ ਬਹੁਤ ਤਰ੍ਹਾਂ ਦੀ ਅੱਗ ਕੇਤੇ ਪਵਨ ਪਾਣੀ ਵਹਿ ਸੰਤਰ ਅੱਗੇ ਮਹਾਰਾਜ ਕਹਿੰਦੇ ਕੇਤੇ ਕਾਨ ਕਾਨ ਸ਼ਬਦ ਪੜਾਂਗੇ ਨਾ ਭਾਵੇਂ ਖਾਹਾ ਥੱਲੇ ਨਹੀਂ ਲਾਇਆ ਕਾਨ ਵੀ ਕਿੰਨੇ ਕੋ ਕ੍ਰਿਸ਼ਨ ਨੇ ਤੋ ਇੱਕ ਕ੍ਰਿਸ਼ਨ ਚੁੱਕੀ ਫਿਰਨ ਕੇਤੇ ਕਾਨ ਮਹੇਸ਼ ਇੱਕ ਸ਼ਬਦ ਜੀ ਨਹੀਂ ਭਾਵਾਂ ਕਿ ਗੁਰੂ ਜੀ ਨੇ ਉਸ ਦਿਨ ਮੈਂ ਅਰਥ ਕੀਤੇ ਸਨ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਕਿਤੇ ਨਾ ਕੋਈ ਕਹਦੇ ਬਾਬਾ ਜੀ ਉੱਥੇ ਤੁਸੀਂ ਇੱਕ ਕਹਿ ਇੱਥੇ ਕਿਤੇ ਕਹਿਤਾ ਉੱਥੇ ਇੱਕ ਧਰਮ ਨਾਲ ਸੰਬੰਧਿਤ ਫਿਲਾਸਫੀ ਦੀ ਗੱਲ ਕੀਤੀ ਇੱਥੇ ਫਿਰ ਸਮੁੱਚਤਾ ਚ ਵਿਰਾਟ ਰੱਬ ਦੇ ਪਸਾਰੇ ਦੀ ਗੱਲ ਕੀਤੀ ਇਸ ਕਰਕੇ ਫਿਰ ਬੇਨਤੀ ਨੂੰ ਧਿਆਨ ਨਾਲ ਸੁਣਿਓ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਖੇਸ਼ ਏਕ ਸ਼ਿਵ ਭਏ ਏਕ ਗਏ ਇੱਕ ਫਿਰ ਪੈ रामचंद्र कृष्ण ਕੇ ਅਵਤਾਰ ਵੀ ਅਨੇਕ ਹੈ ਬੇਅੰਤ ਜ਼ਿਆਦਾ ਨੇ ਇੱਕ ਕ੍ਰਿਸ਼ਨ ਥੋੜਾ ਉਹਦੀ ਰਚਨਾ ਚ ਕਿੰਨੇ ਕ੍ਰਿਸ਼ਨ ਨੇ ਕੇਤੇ ਕਾਨ ਮਖੇਸ਼ ਕੇਤੇ ਬਰਮੇ ਘਾੜਤ ਘੜੀਆਂ ਅਨੇਕਾਂ ਬਰਮੇ ਨੇ ਜਿਨ੍ਹਾਂ ਦੀ ਘਾੜਤ ਘੜੀ ਜਾ ਰਹੀ ਹੈ ਸੱਚ ਉਹਨਾਂ ਦੀ ਘਾੜਤ ਘੜੀ ਜਾ ਰਹੀ ਹੈ ਰੂਪ ਰੰਗ ਕੇ ਵੇਸ਼ ਉਹਨਾਂ ਦੇ ਰੂਪ ਵੱਖਰੇ ਰੰਗ ਵਸਰੇ ਉਹਨਾਂ ਦੇ ਪਹਿਰਾਵੇ ਵੱਖਰੇ ਪਤਾ ਨਹੀਂ ਕਿੰਨੇ ਕੋ ਬ੍ਰਹਮੇ ਉਹਨੇ ਪੈਦਾ ਕੀਤੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਕੇਤੀਆਂ ਕਰਮ ਭੂਮੀ ਮੇਰ ਕੇਤੇ ਵਿਸਰਾਮ ਇੱਥੇ ਹਾਂਜੀ ਕੇਤੀਆਂ ਕਰਮ ਭੂਮੀ ਹੁਣ ਅਸੀਂ ਕਹਿੰਨੇ ਆ ਵੀ ਫਲਾਣੀ ਥਾਂ ਤੇ ਲੱਭਣ ਚੱਲੇ ਆ ਵੀ ਬੰਦਾ ਹੈਗਾ ਪਾਣੀ ਖੈਗਾ ਤੇ ਸੱਚੇ ਵੇ ਸਟੀਫਨ ਹਾਕਿੰਗ ਜਿਹਨੂੰ ਪੈਰਾਲਾਈਜ਼ ਹੋਇਆ ਸੀ ਪੜਨ ਵਾਲਿਆਂ ਨੂੰ ਪਤਾ ਹੈ ਉਹ ਮੈਂ ਇੱਕ ਵਾਰ ਕਿਹਾ ਵੀ ਜਿਹੜੇ ਸੀ ਕਹਿੰਦੇ ਨੇ ਜੀ ਆ ਸਿੱਧ ਕਰੋ ਇਹ ਸਾਇੰਸ ਦੇ ਤਰੀਕੇ ਨਾਲ ਮੈਂ ਵਿਰੋਧੀ ਨਹੀਂ ਕੋਈ ਪਰ ਜੋ ਰੱਬ ਕਰਦਾ ਹੈ ਨਾ ਸਾਇੰਸ ਕੋਲ ਇੰਨਾ ਅੰਦਾਜ਼ਾ ਨਹੀਂ ਅਜੇ ਉਹ ਬੰਦਾ ਪੈਰਾਲਾਈਜ਼ ਨੂੰ ਹੋ ਗਿਆ ਉਹਦੀ ਹਿਸਟਰੀ 'ਚ ਤੁਹਾਂ ਸਾਰਿਆਂ ਪੜਿਆ ਹੋਣਾ ਜਿਨੇ ਬਲੈਕ ਹੋਲ ਦੀ ਗੱਲ ਕੀਤੀ ਹੈ ਜਿਨੇ ਏਲੀਅਨਸ ਦੀ ਗੱਲ ਕੀਤੀ ਹੈ ਤੇ ਜਿਹੜਾ ਮਰਨ ਤੋਂ ਪਹਿਲਾਂ ਕਹਿ ਕੇ ਗਿਆ ਕਿ ਆਉਣ ਵਾਲੇ ਸਾਲਾਂ 'ਚ ਕੋਈ ਦੂਜਾ ਪਲੈਨਟ ਲੱਭੋ ਨਹੀਂ ਤੇ ਇਹ ਧਰਤੀ ਖਤਮ ਹੋਣ ਵਾਲੀ ਹੈ ਮਰਦਿਓ ਕਹਿ ਗਿਆ ਵੀ ਜੋ ਕੁਝ ਅਸੀਂ ਕਰਨੇ ਪਏ ਆ ਇਹ ਜਿਉਣ ਵਾਲਾ ਕੰਮ ਨਹੀਂ ਉਹਦੀ ਕਿਤਾਬ ਹੈ ਜੀ ਅੰਗਰੇਜ਼ੀ ਚ ਦਾ brief history of time time ਦੀ ਹਿਸਟਰੀ ਕੀ ਹੈ ਬਹੁਤ ਗਹਿਰੀ ਕਿਤਾਬ ਉਸ ਬੰਦੇ ਲਿਖੀ ਉਹਦੀ ਹਿਸਟਰੀ ਚ ਹੈ ਕਿ ਜਦੋਂ ਉਹਨੂੰ ਬਿਮਾਰੀ ਲੱਗੀ ਡਾਕਟਰ ਨੇ ਕਿਹਾ ਸੀ ਮੇਰੇ ਮੁਤਾਬਕ ਸਿਰਫ 2 ਸਾਲ ਜੀਏਗਾ ਉਹ ਬੰਦਾ ਉਸ ਤੋਂ ਬਾਅਦ ਵੀ ਕਈ ਦਹਾਕੇ ਜੀ ਕੇ ਗਿਆ ਉਹਨਾਂ ਮੁਤਾਬਕ ਉਹਨੇ ਮਰਨਾ ਸੀ ਪਰ ਯਾਦ ਰੱਖਿਓ ਜਿਹਨੂੰ ਰੱਬ ਰੱਖਣ ਵਾਲਾ ਹੋਵੇ ਉੱਥੇ ਸਾਰੇ ਅੰਦਾਜ਼ੇ ਮੁੱਕ ਜਾਂਦੇ ਆ ਜੋਰ ਨਾਲ ਜੀਵਨ ਮਰਨੇ ਸੋ ਫਿਰ ਉਹਦਾ ਕੁਝ ਵੀ ਨਹੀਂ ਸਾਰੀ ਬਾਡੀ ਉਹਦੀ ਉਹ ਸਿਰਫ ਉਹਦੀਆਂ ਅੱਖਾਂ ਨੇ ਦਿਮਾਗ ਹੈ ਉਹ ਕੰਪਿਊਟਰ ਨਾਲ ਗੱਲਾਂ ਕਰ ਰਿਹਾ ਮੈਂ ਇੱਕ ਬੇਨਤੀ ਕਰਾਂਗਾ ਗੁਰਮਖੋ ਉਹ ਇੱਕ ਗੱਲ ਕਹਿੰਦਾ ਪਿਆ ਕਿ ਇਸ ਧਰਤੀਆਂ ਤੋਂ ਇਲਾਵਾ ਵੀ ਕਿਤੇ ਜ਼ਿੰਦਗੀ ਹੈ ਤੇ ਉਹ ਵੀ ਗੱਲ ਕਹਿ ਰਿਹਾ ਕਿ ਜਿੰਨੇ ਅਸੀਂ ਚੱਲਨੇ ਪਿਆ ਸਾਨੂੰ ਕੋਈ ਹੋਰ ਪਲੈਨਟ ਚਲਾ ਰਿਹਾ ਹੈ ਉਸ ਪਲੈਨਟ ਨੂੰ ਕੋਈ ਹੋਰ ਚਲਾ ਰਿਹਾ ਇਸ ਤੋਂ ਅੱਗੇ ਚੱਲੋ ਤੇ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਪੜ੍ਹਨੇ ਉਹ ਕਹਿੰਦੇ ਨਮੋ ਸੂਰਜ ਸੂਰਜੇ ਇੱਕ ਸੂਰਜ ਵੇ ਤੇ ਪਿੱਛੇ ਹੋਰ ਸੂਰਜ ਹੈ ਉਹਦੇ ਪਿੱਛੇ ਹੋਰ ਸੂਰਜ ਗੁਰੂ ਸਾਹਿਬ ਇਹਨੂੰ ਬਖਸ਼ਿਸ਼ ਕਰ ਰਹੇ ਆ ਮੈਂ ਫਿਰ ਬੇਨਤੀ ਕਰਾਂਗਾ ਇਸ ਪੌੜੀ ਨੂੰ ਉਹ ਵਿਦਿਆਰਥੀ ਜਿਹੜੇ ਬ੍ਰਹਿਮੰਡ ਦੀ ਖੋਜ ਵਿੱਚ ਅਦ੍ਰਿਸ਼ਟਤਾ ਦੀ ਭਾਲ 'ਚ ਚੱਲੇ ਨੇ ਗੁਰੂ ਨਾਨਕ ਨੂੰ ਮੁਰਸ਼ਿਦ ਮੰਨਦੇ ਨੂੰ ਯਕੀਨ ਕਰਨ ਇਹਨਾਂ ਕੁਝ ਇੱਥੇ ਵਰਤਾਰਾ ਵਰਤ ਰਿਹਾ ਇਹ ਸਾਰਾ ਜੋ ਅਦ੍ਰਿਸ਼ਟ ਹੈ ਕੀਤੀਆਂ ਕਰਮ ਭੂਮੀ ਮੇਰ ਕੇਤੇ ਕਰਮ ਭੂਮੀ ਕਿਆ ਕੱਲੀ ਭੂਮੀ ਨਹੀਂ ਕਿਹਾ ਫਿਰ ਬੇਨਤੀ ਕੱਲੀ ਭੂਮੀ ਹੋ ਸਕਦੀ ਖਾਲੀ ਤੇ ਕਰਮ ਭੂਮੀ ਦਾ ਅਰਥ ਹੈ ਜਿੱਥੇ ਰੱਬ ਨੇ ਜਿੰਦ ਦਾ ਢਾਂਚਾ ਬਣਾ ਕੇ ਉਹਦੇ ਤੋਂ ਕਰਮ ਕਰਾ ਰਿਹਾ ਫਿਰ ਬੇਨਤੀ ਕਰਮ ਭੂਮੀ ਦਾ ਅਰਥ ਕਿ ਮਤ ਸਮਝੋ ਸਾਡੀ ਧਰਤੀ ਤੇ ਲੋਕ ਨੇ ਇਹੀ ਕਰਮ ਕਰ ਰਹੇ ਆ ਗੁਰੂ ਜੀ ਕਹਿੰਦੇ ਨੇ ਇੱਕ ਨਹੀਂ ਇਸ ਤੋਂ ਇਲਾਵਾ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਨੇ ਜਿੱਥੇ ਜੀਵ ਉਹਨਾਂ ਨੂੰ ਕਰਮ ਭੂਮੀਆਂ ਬਣਾ ਕੇ ਆਪਣੇ ਕਰਮ ਕਮਾਉਂਦੇ ਪਏ ਆ ਇੱਥੇ ਫਿਰ ਅਰਜੇ ਇਹ ਗਿਆਨ ਖੰਡ ਫਿਰ ਧਰਮ ਖੰਡ 'ਚ ਲੈ ਗਿਆ ਕਿਵੇਂ ਕਰਮੀ ਕਰਮੀ ਹੋਏ ਉਹਨਾਂ ਦੀ ਵੀ ਹੋਣੀ ਹੈ ਵਿਚਾਰ ਕੇਤੀਆਂ ਕਰਮ ਭੂਮੀ ਮੇਰ ਕੇਤੇ ਮੇਰ ਦਾ ਲਫ਼ਜ਼ੀ ਅਰਥ ਇੱਥੇ ਮੇਰਾ ਨਹੀਂ ਮੇਰ ਦਾ ਅਰਥ ਹੈ ਪਹਾੜ ਕੀਤੇ ਕੋ ਮੇਰਾ ਉੱਥੇ ਮੇਰ ਦਾ ਅਰਥ ਪਹਾੜ ਮੇਰੂ ਜਿਹਨੂੰ ਅਸੀਂ ਸ਼ਬਦ ਵਰਤਨੇ ਬਹੁਤ ਸਾਰੀਆਂ ਜ਼ਮੀਨਾਂ ਨੇ ਜਿੱਥੇ ਜੀਵ ਕਰਮ ਕਰ ਰਹੇ ਪਰ ਕੋਈ ਜ਼ਰੂਰੀ ਨਹੀਂ ਸਾਡੇ ਵਰਗਾ ਪੰਜਾਂ ਤੱਤਾਂ ਦਾ ਉਹਨਾਂ ਚੋਲਾ ਹੋਵੇ ਹੋ ਸਕਦਾ ਰੱਬ ਨੇ ਉਹਨਾਂ ਦਾ ਹੋਰ ਢੰਗ ਨਾਲ ਜ਼ਿੰਦਗੀ ਬਣਾਈ ਹੋਵੇ ਕੇਤੀਆਂ ਕਰਮ ਭੂਮੀ ਮੇਰ ਕੇਤੇ ਤੇ ਗੁਰੂ ਜੀ ਕਹਿੰਦੇ ਆ ਕੇਤੇ ਧੂ ਉਪਦੇਸ਼ ਇੱਥੇ ਧੂ ਦਾ ਅਰਥ ਧਰੂ ਗੁਰੂ ਸਾਹਿਬ ਨੇ ਦਾ ਖਾਸ ਕਰਕੇ ਨਾਂ ਵਰਤਿਆ ਧੂ ਉਪਦੇਸ਼ ਤੇ ਧੂ ਨੂੰ ਉਪਦੇਸ਼ ਦੇਣ ਵਾਲਾ ਨਾਰਦ ਫਿਰ ਬੇਨਤੀ ਧੂ ਉਪਦੇਸ਼ ਹੈ ਨਾ ਜੀ ਕਿ ਉਹ ਥੋੜੇ ਜਿਹੇ ਦੇ ਵੇਖ ਲਈਏ ਗੁਰੂ ਗ੍ਰੰਥ ਸਾਹਿਬ ਵਿੱਚ ਇਹਦੀ ਉਮਰ ਵੀ ਦੱਸੀ ਪੰਜ ਬਰਖ ਕੋ ਅਨਾਥ ਧਰੂ ਬਾਰਤ ਪਰ ਉਹ ਉਹ ਇੱਕ ਹੈ ਇੱਕ ਕੇਤੇ ਨੇ ਉਹ ਇੱਕੋ ਹੈ ਯਾਦ ਰੱਖਿਓ ਇੱਥੇ ਉਸ ਇੱਕ ਦੀ ਅਨੇਕਤਾ ਕੀਤੀ पांच ਕੋ ਅਨਾਤ ਰੂ रूबार ਤਹਰ ਸਿਮਰਤ ਅਮਰ ਅਟਾਰੇ ਤੇ ਉਹ ਧੂਪ ਦੇਸ਼ ਅਸੀਂ ਪੜ੍ਹਨੇ ਆ ਨਾ ਇਹ ਭਗਤਾਂ ਦੀ ਜਿਹੜੀ ਸੂਚੀ ਦਿੱਤੀ ਭਾਈ ਸਾਹਿਬ ਨੇ ਪਹਿਲੀ ਪੌੜੀ ਇਹ ਵੇ ਧਰੂ ਹਸਦਾ ਕਰਾਇਆ ਕਰ ਪਿਆਰ ਪੋ ਕੁਛੜ ਲਿੱਤਾ ਬਾਹੂ ਪਕੜੂ ਠਾਲਿਆ ਮਨ ਵਿੱਚ ਰੋਸ ਮਤਰਈ ਕੀਤਾ ਡੱਡੋ ਲਿਕਾ ਮਾਂ ਪੁੱਛੈ ਤੂੰ ਸਾਵਾਣੀ ਕਹਿ ਕੇ ਸੁਰੀਤਾ ਕਹਿੰਦੀ ਹੈ ਸਾਵਾਣੀ ਖਾ ਜਨਮ ਦੀ ਨਾਮਨਾ ਭਗਤੀ ਕਰਮ ਦ੍ਰਿੜੀਤਾ ਉਹਦੇ ਵਿੱਚ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਨ ਮੀਤਾ ਪਰਮੇਸ਼ਰ ਆਰਾਧੀਏ ਜਿੱਦੋਂ ਹੋਈਏ ਪਤ ਪੁਨੀਤਾ ਬਾਹਰ ਚੱਲਿਆ ਕਰਨ ਤਪ ਹੋਏ ਮਨ ਬੈਰਾਗੀ ਹੋਏ ਅਤੀਤਾ ਨਾਰਦ ਮਨ ਉਪਦੇਸ਼ਿਆ ਕੇਤੇ ਤੂ ਉਪਦੇਸ਼ ਨਾਰਦ ਮਨ ਉਪਦੇਸ਼ਿਆ ਨਾਮ ਨਿਧਾਨ ਅਮਿਓ ਰਸ ਪੀਤਾ ਗੁਰੂ ਜੀ ਕਹਿੰਦੇ ਨੇ ਇੱਕ ਧਰੂ ਨਹੀਂ ਉਤਾਨ ਪਾਦ ਦਾ ਬੇਟਾ ਇੱਥੇ ਪਤਾ ਨਹੀਂ ਰੱਬ ਦੀ ਸ੍ਰਿਸ਼ਟੀ 'ਚ ਕਿੰਨੇ ਧੂ ਨੇ ਤੇ ਕਿੰਨੇ ਨਾਰਦ ਵਰਗੇ ਨੂੰ ਆਤਮ ਉਪਦੇਸ਼ ਪੈ ਕਰ ਰਹੇ ਨੇ ਇਹਦਾ ਮਤਲਬ ਬਹੁਤ ਵੱਡੀ ਵਿਸ਼ਾਲਤਾ ਹੈ ਇਹ ਹੈ ਗਿਆਨ ਖੰਡੇ ਵੀ ਸਮਾਧ ਚ ਲਿਜਾ ਰਿਹਾ ਗੁਰੂ ਜੀ ਕਹਿ ਰਿਹਾ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਇੱਥੇ ਵਿਸ਼ਰਾਮ ਜੀ ਹਾਂਜੀ ਕੇਤੇ ਕਈ ਨੇ ਅਨਗਿਣਤ ਨੇ ਇੰਦਰ ਵਰਗੇ ਦੇਵਤੇ ਆ ਚੰਦਰਮਾ ਜਿਹੜਾ ਇੱਕ ਹੈ ਬਾਬਾ ਜੀ ਕਹਿੰਦੇ ਇਹਦੇ ਵਰਗੇ ਕਈ ਚੰਦਰਮਾ ਜੇ ਹੁਣ ਤਾਂ ਸਾਰੇ ਕਹਿੰਦੇ ਆ ਨਾ ਇੱਕ ਨੇ ਗੁਰੂ ਜੀ ਕਹਿੰਦੇ ਨੇ ਨੇਕਾਂ ਚੰਦਰਮਾ ਕਿਤੇ ਇੰਦ ਚੰਦ ਸੂਰ ਇੱਥੇ ਸੂਰਦਰਤ ਸੂਰਜ ਤਿੱਥੈ ਜੋਧ ਮਹਾਬਲ ਸੂਰ ਉੱਥੇ ਸੂਰ ਦਾ ਕਲ ਅਰਥ ਕਰਾਂਗੇ ਸੂਰਮਾ ਫਿਰ ਬੇਨਤੀ ਕਰਾਂ ਸ਼ਬਦ ਇੱਕੋ ਹੈ ਗੁਰੂ ਜੀ ਕਹਿ ਰਿਹਾ ਕੇਤੇ ਇੰਦ ਚੰਦ ਸੂਰ ਕੇਤੇ ਕੇਵਲ ਇੱਕ ਇੰਦਰ ਨਹੀਂ ਕੇਵਲ ਇੱਕ ਚੰਦਰਮਾ ਨਹੀਂ ਉੰਜ ਇੰਦ ਦਾ ਅਰਥ ਵੀ ਚੰਦ ਹੁੰਦਾ ਪਰ ਇੱਥੇ ਇੰਦਰ ਕਰਾਂਗੇ ਜਿਵੇਂ ਉੱਤੇ ਬਰਮੇ ਮਖੇਸ਼ ਕਾਨ ਇਹ ਆ ਗਿਆ ਇਸੇ ਤਰ੍ਹਾਂ ਇੰਦ ਦਾ ਅਰਥ ਇੰਦਰ ਦੇਵਤਾ ਉਂਝ ਮੇਰੀ ਬੇਨਤੀ ਹੈ ਸ਼ਬਦ ਸਾਰੇ ਵਰਤਨੇ ਆ ਅਜਿੰਦਰ ਦੇਵਤਾ ਖੁਸ਼ ਹੋਇਆ ਮੀਂਹ ਪਿਆ ਤੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਪੜਨ ਵਾਲਿਓ ਇੰਦਰ ਦੇ ਹੱਥ ਵਿੱਚ ਕੁਝ ਨਹੀਂ ਆਪ ਜੀ ਉਸ ਪਰਮ ਸੱਚ ਦੇ ਬੇਟਿਓ ਜਿਹਦੇ ਹੁਕਮ 'ਚ ਇੰਦਰ ਚੱਲਦਾ ਹੈ ਕਿਆ ਉੱਠ ਉੱਠ ਦੇਖੋ ਬੱਪੜੇ ਇਸ ਮੇਘੇ ਹੱਥ ਕਿਛਨਾ ਹੈ ਜਿਨੇ ਮੇਘ ਪਠਾਇਆ ਤਿਸ ਰਾਖੋ ਮਨ ਮਾਹਿ ਇਹ ਇੱਕ ਨਹੀਂ ਪਤਾ ਨਹੀਂ ਕਿੰਨੇ ਕਿ ਇੰਦਰ ਨੇ ਗੁਰੂ ਜੀ ਕਹਿ ਰਹੇ ਨੇ ਸਾਰੇ ਭਾਈ ਸਾਹਿਬ ਨੇ ਜਦੋਂ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਵਿਆਖਿਆ ਕੀਤੀ ਨਾ ਉਹ ਚ ਕਹਿੰਦੇ ਲੱਖ ਇੰਦਰ ਮਾਸ਼ਕੀ ਬਣ ਕੇ ਗੁਰੂ ਨਾਨਕ ਦੀ ਸੰਗਤ ਆਉਣ ਤੋਂ ਪਹਿਲਾਂ ਪਾਣੀ ਦਾ ਛਟਕਾਅ ਪੈ ਕਰਦੇ ਆ ਇੱਥੇ ਕਹਿ ਰਹੇ ਨੇ ਬਹੁਤ ਇੰਦਰ ਨੇ ਕਿਤੇ ਇੰਦ ਚੰਦ ਸੂਰ ਕਿਤੇ ਪਤਾ ਹੀ ਨਹੀਂ ਕਿੰਨੇ ਕੁ ਸੂਰਜ ਤੇ ਇੱਕ ਬਚਨ ਹੋਰ ਇਹ ਸੂਰਜ ਸਭ ਨੂੰ ਅੱਜ ਤੱਕਰਾ ਬੰਦਾ ਨਹੀਂ ਇਹਦੇ ਆਪਾਂ ਨੂੰ ਪਤਾ ਕੋਈ ਨੇੜੇ ਜਾ ਸਕਦਾ ਜੀ ਇਹਦੇ ਸੋਚ ਵੀ ਨਹੀਂ ਸਕਦਾ ਇਹ ਦੂਰੋਂ ਹੀ ਚੰਗਾ ਲੱਗਦਾ ਨੇੜੇ ਨਾ ਜਾਈਏ ਤੇ ਅਜੇ ਜਿਹੜੀਆਂ ਬਲਬ ਵੀ ਜਗਦੇ ਨਾ ਆਪਾਂ ਦੇਖਨੇ ਇਹ ਵੀ ਦੂਰੋਂ ਦੂਰੋਂ ਅੱਖਾਂ ਨਾਲ ਵੇਖੀ ਹੱਥ ਨਾਲ ਲਾ ਲਈਏ ਸਾੜ ਦੇਣਗੇ ਹੱਥ ਨਾਲ ਲਾਈ ਕੁਸਮ ਜਲ ਜਾ ਸੀ ਢੋਲਾ ਚਮਕਦਾ ਕੁਸੰਬੇ ਦਾ ਫੁੱਲ ਹੱਥ ਨਾਲ ਲਾ ਲਈ ਸੜ ਜਾਏਗਾ ਹੁਣ ਇਹ ਸਾਰੀਆਂ ਚੀਜ਼ਾਂ ਸੁਖਾਂਦਾ ਗੁਰਮਖੋ ਹਰ ਚੀਜ਼ ਨੂੰ ਸਿਖਾਉਂਦਾ ਪਿਆ ਸੂਰਜ ਪਰ ਗੁਰੂ ਗੋਬਿੰਦ ਸਿੰਘ ਤਾਂ ਬਚਨ ਕਰਦੇ ਆ ਕਹਿੰਦੇ ਆ ਇਹ ਵਿਚਾਰਾ ਕੁਝ ਵੀ ਨਹੀਂ ਇਦੋਂ ਵੱਡਾ ਪਰਮ ਸੂਰਜ ਜਿਹੜਾ ਸੂਰਜ ਨੂੰ ਵੀ ਸਿਖਾ ਦਿੰਦਾ ਕਿ ਅਦਿਤ ਸੋਕੈ ਅਦਿਤ ਸੂਰਜ ਇਹਦੇ ਤੋਂ ਅਦਿਤ ਤੋਂ ਬੰਦਾ ਸ਼ਬਦ ਐਤਵਾਰ ਆਦਿਤ ਕਰੈ ਭਗਤ ਆਰੰਭ ਪਰਮਾਤਮਾ ਇਹ ਸੂਰਜ ਕੀ ਤੂੰ ਇਦੋਂ ਵੱਡੇ ਵੱਡੇ ਸੂਰਜਾਂ ਨੂੰ ਸੁਕਾ ਦੇਣਾ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਬਹੁਤ ਸਾਰੇ ਮੰਡਲ ਨੇ ਗੁਰੂ ਸਾਹਿਬ ਕਹਿੰਦੇ ਆ ਬਹੁਤ ਸਾਰੇ ਅੱਗੇ ਦੇਸ਼ ਨੇ ਗੁਰੂ ਵੈਗੁਰੂ ਜੀ ਉਹਨਾਂ ਦੇਸ਼ ਵੀ ਕਹਿ ਦਿੱਤਾ ਅੱਗੇ ਦੇਸ਼ ਵੀ ਨੇ ਕਰਮ ਭੂਮੀਆਂ ਨੇ ਤੇਰੀ ਸਮਝ ਕੋਈ ਨਹੀਂ ਤੇ ਇਸ ਪਾਸੇ ਅੰਤ ਨਾ ਪਾਣ ਤੁਰੀ ਉਸ ਬੇਅੰਤ ਦੇ ਗੀਤ ਗਾਏ ਦੇ ਵਿੱਚ ਗਾ ਕੇ ਸਮਾ ਜਾ ਬਸ ਤੂੰ ਤੂੰ ਵਿਰਾਟ ਹੋ ਜਾ ਮਹਾਰਾਜ ਸ਼ਬਦ ਵਰਤ ਰਿਹਾ ਕਿ ਫਿਰ ਬੇਨਤੀ ਕਿੰਨੇ ਇੰਦਰ ਕਿੰਨੇ ਚੰਦਰ ਕਿੰਨੇ ਸੂਰਜ ਕਿੰਨੇ ਮੰਡਲ ਤੇ ਮਹਾਰਾਜ ਕਿੰਨੇ ਕਿੰਨੇ ਦੇਸ਼ ਹੁਣ ਅੱਗੇ ਕੇਤੇ ਸਿੱਧ ਬੁੱਧ ਨਾਥ ਕੇਤੇ ਕਿੰਨੇ ਸਿੱਧ ਨੇ ਜਿਹੜੇ ਕਮਾਈਆਂ ਕਰ ਕਰਕੇ ਆਪਣੇ ਮੁਕਾਮ ਤੇ ਮੰਜ਼ਲ ਤੇ ਪਹੁੰਚ ਚੁੱਕੇ ਆ ਇੱਕ ਬੁੱਧ ਨਹੀਂ ਪਤਾ ਨਹੀਂ ਕਿੰਨੇ ਕੋ ਬੁੱਧ ਰੱਬ ਦੀ ਸ੍ਰਿਸ਼ਟੀ 'ਚ ਪੈਦਾ ਹੋਏ ਆ ਕਈ ਸੱਜਣਾਂ ਨੇ ਬੁੱਧੀਮਾਨ ਵੀ ਅਰਥ ਕੀਤਾ ਕਿੰਨੇ ਬੁੱਧ ਨੇ ਜੀ ਅੱਗੇ ਮਹਾਰਾਜ ਕਹਿੰਦੇ ਨਾਥ ਇਕੱਲੇ ਨਾਥ ਮਛੰਦਰ ਨਾਥ ਗੁਰਖ ਨਾਥ ਇਹ ਹੀ ਨਹੀਂ ਪਤਾ ਨਹੀਂ ਉਹਦੀ ਰਿਸ਼ ਸ੍ਰਿਸ਼ਟੀ ਚ ਕਿੰਨੇ ਇੱਕ ਨਾਥ ਪੈਦਾ ਹੈ ਨਾਥ ਨੇ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕਿੰਨੇ ਦੇਵਤੇ ਨੇ ਕਈ ਸਜਣ ਕਹਿੰਦੇ ਦੇਵੀ ਬਹੁਵਚਨ ਚ ਹੈ ਵੱਖ-ਵੱਖ ਵੇਸ਼ਾਂ ਵਾਲੇ ਕਿੰਨੇ ਦੇਵਤੇ ਨੇ ਅੱਗੇ ਗੁਰੂ ਸਾਹਿਬ ਕਹਿੰਦੇ ਆ ਹੁਣ ਵੇਖੋ ਕੇਤੇ ਦੇਵ ਦਾਨਵ ਫਿਰ ਸ਼ਬਦ ਵਰਤਿਆ ਕਿੰਨੇ ਦੇਵ ਨੇ ਇੱਥੇ ਥੋੜਾ ਜਿਹਾ ਜੇ ਦੇਵ ਦੇ ਅਰਥ ਆਪਾਂ ਪ੍ਰਕਾਸ਼ ਵਿੱਚ ਕਰ ਰਹੀ ਸੌਖਾ ਰਹੇਗਾ ਕਿਉਂਕਿ ਦਾਨਵ ਵਿਪਰੀਤ ਆ ਗਿਆ ਦਾਨਵ ਦਾ ਅਰਥ ਜਿਹੜਾ ਅੰਧਕਾਰ ਚ ਡੁੱਬਿਆ ਹੈ ਦੇਵ ਦਾ ਲਫ਼ਜ਼ੀ ਅਰਥ ਹੈ ਪ੍ਰਕਾਸ਼ ਚਾਨਣ ਉੰਜ ਗੁਰੂ ਗੋਬਿੰਦ ਸਿੰਘ ਨੇ ਦੇਵਤੇ ਦੀ ਪਰਿਭਾਸ਼ਾ ਸੱਚੇ ਪਾਤਸ਼ਾਹ ਨੇ ਦਿੱਤੀ ਸਾਧ ਕਰਮ ਜੋ ਪੁਰਖ ਕਮਾਵੇ ਨਾਮ ਦੇਵਤਾ ਜਗਤ ਕਹਾਵੇ ਕੁਕ੍ਰਿਤ ਕਰਮ ਜੋ ਜਗਮੋ ਕਰਹੀ ਨਾਮ ਅਸੁਰ ਕੋ ਤੇ ਕੋ ਜਗਤ ਰਖੀ ਜਿਹੜਾ ਕੁਕਿਰਤ ਕਰਮ ਕਰਦਾ ਉਹ ਦੈਂਤ ਹੈ ਜਿਹੜਾ ਸ਼ੁਭ ਕਰਮ ਕਰਦਾ ਉਹ ਦੇਵਤਾ ਹੈ ਇੱਥੇ ਗੁਰੂ ਜੀ ਕਹਿੰਦੇ ਦੇਵ ਅਰਥ ਪ੍ਰਕਾਸ਼ ਮੇ ਕਿੰਨੇ ਉਹ ਨੇ ਜਿਨ੍ਹਾਂ ਦੇ ਅੰਦਰ ਰੂਹਾਨੀ ਪ੍ਰਕਾਸ਼ ਹੈ ਕਿੰਨੇ ਉਹ ਨੇ ਸੱਚ ਇਹ ਵੇ ਕਿ ਜਿਹੜੇ ਬੰਦੇ ਅਗਿਆਨਤਾ ਚ ਡੁੱਬੇ ਨੇ ਮਹਾਰਾਜ ਕਰਨ ਕੇਤੇ ਦੇਵ ਦਾਨਵ ਮਨ ਕੇਤੇ ਕਿੰਨੇ ઋષਿ ਮੁਨੀ ਨੇ ਪਤਾ ਹੀ ਨਹੀਂ ਕਿੰਨੇ ਕੋ ਨੇ ਕੇਤੇ ਰਤਨ ਸਮੁੰਦ ਅਸੀਂ ਇਸ ਧਰਤੀ ਤੇ ਕਹਿੰਦੇ ਆ ਆ ਸਮੁੰਦਰ ਰਿੜਕਿਆ ਕਿਹਾ ਜਾਂਦਾ ਨਾ 14 ਰਤਨ ਨਿਕਲੇ ਗੁਰੂ ਜੀ ਕਹਿੰਦੇ ਨੇ ਬੜੇ ਸਮੁੰਦਰ ਨੇ ਤੇ ਬੜੇ ਰਤਨ ਨੇ ਅਪਾਰਾ ਵਾਰ ਨੇ ਕੇਤੇ ਰਤਨ ਸਮੁੰਦਰ ਹੁਣ ਅਗਲੀ ਬੇਨਤੀ ਕੇਤੀਆਂ ਖਾਣੀ ਕੇਤੀਆਂ ਬਾਣੀ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਕਿ ਗੁਰੂ ਸਾਹਿਬ ਜੀ ਨੇ ਉਸ ਵਕਤ ਜਿਹੜੇ ਸ਼ਬਦ ਵਰਤਿੰਦੇ ਸਨ ਉਹਨਾਂ ਨੂੰ ਵਰਤਿਆ ਪਰ ਗੁਰੂ ਸਾਹਿਬ ਉਸ ਸ਼ਬਦ ਤੋਂ ਵੀ ਅੱਗੇ ਨਿਕਲ ਕੇ ਕਹਿੰਦੇ ਆ ਇਹਦੀ ਵੀ ਸੀਮਾ ਹੈ ਇਸ ਤੋਂ ਅੱਗੇ ਵੀ ਹੈ ਹੁਣ ਜਦੋਂ ਅਸੀਂ ਖਾਣੀ ਬਾਣੀ ਪੜ੍ਹਨੇ ਆ ਤੇ ਚਾਰ ਸ਼ਬਦ ਇਹਨਾਂ ਦੋਨਾਂ ਨਾਲ ਜੁੜਦਾ ਚਾਰ ਖਾਣੀਆਂ ਤੇ ਚਾਰ ਬਾਣੀਆਂ ਇੱਥੇ ਗੁਰੂ ਜੀ ਨੇ ਚਾਰ ਸ਼ਬਦ ਮਿਟਾ ਦਿੱਤਾ ਕਹਿੰਦਾ ਨਾ ਇਹ ਸੀਮਾ 'ਚ ਹੈ ਇਹਦਾ ਪਤਾ ਤੈਨੂੰ ਲੱਗ ਗਿਆ ਬਸ ਪਰ ਜਿਹਦਾ ਪਤਾ ਤੈਨੂੰ ਨਹੀਂ ਲੱਗਾ ਇਹਦਾ ਮਤਲਬ ਹੈ ਨਹੀਂ ਕੇਤੀਆਂ ਖਾਣੀ ਖਾਣੀ ਫਿਰ ਮੈਂ ਬੇਨਤੀ ਕਰਾਂ ਚਾਰ ਖਾਣੀਆਂ ਨੇ ਸੀ ਉਸ ਦਿਨ ਵੀ ਵੇਖਿਆ ਸੀ ਇੱਥੇ ਅੰਡਜ ਜੇਰਜ ਸੇਤ ਤੇ ਉਤਪਜ ਇਹਦੀ ਵਿਆਖਿਆ ਆਪਾਂ ਕੀਤੀ ਸੀ ਜਿਹੜੇ ਅੰਡੇ ਤੋਂ ਪੈਦਾ ਇੱਕ ਖਾਣੀ ਜਿਹੜੇ ਜੇਰ ਤੋਂ ਪੈਦਾ ਹੋਏ ਇਨਸਾਨ ਪਸ਼ੂ ਤੇ ਸੇਤ ਦਰ ਤੇ ਪਸੀਨੇ ਤੋਂ ਤੇ ਉਤਪਜਦਾਰ ਤੇ ਜ਼ਮੀਨ ਤੋਂ ਤੇ ਚਾਰ ਖਾਣੀਆਂ ਨੇ ਉਹਨੇ ਪਰਾ ਪਸੰਤੀ ਮਦਮਾ ਤੇ ਬੈਖਰੀ ਫਿਰ ਬੇਨਤੀ ਇਹ ਚਾਰ ਬਾਣੀਆਂ ਇਹ ਨਿਤਨੇ ਵਾਲੀਆਂ ਨਹੀਂ ਗਿਣਨੀਆਂ ਕਿਉਂਕਿ ਮੈਨੂੰ ਕਈ ਵਾਰੀ ਡਰ ਲੱਗਦਾ ਵੀ ਜੇ ਚਾਰ ਚਾਰ ਬਾਣੀਆਂ ਕਿਤੇ ਸਵੇਰੇ ਹੀ ਨਾ ਟੱਕਰ ਜਾਵੇ ਤੁਸੀਂ ਨੇਤਰਮ ਦੀ ਬਾਣੀ ਘਟਾ ਦਿੱਤੀ ਵਾਹਿਗੁਰੂ ਜੀ ਦਰ ਕਿਉਂਕਿ ਸਮਝ ਕੋਈ ਨਹੀਂ ਨਾ ਕਈ ਵਾਰੀ ਅਰਥ ਬੜੇ ਹੋਰ ਨਿਕਲਦੇ ਹੁਣ ਚਾਰ ਖਾਣੀਆਂ ਤੇ ਚਾਰ ਬਾਣੀਆਂ ਬਾਣੀਆਂ ਦਾ ਅਰਥ ਜਦੋਂ ਖਿਆਲ ਪਰਾ ਬਾਣੀ ਦਾ ਨਿਵਾਸ ਨਾਭੀ ਵਿੱਚ ਹੈ ਜਿੱਥੋਂ ਸਵਾਸ ਤੁਰਦਾ ਪਿਆ ਇਹ ਤਾਂ ਜੀਵਨ ਸੀ ਨਾਭੀ ਤੇ ਯੋਗਮਤ ਬਹੁਤ ਜ਼ੋਰ ਦਿੱਤਾ ਕਬੀਰ ਸਾਹਿਬ ਨੇ ਕਿਥਾਂ ਕਿਹਾ ਕਹਿੰਦੇ ਨੇ ਮੇਰਾ ਤੇ ਰੱਬ ਦਾ ਜਿੱਦਨ ਵਿਆਹ ਹੋਇਆ ਨਾ ਤੇ ਉਦਨ ਬਾਹਰ ਕੋਈ ਨਹੀਂ ਲਾਇਆ ਬੇਦੀ ਕਹਿੰਦੇ ਨਾਭ ਕਮਲ ਵਿੱਚ ਬੇਦੀ ਫਿੱਟ ਕੀਤੀ ਉੱਥੇ ਵੇਦ ਮੰਤਰ ਨਹੀਂ ਪੜਿਓ ਉੱਥੇ ਬ੍ਰਹਮ ਗਿਆਨੀ ਉਚਾਰਿਆ ਜਿਹੜਾ ਲਾੜਾ ਆਇਆ ਸੀ ਆਪ ਹੀ ਉਚਾਰ ਕੇ ਲੈ ਗਿਆ ਵਿਆਹ ਕੇ ਪੰਡਿਤ ਕੋਈ ਨਹੀਂ ਆਇਆ ਨਾਭ ਕਮਲ ਮੈਂ ਬੇਦੀ ਰਚ ਲੈ ਬ੍ਰਹਮ ਗਿਆਨ ਉਚਾਰਾ RAM ਰਾਏ ਸੋ ਦੁਲਹੋ ਪਾਇਓ ਅਸ ਬੜ ਭਾਗ ਹਮਾਰਾ ਸੁਰਨਰ ਮੋਨਜਨ ਕੇਤਕਾਇ ਸ਼ਬਦ ਵਰਤਿਆ ਮੈਂ ਬੇਨਤੀ ਕਰਾਂ ਅਸਲ 'ਚ ਜਿਹੜੀ ਪਰਾ ਬਾਣੀ ਹੈ ਉਸ ਦਾ ਨਿਵਾਸ ਨਾਭੀ 'ਚ ਹੈ ਪਸੰਤੀ ਦਾ ਕਿਹਾ ਜਾਂਦਾ ਹੈ ਹਿਰਦੇ 'ਚ ਹੈ ਮਦਮਾ ਦਾ ਅਰਥ ਹੈ ਨਾ ਬਾਹਰ ਨਿਕਲੇ ਤੇ ਨਾ ਪੂਰੀ ਅੰਦਰ ਉਹਦਾ ਨਿਵਾਸ ਗਲੇ 'ਚ ਹੈ ਜਦੋਂ ਪਰਾ ਪਰਾ ਤੋਂ ਚੱਲਿਆ ਹੋਇਆ ਸ਼ਬਦ ਦੁਨੀਆ ਵਿੱਚ ਆਪਣੀ ਗੱਲ ਕਰਨ ਲੱਗਦਾ ਉਦੋਂ ਬੈਖਰੀ ਬਣ ਜਾਂਦਾ ਹੈ ਬੈਖਰੀ ਦਾ ਅਰਥ ਜਿਹੜਾ ਬੋਲਿਆ ਗਿਆ ਉਂਝ ਗੁਰੂ ਜੀ ਨੇ ਇਹ ਸ਼ਬਦ ਬਾਣੀ ਚ ਵਰਤੇ ਇਹ ਜਿੰਨੀ ਬਾਣੀ ਹੈ ਇਹ ਪਰਾ ਗਿਆਨ ਹੈ ਪਾਰ ਬ੍ਰਹਮ ਕਾ ਹੈ ਪਰ ਇਹਨਾਂ ਤਰਸ ਕੀਤਾ ਵੀ ਪਰਾ ਗਿਆਨ ਲੋਕਾਂ ਨੂੰ ਸਮਝ ਪੈ ਗਏ ਗੁਰੂ ਨੇ ਧੁਰ ਅੰਦਰ ਤੋਂ ਲਿਆ ਕੇ ਬੈਖਰੀ ਬਾਣੀ ਚ ਪ੍ਰਗਟ ਕਰ ਦਿੱਤਾ ਕਹਿਣ ਲੱਗੇ ਤੂੰ ਬੈਖਰੀ ਬਾਣੀ ਨਾਲ ਹੀ ਸ਼ੁਰੂ ਕਰ ਤੂੰ ਪਰਾ ਤੱਕ ਪਹੁੰਚ ਜਾਏਗਾ ਮੇਰੀ ਲਫ਼ਜ਼ ਨੂੰ ਫਿਰ ਸੁਣਿਓ ਦੁਬਾਰਾ ਉਸ ਅਦ੍ਰਿਸ਼ਟ ਗਿਆਨ ਨੂੰ ਰੱਬੀ ਗਿਆਨ ਨੂੰ ਜਿਹੜਾ ਪਰਾਂ ਚ ਹੈ ਬ੍ਰਹਮ ਗਿਆਨ ਉਚਾਰਾ ਉਸ ਗਿਆਨ ਨੂੰ ਸਾਡੇ ਵਰਗੇ ਲੋਕਾਂ ਨੂੰ ਸਮਝਾਉਣ ਲਈ ਉਸ ਬੋਲੀ ਚ ਬੋਲਿਆ ਜਿਸ ਬੋਲੀ ਚ ਅਸੀਂ ਸਮਝ ਸਕਦੇ ਸਾਂ ਪਰ ਗੁਰਮਖੋ ਉਹ ਫਿਰ ਵੀ ਆ ਬੋਲ ਹੈ ਉਹ ਬੋਲੀਆਂ ਚ ਵੀ ਨਹੀਂ ਆਉਂਦਾ ਉਸ ਤੋਂ ਤੁਰ ਅੰਦਰ ਤੋਂ ਆਇਆ ਬੈਖਰੀ ਬੈਖਰੀ ਬੋਲਿਆ ਤੇ ਨਾਲ ਕਿਹਾ ਵੀ ਤੂੰ ਪਰਾਂ ਤੱਕ ਨਹੀਂ ਪਹੁੰਚ ਸਕਦਾ ਤੂੰ ਦੂਜੀ ਤਰ੍ਹਾਂ ਯਾਤਰਾ ਸ਼ੁਰੂ ਕਰ ਤੂੰ ਬੈਕਰੀ ਤੋਂ ਸ਼ੁਰੂ ਕਰ ਫਿਰ ਮਦਮਾ ਤੇ ਜਾਈ ਮਦਮਾ ਤੋਂ ਪਸੰਤੀ ਤੇ ਜਾਈ ਫਿਰ ਪਰਾ ਤੇ ਪਹੁੰਚ ਜਾਏਗਾ ਇਸ ਕਰਕੇ ਬਾਣੀ ਪੜ ਜਪ ਇੱਥੇ ਗੁਰੂ ਜੀ ਕਹਿੰਦੇ ਨੇ ਚਾਰ ਬਾਣੀਆਂ ਕੋਈ ਨਹੀਂ ਇਹ ਬਾਣੀਆਂ ਬਹੁਤ ਨੇ ਚਾਰ ਖਾਣੀਆਂ ਕੋਈ ਨਹੀਂ ਇਹ ਬਹੁਤ ਨੇ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਮੈਨੂੰ ਅੰਜ ਲੱਗਦਾ ਰਾਰੇ ਨੂੰ ਸਿਹਾਰੀ ਬੋਲਣੀ ਚਾਹੀਦੀ ਹੈ ਨਰਿੰਦ ਨਰਿੰਦ ਰਿੰਦ ਨੈਣਾ ਨੰਨਾ ਗੇਤਰ ਪਾਤ ਦਾ ਅਰਥ ਪਤਾ ਨਹੀਂ ਪਾਤ ਦਾ ਅਰਥ ਹੈ ਪਾਤਸ਼ਾਹ ਇਸ ਧਰਤੀ 'ਚ ਪਤਾ ਨਹੀਂ ਕਿੰਨੇ ਕੋ ਨੇ ਪਾਤਸ਼ਾਹ ਬਾਦਸ਼ਾਹ ਬਣਾਏ ਨਿਰਿੰਦ ਅਸਲ 'ਚ ਪਾਠੇ ਹੈ ਨਰ ਇੰਦ ਜਿਹਨੂੰ ਨਰਿੰਦਰ ਵੀ ਅਸੀਂ ਕਹਿੰਦੇ ਹਾਂ ਨਾ ਨਰ ਮਨੁੱਖ ਇੰਦ ਦਾ ਅਰਥ ਰਾਜਾ ਨਰਾਂ ਦਾ ਰਾਜਾ ਪਰਮਾਤਮਾ ਤੇਰੀ ਰਚਨਾ 'ਚ ਪਤਾ ਨਹੀਂ ਕਿੰਨੇ ਕੋ ਪਾਤਸ਼ਾਹ ਨੇ ਇੱਥੇ ਇੱਕ ਨਹੀਂ ਬੜੇ ਤੁਰੇ ਫਿਰਦੇ ਆ ਕਿੰਨੇ ਕੋ ਹੋ ਗਏ ਗੁਰੂ ਜੀ ਨੇ ਕਿਹਾ कि जीत फिरे सब देश दिशान को बाजत ढोल मृदंग नगारे गुंजत गूड़ गजान के सुंदर किंसत है है राज हजारे पूत भविख पवान के भूपत कौन गने निजात विचारे केते पात नरिंद पूत भविख पवान के भूपत कौन गने निजात विचारे श्रीपत श्री भगवान भजे बिन अंत को ਹਾਂ ਇਹ ਦੋ ਸ਼ਬਦ ਨੇ ਅੰਤ ਕੋ ਤੇ ਅੰਤ ਕੇ ਅੰਤ ਕੋ ਦਾ ਅਰਥ ਹੈ ਅੰਤਲੇ ਸਮੇਂ ਅੰਤ ਕੇ ਦਾ ਅਰਥ ਹੈ ਧਰਮਰਾਜ ਜਮਦੂਤ ਦੇ ਘਰ ਚਲੇ ਗਏ ਅੰਤ ਕੇ ਘਰ ਗਏ ਰੱਬ ਦੇ ਘਰ ਨਹੀਂ ਗਏ ਇੱਥੇ ਕੇਤੇ ਪਾਤ ਨਿਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਜਿਹੜਾ ਆਪਾਂ ਕਹਿੰਦੇ ਨਾ ਕੋਈ ਧਰਮ ਨਹੀਂ ਰਹਿ ਗਿਆ ਸਭ ਕੁਝ ਜੁੜ ਗਿਆ ਬਾਬਾ ਜੀ ਕਹਿੰਦੇ ਨਾ ਰੱਬ ਦੀ ਬੇਅਦਬੀ ਕਰ ਉਹਦੀ ਰਚਨਾ 'ਚ ਬਹੁਤ ਨੇ ਜਿਹੜੇ ਚੰਗੀਆਂ ਉੱਚੀਆਂ ਸੁਰਤੀਆਂ ਵਾਲੇ ਨੇ ਇੱਕ ਨੇ ਕਿਹਾ ਕੇਤੀਆਂ ਸੁਰਤੀ ਸੇਵਕ ਕੇਤੇ ਕਿੰਨੇ ਅੰਦਰ ਦੀ ਸ਼ੁੱਧ ਸੁਰਤੀ ਵਾਲੇ ਕਿੰਨੇ ਸੇਵਾ ਕਰਨ ਵਾਲੇ ਤੇ ਗੁਰੂ ਜੀ ਕਹਿੰਦੇ ਆ ਨਾਨਕ ਅੰਤ ਨੰਤ ਵਾਹ ਵਾਹ ਕੇਤੇ ਸ਼ਬਦ ਕਹਿ ਕੇ ਉਸ ਦਿਨ ਅਸੀਂ ਪਿੱਛੇ ਪੜਿਆ ਕਿ ਅਸੰਖ ਕਹੇ ਸਿਰ ਭਾਰ ਹੋਏ ਅਸੰਖ ਸ਼ਬਦ ਵਰਤਨਾ ਤੇ ਭਾਰ ਚੜਦਾ ਤੂੰ ਅਸੰਖ ਚ ਨਹੀਂ ਫਿਰ ਬੇਨਤੀ ਕਿਉਂਕਿ ਗੁਰੂ ਜੀ ਇੰਨੀ ਬਰੀਕੀ ਚ ਕਿਹਾ ਕਹਿਣ ਲੱਗੇ ਸੰਖਿਆ ਤਾਂ ਹੈ ਨਾ ਭਾਵੇਂ ਐੜਾ ਗੇਤਰ ਲਾਇਆ ਪਰ ਸੰਖਿਆ ਵਿੱਚ ਆ ਗਈ ਏ ਮੈਂ ਚਾਹਨਾ ਅਸੰਖ ਸ਼ਬਦ ਵੀ ਭਾਰ ਨਾ ਬਣੇ ਇੱਥੇ ਗੁਰੂ ਜੀ ਕਹਤੇ ਕਹਤੇ ਕਹਿ ਕੇ ਇਹ ਬਿਲਕੁਲ ਨਹੀਂ ਕਿਹਾ ਕਿ ਲੋਕੋ ਗਿਆਨ ਇਨਾ ਜੇ ਕਹਿਣ ਲੱਗੇ ਨਾਨਕ ਅੰਤ ਨਾ ਅੰਤ ਇਸ ਤੋਂ ਵੀ ਅੱਗੇ ਹੈ ਇਹਦਾ ਅੰਤ ਕੋਈ ਨਹੀਂ ਇਹ ਬੇਅੰਤ ਹੈ ਹੁਣ ਫਿਰ ਬੇਨਤੀ ਸੁਣੋ ਧਰਮ ਖੰਡ ਗਿਆਨ ਖੰਡ ਛੱਡ ਗਏ ਹੁਣ ਗਿਆਨ ਖੰਡ ਨੂੰ ਲਿਆ ਕੇ ਸ਼ਰਮ ਖੰਡ 'ਚ ਫਿਰ ਵਿਆਖਿਆ ਸ਼ੁਰੂ ਕੀਤੀ ਅਰਜ਼ ਹੈ ਪਾਠ ਸੀ ਜਦੋਂ ਇਹ ਸਮਾਪਤ ਹੋ ਗਿਆ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਪ ਜੈ ਧਰਮਖੰਡ ਸੰਪੂਰਨ ਸੀ ਨਾ ਫਿਰ ਗੁਰੂ ਜੀ ਨੇ ਕਿਹਾ ਗਿਆਨ ਖੰਡ ਦੀ ਪੌੜੀ ਚਾਹ ਕੇ ਫਿਰ ਬੈਕ ਲੈ ਗਏ ਧਰਮ ਖੰਡ ਕਾ ਏਖੋ ਧਰਮ ਇੱਥੇ ਹੁਣ ਸਮਾਪਤੀ ਕਰਕੇ ਕਹਿੰਦੇ ਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਜਦੋਂ ਸ਼ਰਮ ਚ ਪਹੁੰਚਿਆ ਕਹਿਣ ਲੱਗੇ ਅਗਲੀ ਅਵਸਥਾ ਤਾਂ ਮਿਲਦੀ ਜੇ ਪਿਛਲੀ ਨੂੰ ਚੇਤੇ ਰੱਖੇਗਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਭਾਵਾਂ ਉਹ ਖੰਡ ਦੀ ਸੀ ਵਿਆਖਿਆ ਕਰ ਚੁੱਕੇ ਹਾਂ ਮੈਂ ਸਿਰਫ ਇੱਕ ਬੇਨਤੀ ਆਪ ਨੂੰ ਕਰਕੇ ਥੋੜਾ ਜਿਹਾ ਸੌਖਾ ਸਮਝ ਪੈ ਜਾ ਜਿੰਨਾ ਸੀ ਬੋਲੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਅਕਾਲ ਉਸਤਤ ਵਿੱਚ ਬਚਨ ਹੈ ਅਸੀਂ ਕਹਾਂਗੇ ਇੰਨੀ ਵੱਡੀ ਗੱਲ ਕਹਤੇ ਕਹਤੇ ਗੁਰੂ ਜੀ ਕਹਿੰਦੇ ਤੂੰ ਇੰਜ ਸਮਝ ਜਿਵੇਂ ਅੱਗ ਬਾਲਣਾ ਅੱਗ ਇੱਕ ਭਾਂਬੜੇ ਚੰਗਿਆੜੀਆਂ ਕੀਤੀਆਂ ਨੇ ਅੱਗ ਚੰਗਿਆੜੀ ਵੱਖ ਹੈ ਪਰ ਤਾਂ ਕੀ ਹੋਇਆ ਜੇ ਕੇਤੀਆਂ ਬਣ ਗਈਆਂ ਉਹਦੇ ਵਿੱਚ ਉਹੀ ਸੋਜ ਤਪਸ਼ ਤੇ ਗਰਮੈਸ਼ ਜਿਹੜੀ ਅੱਗ ਵਿੱਚ ਹੈ ਕੀਤੇ ਨੇ ਪਰ ਅਨੇਕਤਾ ਹੋ ਕੇ ਵੀ ਇੱਕ ਚ ਵੱਜੇ ਨੇ ਜ਼ਮੀਨ ਤੋਂ ਮਿੱਟੀ ਉੱਡਦੀ ਏ ਜਿੰਨੇ ਮਰਜੀ ਹਜ਼ਾਰਾਂ ਕੇਤੇ ਜ਼ਰਰੇ ਬਣ ਜਾਣ ਹਰ ਜ਼ਰਰਾ ਮਿੱਟੀ ਦਾ ਹੈ ਸਮੁੰਦਰ ਚੋਂ ਕੇਤੀਆਂ ਅਨੇਕਾਂ ਲਹਿਰਾਂ ਉੱਠਣ ਉਹ ਅਨੇਕਤਾ ਵਿੱਚ ਵੀ ਇੱਕ ਸੂਤਰ ਚ ਵੱਜੀਆਂ ਨੇ ਇਸ ਕੇਤੇ ਸ਼ਬਦ ਵਿੱਚ ਅਨੇਕਤਾ ਹੈ ਪਰ ਅਨੇਕਤਾ ਹੋ ਕੇ ਵੀ ਸਾਰੇ ਓੰਕਾਰ ਵਿੱਚੋਂ ਨਿਕਲੇ ਆ ਉਹਨੇ ਬੰਨ ਕੇ ਰੱਖਿਆ ਜੈਸੇ ਇੱਕ ਆਗ ਤੇ ਕਨੋਕਾ ਕੋਟ ਆਗ ਉੱਠੇ ਨਿਆਰੇ ਨਿਆਰੇ ਹੋ ਕੇ ਫਿਰ ਆਗ ਮੈਂ ਮਿਲਾਂਗੇ ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ ਧੂਰ ਕੇ ਕਨੋਕਾ ਸਭੇ ਧੂਰ ਕੀ ਸਮਾਹੇਗੇ ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਭੇ ਪਾਨ ਕੀ ਕਹਾਏਗੇ ਤੈਸੇ ਵਿਸਵ ਰੂਪ ਤੇ ਵਿਸਵ ਰੂਪ ਪਰਮਾਤਮਾ ਤੈਸੇ ਵਿਸਵ ਰੂਪ ਤੇ ਅਪੂਤ ਪੂਤ ਪ੍ਰਗਟ ਹੋਏ ਤਾਂ ਹੀ ਤੇ ਉਪਜ ਸਭੈ ਤਾਂ ਹੀ ਮੈਂ ਸਮਾਏਗੇ ਕੇਤੇ ਖੋ ਕੇ ਵੀ ਅਨੇਕਤਾ ਤੋਂ ਬਾਅਦ ਏਕਤਾ ਵੱਲ ਆਉਂਦੇ ਪਏ ਹੁਣ ਅੱਗੇ ਗੁਰੂ ਜੀ ਕਹਿੰਦੇ ਨੇ ਇਹ ਪ੍ਰਚੰਡ ਗਿਆਨ ਹੈ ਜਿਹੜਾ ਤੈਨੂੰ ਦੱਸਿਆ ਇਹ ਸੱਚੇ ਪਾਤਸ਼ਾਹ ਇੰਨੇ ਦਿਲ ਦੇ ਭੇਦ ਦੱਸ ਗਏ ਜਪਜੀ ਸਾਹਿਬ 'ਚ ਸੱਚੇ ਵੇ ਜਪਜੀ ਸਾਹਿਬ 'ਚ ਸਿੱਖੋ ਗੁਰੂ ਨਾਨਕ ਨੇ ਆਪਣਾ ਸੀਨਾ ਖੋਲ ਕੇ ਰੱਖ ਦਿੱਤਾ ਵੀ ਆਹ ਕੁਝ ਮੇਰੇ ਕੋਲ ਇਹਨੂੰ ਫਿਰ ਗੁਰੂ ਨੇ ਕਿਹਾ ਪਿਓ ਦਾਦੇ ਕਾ ਖੋਲ ਡਿੱਠਾ ਅਸੀਂ ਐਦਗੀ ਖੋਲਣ ਦਾ ਯਤਨ ਕੀਤਾ ਬਾਪੂ ਦਾ ਖੋਲ ਕੇ ਰੱਖ ਦਿੱਤਾ ਸੀਨਾ ਆਹ ਕੁਝ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਪਰ ਇਹ ਗਿਆਨ ਬਹੁਤ ਗਿਆਨ ਨਹੀਂ ਮਹਾਰਾਜ ਇੱਥੇ ਕੀ ਹੈ ਕਹਿਣ ਲੱਗੇ ਅਗਲੀ ਗੱਲ ਸਮਝੀਏ ਗਿਆਨ ਸਿਰ ਖਪਾਈ ਨਹੀਂ ਤਿੱਥੈ ਨਾਦ ਬినੋਦ ਕੋਡ ਆਨੰਦ ਜਿੰਨੂੰ ਇਸ ਗਿਆਨ ਦੀ ਸਮਝ ਪੈਂਦੀ ਉਹ ਇਹ ਅਵਸਥਾ ਨੂੰ ਮਾਣਦਾ ਹੈ ਯਾਦ ਰੱਖਿਓ ਮਨ ਚ ਸੀ ਜੀ ਇਹ ਨੌਲੇਜ ਕਿੱਥੋਂ ਆ ਗਈ ਗੁਰੂ ਜੀ ਕਹਿੰਦੇ ਆ ਤਿੱਥੈ ਨਾਦ ਇਸ ਗਿਆਨ ਖੰਡ ਵਾਲੀ ਅਵਸਥਾ 'ਚ ਇਹ ਸੁਰਤ ਵਿੱਚ ਨਾਦ ਦਾ ਅਰਥ ਸ਼ਬਦ ਸੁਣਾਈ ਦਿੰਦਾ ਹੈ ਅਗੰਮੀ ਸ਼ਬਦ ਮੈਂ ਫਿਰ ਤੁਹਾਨੂੰ ਬੇਨਤੀ ਕਰਾਂ ਕਿ ਸੱਚ ਇਹ ਵੇ ਮੈਂ ਵੀ ਅੱਜ ਹੀ ਅਰਥੇ ਦੇਖ ਰਿਹਾ ਸਾਂ ਤੇ ਮੈਂ ਤੁਹਾਨੂੰ ਕੱਲ ਪਰਸੋਂ ਦਾ ਕਿਹਾ ਮੈਨੂੰ ਇੱਕ ਦਿਨ ਘਰ ਗਏ ਕਹਿੰਦੇ ਭਾਈ ਸਾਹਿਬ ਜਿਹੜੀ ਕਥਾ ਸਹਿਬਜ਼ਾਦਿਆਂ ਦੇ 300 ਸਾਲਾਂ ਦੀ ਸ਼ਹੀਦੀ ਤੇ ਉਹ ਦੁਬਾਰਾ ਨਹੀਂ ਹੋਈ ਮੈਂ ਕਿਹਾ ਹੋਣੀ ਵੀ ਨਹੀਂ ਉਦੋਂ ਰੋਮ ਰੋਮ ਭਿੱਜਾ ਸੀ ਉਹਨਾਂ ਦੇ ਪਿਆਰ 'ਚ ਫਿਰ ਆ ਜਾਂਦਾ ਇਹ ਕਿਉਂ ਕਥਾ ਹੋ ਰਹੀ ਹੈ ਗੁਰੂ ਸਾਹਿਬ ਦਾ ਇਹ ਪੁਰਬ ਅਸੀਂ ਵਿਸ਼ੇਸ਼ ਕਹਿ ਦਿੱਤਾ ਫਿਰ ਉਹਨੇ ਆਪਣੀ ਦਾਤ ਤਾਂ ਦੇਣੀ ਹੈ ਨਾ ਇਹ ਸਰੀਰ ਨਾ ਵਰਤੇਗਾ ਕੋਈ ਹੋਰ ਸਰੀਰ ਵਰਤ ਲਏਗਾ ਇਹ ਇਹ ਸਰੀਰ ਵਰਤਣਾ ਉਹਦੀ ਰਹਿਮਤ ਹੈ ਭਾਂਡੇ ਜੇ ਅੰਮ੍ਰਿਤ ਪਾਇਆ ਭਾਂਡਾ ਮਾਨ ਨਾ ਕਰਿਓ ਜ਼ਹਿਰ ਵੀ ਪੈ ਸਕਦਾ ਸੀ ਇਹ ਉਹਨੇ ਬਖਸ਼ਿਸ਼ ਕੀਤੀ ਹੁਣ ਮੇਰੇ ਮਨ 'ਚ ਆਇਆ ਵੀ ਜਦੋਂ ਗਿਆਨ ਖੰਡ ਆਇਆ ਤੇ ਜੇ ਅਸੀਂ ਸਿਰਫ ਇਹਨੂੰ ਗਿਆਨ ਖੰਡ ਦੇ ਅਰਥ ਕਰੀ ਜਾਈਏ ਜੀ ਇਹ ਨੌਲੇਜ ਹੈ ਗੁਰੂ ਕਹਿੰਦਾ ਨਹੀਂ ਨਹੀਂ ਤੂੰ ਇਹ ਹੀ ਦੁੱਖ ਹੈ ਨਾਦ ਬਿਨੋਦ ਕੋਡ ਆਨੰਦ ਇਹਨੂੰ ਅਸੀਂ ਸਵੀਕਾਰ ਕਰਨ ਨੂੰ ਤਿਆਰ ਨਹੀਂ ਗਿਆਨ ਖੰਡ ਨੂੰ ਸਵੀਕਾਰ ਕਰਨੇ ਨਾਦ ਦਾ ਅਰਥ ਸ਼ਬਦ ਆਵਾਜ਼ ਆਵਾਜ਼ ਨਹੀਂ ਕੇਵਲ ਉਹ ਸ਼ਬਦ ਜਿਹੜਾ ਅਬੋਲ ਹੈ ਉਹ ਸ਼ਬਦ ਜਿਹੜਾ ਸਿਰਫ ਸੁਣਿਆ ਜਾਂਦਾ ਜਿਹਨੂੰ ਆਪਾਂ ਪੜ ਕੇ ਆਏ ਸੁਣਿਆ ਸਿੱਧ ਪੀਰ ਸੁਰਨਾਥ ਉਹ ਗਿਆਨ ਖੰਡ ਨਹੀਂ ਸੀ ਸੁਣਿਆ ਦੀਪ ਲੋ ਪਾਤਾਲ ਜੇ ਦੀਪ ਲੋ ਪਾਤਾਲ ਸੁਣਿਆ ਨਾਲੇ ਇੱਥੇ ਫਿਰ ਕਹਿ ਨਹੀਂ ਦਿੱਤਾ ਕੇਤੀਆਂ ਕਰਮ ਭੂਮੀ ਮੇਰ ਕੇਤੇ ਉਹ ਨਾਦ ਫਿਰ ਆ ਗਿਆ ਉਹ ਨਾਦ ਉਹ ਸ਼ਬਦ ਸੁਣਾਈ ਦੇ ਰਿਹਾ ਮਹਾਰਾਜ ਕਹਿੰਦੇ ਨਾਦ ਬਿਨੋਦ ਬਿਨੋਦ ਦਾ ਅਰਥ ਹੈ ਤਮਾਸ਼ਾ ਪਰ ਉਹ ਤਮਾਸ਼ਾ ਨਹੀਂ ਉਸ ਨਾਦ ਵਿੱਚੋਂ ਜਿਹੜੇ ਅਧਿਆਤਮਕ ਤਮਾਸ਼ੇ ਨੇ ਆ ਸਭ ਕੁਝ ਵਰਤ ਰਿਹਾ ਉਹਦਾ ਉੰਜ ਸੱਚੀ ਮੁੱਚੀ ਰੱਬ ਵੀ ਤਮਾਸ਼ਗੀਰ ਏ ਉਹਨੇ ਵੀ ਤਸ਼ ਤਮਾਸ਼ਾ ਬਣਾਇਆ ਬਾਜ਼ੀ ਘਰ ਜੈਸੇ ਬਾਜੀ ਪਾਈ ਨਾ ਨਾ ਰੇਵ ਰੂਪ ਭੇਖ ਦਿਖਲਾਈ ਐਸੇ ਕਰਕੇ ਗੁਰੂ ਕਹਿੰਦਾ ਮੈਂ ਤਮਾਸ਼ੇ 'ਚ ਨਹੀਂ ਜੁੜਦਾ ਮੈਂ ਤਮਾਸ਼ਾ ਪਾਣ ਵਾਲੇ ਵੱਲ ਵੇਖਣਾ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਉਹਨੇ ਰਚਿਆ ਤਮਾਸ਼ਾ ਉਸ ਗਿਆਨ ਖੰਡ ਵਿੱਚ ਸ਼ਬਦ ਹੈ ਮੈਂ ਬੇਨਤੀ ਕਰਾਂ ਬਿਨੋਦ ਦਾ ਅਰਥ ਤਮਾਸ਼ਾ ਤਮਾਸ਼ਾ ਫਿਰ ਬੇਨਤੀ ਹੈ ਦੁਨਿਆਵੀ ਨਹੀਂ ਸਮਝਣਾ ਅਗਲਾ ਸ਼ਬਦ ਕੋਡ ਮੈਨੂੰ ਪਤਾ ਹੈ ਸਾਡੇ ਵਿਦਵਾਨਾਂ ਨੇ ਕੋਡ ਲਫ਼ਜ਼ ਦਾ ਅਰਥ ਕੀਤਾ ਕਰੋੜਾਂ ਪਰ ਇੱਥੇ ਕੋਡ ਦਾ ਅਰਥ ਹੈ ਕੌਤਕ ਗਿਆਨ ਖੰਡ ਵਿੱਚ ਇਹ ਕੌਤਕ ਵਰਤਦੇ ਪਏ ਨੇ ਗੁਰੂ ਜੀ ਕਹਿੰਦੇ ਨੇ ਰੋਜ਼ ਵਰਤਦੇ ਪਏ ਆ ਤਿੱਥੈ ਨਾਦ ਬਿਨੋਦ ਕੋਡ ਕੌਤਕ ਪਰ ਅੱਗੇ ਕਿਹਾ ਇਹ ਗਿਆਨ ਖੰਡ ਜਿਹੜਾ ਹੈ ਸਿਰ ਦਰਦੀ ਨਹੀਂ ਆਨੰਦ ਇਹ ਅੰਦਰ ਦੀ ਉਹ ਪਰਮ ਅਵਸਥਾ ਜਿੱਥੇ ਬੰਦਾ ਬਿਲਕੁਲ ਠੰਡਾ ਹੋ ਜਾਂਦਾ ਹੈ ਇਹ ਆਨੰਦ ਹੈ ਫਿਰ ਬੇਨਤੀ ਗਿਆਨ ਖੰਡ ਪ੍ਰਚੰਡ ਹੈ ਦੋ ਲਵ ਚੇਤੇ ਰੱਖੋ ਗਿਆਨ ਖੰਡ ਪ੍ਰਚੰਡ ਹੈ ਔਰ ਗਿਆਨ ਖੰਡ ਆਨੰਦ ਹੈ ਮਹਾਰਾਜ ਕਹਿੰਦੇ ਪ੍ਰਚੰਡ ਵੀ ਹੈ ਤੇ ਆਨੰਦ ਵੀ ਹੈ ਤੇਜ ਪ੍ਰਤਾਪ ਹੈ ਤੇ ਆਨੰਦ ਕਿਹੜਾ ਖੁਸ਼ੀ ਨਹੀਂ ਕਿਹਾ ਜੀ ਇੱਥੇ ਹਰ ਖੁਸ਼ੀ ਗਮੀ ਮੰਨਦੀ ਹੈ ਆਨੰਦ ਨਹੀਂ ਕਦੀ ਗਮੀ ਬੰਦਾ ਹਾਲਾਂ ਮੈਨੂੰ ਪਤਾ ਬਾਣੀ ਚ ਆਇਆ ਸਦ ਖੁਸ਼ੀਆਂ ਸਦ ਚਾਓ ਲੱਖ ਖੁਸ਼ੀਆਂ ਪਾਦਸ਼ਾਹੀਆਂ ਗੁਰਮੁਖੋ ਜਿਹੜੀ ਖੁਸ਼ੀ ਹੈ ਫਿਰ ਬੇਨਤੀ ਕਰਾਂ ਮੈਂ ਰਵਾਨੀ ਜਿਹੜੀ ਬਾਹਰ ਦੀ ਖੁਸ਼ੀ ਹੈ ਖਾਰ ਖੁਸ਼ੀ ਗਮੀ ਤੋਂ ਬਿਨਾ ਆ ਹੀ ਨਹੀਂ ਸਕਦੀ ਰੱਬ ਦਾ ਵਿਧਾਨ ਹੈ ਉਹ ਖੁਸ਼ੀ 'ਚ ਗਮੀ ਭੇਜੇਗਾ ਜੇ ਬੱਚੇ ਦੇ ਜਨਮ ਦੀ ਖੁਸ਼ੀ ਹੈ ਮੇਰੀਆਂ ਅੱਖਾਂ ਸਾਹਮਣੇ ਹੈ ਪਰ ਉਹ ਜਿਹੜਾ ਜੰਮਿਆ ਉਹਦੀ ਖੁਸ਼ੀ 'ਚ ਇੱਕ ਮੌਤ ਦਾ ਸੋਗ ਵੀ ਹੈ ਜੇ ਘਰ ਬੰਦੀ ਖੁਸ਼ੀ ਹੈ ਉਹਦਾ ਟੁੱਟਣਾ ਨਹੀਂ ਇੱਕ ਦਿਨ ਇਹਦੀ ਖੁਸ਼ੀ ਇਹ ਤਨਖ ਹੈ ਇੱਕ ਗਮੀ ਵੀ ਹੈ ਨੇ ਪਰ ਆਨੰਦ 'ਚ ਗਮੀ ਨਹੀਂ ਹੁੰਦੀ ਗੁਰਮੁਖ ਅੰਤਰ ਸਹਿਜ ਖੈ ਮਨ ਚੜਿਆ ਦਸਵੇਂ ਆਕਾਸ਼ ਇਹ ਮੈਂ ਤਾਂ ਕਿਹਾ ਗਿਆਨ ਖੰਡ ਆਤਮਿਕ ਅਵਸਥਾ ਮਨ ਚੜਿਆ ਦਸਵੇਂ ਆਕਾਸ਼ ਉੱਥੇ ਕੋਈ ਗਮੀ ਨਹੀਂ ਉੱਥੇ ਸਿਰਫ ਆਨੰਦ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਤਿੱਥੈ ਊਂਗ ਨਾ ਭੋਖੈਰ ਅੰਮ੍ਰਿਤ ਨਾਮ ਸੁਖ ਵਾਸ ਨਾਨਕ ਦੁਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ ਪ੍ਰਗਾਸ ਪ੍ਰਚੰਡ ਹੈ ਆਤਮ ਰਾਮ ਪ੍ਰਗਾਸ਼ ਇਸੇ ਨੂੰ ਗੁਰੂ ਜੀ ਨੇ ਕਿਹਾ ਤੇਰਾ ਘਰ ਆਨੰਦ ਵਧਾਈ ਤੁਧ ਘਰ ਕਿਉਂਕਿ ਉਸ ਘਰ ਵੱਲ ਜਾਣੇ ਪਏ ਆ ਜਿੱਥੇ ਮਹਾਰਾਜ ਨੇ ਫਿਰ ਕਹਿਣਾ ਉੱਥੇ ਆਨੰਦ ਹੀ ਆਨੰਦ ਹੈ ਕਰਾਂ ਆਨੰਦ ਸੱਚਾ ਮਨ ਸੋਏ ਹਰ ਖੰਡ ਜਿਹੜਾ ਫਿਰ ਸਾਨੂੰ ਇੱਥੇ ਲੈ ਗਿਆ ਨਾਦ ਬਿਨੋਦ ਕੋਡ ਆਨੰਦ ਗਿਆਨ ਖੰਡ ਕਹੇ ਪਰ ਇਹ ਗਿਆਨ ਖੰਡ ਵੀ ਸੱਚਖੰਡ ਨਾਲ ਜੁੜਿਆ ਫਿਰ ਬੇਨਤੀ ਸੁਣੋ ਉੱਥੇ ਆਵੇਗਾ ਤਿੱਥੇ ਭਗਤ ਵਸੈ ਕੇ ਲੋਕ ਕਰੈ ਆਨੰਦ ਤਿੱਥ ਗਿਆਨ ਖੰਡ ਵਿੱਚ ਵੀ ਆਨੰਦ ਕਿਉਂਕਿ ਹਰ ਚੀਜ਼ ਉਹ ਸੱਚਖੰਡ ਨਾਲ ਜੁੜ ਕੇ ਹੈ ਗੁਰੂ ਸਾਹਿਬ ਕਹਿੰਦੇ ਨੇ ਉੱਥੇ ਆਨੰਦ ਹੈ ਜਿਹਨੂੰ ਗੁਰੂ ਜੀ ਨੇ ਕਿਹਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਿਹਨੂੰ ਕਿਹਾ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਯਾਦ ਰੱਖੋ ਜਿਹੜਾ ਅੱਗੇ ਕਰਮਖੰਡ ਆਉਣਾ ਉਹ ਆਨੰਦ ਤੋਂ ਬਾਅਦ ਦੇ ਨਾਲ ਕਰ ਕਿਰਪਾ ਕਿਲਵੀ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਸਰਮਖੰਡ ਤੋਂ ਬਾਅਦ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਰਮਖੰਡ ਕੀ ਬਾਣੀ ਜੋਰ ਮੈਂ ਬੇਨਤੀ ਕਰਾਂ ਉਹ ਅਨਗੁਰੂ ਜੀ ਕਹਿੰਦੇ ਨੇ ਉਸ ਅਵਸਥਾ 'ਚ ਨੌਲੇਜ ਨਹੀਂ ਇਹ ਇਹ ਲੈਬੋਰਟਰੀ ਨਹੀਂ ਜਿਹਦੇ 'ਚ ਬਹਿ ਕੇ ਤੂੰ ਐਕਸਪੈਰੀਮੈਂਟ ਕਰ ਰਿਹਾ ਵੀ ਇੱਥੇ ਦੂਰਬੀਨ 'ਚ ਕਿੱਥੇ ਚੰਦਰਮਾ ਕਿੱਥੇ ਸੂਰਜ ਗੁਰੂ ਕਹਿੰਦਾ ਸੁਰਤ ਦੀ ਦੂਰਬੀਨ ਹੈ ਉਹਦੇ ਵਿੱਚ ਆਪੇ ਵਰਦਾ ਪਰ ਉਸ ਆਪੇ 'ਚ ਮਹਾਰਾਜ ਕਹਿੰਦੇ ਨੇ ਉਹਦੇ ਤਮਾਸ਼ੇ ਉਹਦੇ ਸ਼ਬਦ ਉਹਦੇ ਕੌਤਕ ਤੇ ਗੁਰੂ ਜੀ ਕਹਿੰਦੇ ਉੱਥੇ ਵਿੱਚ ਆਤਮਿਕ ਆਨੰਦ ਹੈ ਇਸ ਆਨੰਦ ਨੂੰ ਫਿਰ ਬਾਬਾ ਜੀ ਨੇ ਬਾਣੀ 'ਚ ਕਿਹਾ ਕਹਿਨ ਕਹਾਵਨ ਕੋ ਕੋਈ ਕੀਤਾ ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬੇਤੈ ਦੁਖ ਨਹੀਂ ਸਭ ਸੁਖੀ ਹੀ ਹੈ ਰੇ ਗਿਆਨ ਖਾਂਡੇ ਨਾ ਇੱਕ ਹੈ ਇੱਕ ਹੀ ਨੇਤਾ ਹੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੀਤਾ ਵੇਖੋ ਇਹ ਅਵਸਥਾ ਹੈ ਮੈਂ ਤਾਂ ਕਿਹਾ ਤਿੱਥੈ ਨਾਦ ਬਿਨੋਦ ਕੋਡ ਆਨੰਦ ਪਰ ਇਹ ਦੋ ਤੁਕਾਂ ਪਿਛਲੇ ਪਿਛਲੇ ਗਿਆਨ ਖੰਡ ਦੀਆਂ ਨੇ ਇਸ ਕਰਕੇ ਵੀ ਉਹ ਗਨ ਗਿਆਨ ਖੰਡ ਕੱਲੀ ਨੌਲੇਜ ਨਹੀਂ ਕੀ ਅੱਗੇ ਜੀ ਸਰਮ ਖੰਡ ਕੀ ਬਾਣੀ ਰੂਪ ਹਾਂ ਇਹ ਦੀ ਸਾਡੇ ਵਿਦਵਾਨਾਂ ਨੇ ਜਿਹੜਾ ਸ਼ਰਮ ਲਫ਼ਜ਼ ਹੈ ਇੱਕ ਨੇ ਤੇ ਅਰਥ ਕੀਤੇ ਸੱਜਣਾ ਸ਼ਰਮ ਆਪਣਾ ਜੀ ਸੰਸਕ੍ਰਿਤ ਵਾਲਾ ਮਿਹਨਤ ਇੱਕ ਸ਼ਰਮ ਖੰਡ ਦਾ ਅਰਥ ਕਰਦੇ ਆ ਜੀ ਲੱਜਾ ਸ਼ਰਮ ਪਤ ਚੋਲੀ ਅਸੀਂ ਉਦੋਂ ਹੀ ਅਰਥ ਕੀਤੇ ਸਨ ਹੁਣ ਇਹ ਗੁਰਮੁਖ ਕਰਦੇ ਆ ਵੀ ਜਿੱਥੇ ਸ਼ਬਦ ਬਾਣੀ ਤੇ ਰੂਪ ਆ ਗਿਆ ਨਾ ਫਿਰ ਬੇਨਤੀ ਇਹ ਕੱਲੀ ਮਿਹਨਤ ਨਹੀਂ ਜਿੱਥੇ ਇੰਨੀਆਂ ਬਖਸ਼ਾਂ ਵਰਦੀਆਂ ਪਈਆਂ ਨੇ ਇੱਥੇ ਉਹਨਾਂ ਨੇ ਸ਼ਰਮ ਖੰਡ ਦਾ ਅਰਥ ਕੀਤਾ ਸੁੰਦਰਤਾ ਵਾਲਾ ਖੰਡ ਜਿੱਥੇ ਰੂਪ ਦਾ ਜ਼ਿਕਰ ਆਇਆ ਹੈ ਰੂਪ ਦਾ ਸੰਬੰਧ ਸੁੰਦਰਤਾ ਨਾਲ ਸ਼ਰਮ ਖੰਡ ਕੀ ਬਾਣੀ ਰੂਪ ਬਾਣੀ ਦਾ ਅਰਥ ਬਨਾਵਟ ਰਚਨਾ ਗਿਆਨ ਖੰਡ ਤੋਂ ਬਾਅਦ ਅਗਲੀ ਜਿਹੜੀ ਬਖਸ਼ਿਸ਼ ਕਹੇ ਮੈਂ ਇਹਨੂੰ ਬਖਸ਼ਿਸ਼ ਨਾਲ ਹੀ ਜੋੜ ਰਿਹਾ ਉਹ ਹੈ ਉਹ ਉਹਦਾ ਉੱਥੇ ਸੁੰਦਰ ਸਵਰੂਪ ਇਹਦੇ ਅਰਥ ਆਨੰਦਮਈ ਗੁਰਮਖਾਂ ਨੇ ਕੀਤੇ ਆ ਆਨੰਦਮਈ ਫਿਰ ਬੇਨਤੀ ਸਰਮ ਖੰਡ ਕੀ ਬਾਣੀ ਰੂਪ ਇਸ ਖੰਡ ਵਿੱਚ ਆਨੰਦਮਈ ਖੰਡ ਭਾਵੇਂ ਦੂਸਰੇ ਗੁਰਮਖ ਕਰਦੇ ਆ ਮਿਹਨਤ ਵਾਲਾ ਖੰਡ ਫਿਰ ਬੰਦਾ ਇੰਨਾ ਸਮਝ ਕੇ ਕਹਿੰਦਾ ਜੀ ਹੁਣ ਮਿਹਨਤ ਕਰਾਂ ਪਰ ਮੈਂ ਸੋਚਣਾ ਜਿਹੜਾ ਇਹ ਸ਼ਬਦ ਆ ਗਿਆ ਤਿੱਥੇ ਨਾਦ ਵਿਨੋਦ ਕੋਡ ਆਨੰਦ ਹੁਣ ਮਿਹਨਤ ਸ਼ੁਰੂ ਕਰੂਗਾ ਕਿਉਂਕਿ ਖੰਡ ਅਗਲੇ ਖੰਡ ਚ ਲਿਜਾ ਰਿਹਾ ਸਾਨੂੰ ਇਹਨੂੰ ਇਸ ਤਰੀ ਮੇਰਾ ਮਨ ਕਹਿੰਦਾ ਵੀ ਉਹ ਸੁੰਦਰਤਾ ਵਾਲਾ ਅਨੰਤਤਾ ਵਾਲਾ ਉਹ ਖੰਡ ਸ਼ਰਮ ਖੰਡ ਕੀ ਬਾਣੀ ਰੂਪ ਉਥੋਂ ਦੀ ਬਨਾਵਟ ਸੁੰਦਰਤਾ ਹੈ ਕਿਹੜੀ ਸੁੰਦਰਤਾ ਸਕਿਨ ਦੀ ਨਹੀਂ ਉਥੇ ਇੱਕ ਸੁੰਦਰਤਾ ਹੋਵੇ ਜਿਹਨੂੰ ਅੱਗੇ ਗੁਰੂ ਜੀ ਕਹਿਣਗੇ ਤਿੱਥੈ ਘਾੜਤ ਘੜੀਐ ਕਿਹੜੀ ਸੁੰਦਰਤਾ ਮੈਂ ਤਾਂ ਇਸ ਕਰਕੇ ਸ਼ਰਮਖੰਡ ਦੇ ਅਰਥ ਸੁੰਦਰਤਾ ਨਾ ਕਰ ਰਿਹਾ ਆਨੰਦ ਨਾ ਕਰ ਰਿਹਾ ਕਿ ਆਨੰਦ ਵਾਲਾ ਖੰਡ ਕਿਉਂਕਿ ਆਨੰਦ ਤੋਂ ਬਾਅਦ ਸ਼ਰਮ ਖੰਡ ਹੈ ਇਸ ਆਨੰਦ ਨੂੰ ਸ਼ਰਮ ਦੇ ਨਾਲ ਜੋੜ ਕੇ ਕਰੀਏ ਆਨੰਦਮਈ ਖੰਡ ਸ਼ਰਮ ਖੰਡ ਕੀ ਬਾਣੀ ਰੂਪ ਉਹਦੀ ਬਨਾਵਟ ਉਹਦੀ ਰਚਨਾ ਸੁੰਦਰਤਾ ਹੈ ਤਿੱਥੈ ਘਾੜਤ ਘੜੀ ਹੈ ਤਿੱਥੈ ਉਸ ਖੰਡ ਵਿੱਚ ਉਸ ਉਸ ਖੰਡ ਵਿੱਚ ਘਾੜਤ ਘੜੀ ਜਾਂਦੀ ਏ ਬਹੁਤ ਅਨੂਪ ਅਨੂਪ ਦਾ ਅਰਥ ਹੈ ਉਹਨੂੰ ਕਿਦੇ ਨਾਲ ਤੁਲਨਾ ਦਿਆਂ ਉਹਦੀ ਉਪਮਾ ਹੀ ਨਹੀਂ ਕੀਤੀ ਜਾ ਸਕਦੀ ਗੁਰੂ ਜੀ ਕਹਿੰਦੇ ਚੁੱਪ ਕਰ ਇਹਦੀ ਕੋਈ ਕੋਈ ਕਿਹੜੀ ਮਿਸਾਲ ਤੈਨੂੰ ਦਿਆਂ ਤੈਨੂੰ ਕਹਦਾ ਫੁੱਲ ਦੀ ਤਰ੍ਹਾਂ ਕੀ ਤੈਨੂੰ ਮੋਰ ਦੇ ਖੰਭਾਂ ਦੀ ਸੁੰਦਰਤਾ ਦਿਆਂ ਕਹਿੰਦੇ ਨੇ ਉਹ ਸ਼ਬਦ ਹੀ ਕੋਈ ਨਹੀਂ ਉੱਥੇ ਕੋਈ ਸ਼ਬਦ ਨਹੀਂ ਇਸੇ ਕਰਕੇ ਗੁਰੂ ਜੀ ਨੇ ਅਨੂਪ ਕਹਿਣ ਤੋਂ ਬਾਅਦ ਦੋ ਪੌੜੀਆਂ ਵਿੱਚ ਕਿਹਾ ਖਬਰਦਾਰ ਸ਼ਰਮਖੰਡ ਮਾਣਿਆ ਜਾਂਦਾ ਇਹਦੀ ਕਥਾ ਨਹੀਂ ਹੁੰਦੀ ਸੁਣੋ ਤਿੱਥਾ ਘਾੜਤ ਘੜੀਆਂ ਬਹੁਤ ਅਨੂਪ ਗੁਰੂ ਜੀ ਕਿਹੜੀ ਘਾੜਤ ਕਹਿੰਦੇ ਨੇ ਤੈਨੂੰ ਬਾਅਦ ਚ ਦੱਸਣਾ ਜਦੋਂ ਖੰਡ ਮੁੱਕਦਾ ਪਹਿਲਾਂ ਤੈਨੂੰ ਦੱਸਣਾ ਚਾਹਨਾ ਵੀ ਉਹ ਅਨੂਪ ਹੈ ਉਹ ਕੈਸੀ ਸੁੰਦਰਤ ਹੈ ਸਤਿਅਮ ਸਿਮਮ ਸੁੰਦਰਮ ਚਲੋ ਇਹਨੂੰ ਉਹ ਗਾਣੇ ਨਾਲ ਨਾ ਜੋੜ ਲਿਓ ਵਾਹਿਗੁਰੂ ਸਤ ਸੁਹਾਣ ਸਦਾ ਮਨ ਚਾਓ ਬਾਣੀ ਚੋਂ ਲੈ ਲੈਨੇ ਆਪਾਂ ਸਦਾ ਸੱਚ ਦਾ ਆਨੰਦ ਫਿਰ ਬੇਨਤੀ ਹੈ ਕਿ ਦੇਖੋ ਇਹ ਸ਼ਬਦ ਤਿੱਥੈ ਘਾੜਤ ਘੜੀਆਂ ਬਹੁਤ ਅਨੂਪ ਫਿਰ ਮਹਾਰਾਜ ਬੋਲੋ ਕਹਿੰਦੇ ਤਾਂ ਕੀਆਂ ਗੱਲਾਂ ਕਹਿੰਦੇ ਗੱਲਾਂ ਵਾਲਾ ਥੋੜਾ ਸਬਜੈਕਟ ਹੈ ਅਸੀਂ ਵੀ ਕਥਾ ਕਰੀ ਜਾਂਦੇ ਆ ਗੱਲਾਂ ਹੀ ਕਰਨੇ ਹੁੰਦੇ ਜੇ ਗੱਲਾਂ ਵਾਲਾ ਕੋਈ ਨਹੀਂ ਜੇ ਇਹ ਜਿੰਨਾ ਅੰਦਰ ਉਮਰ ਥਲ ਸਹੀ ਜਾਣਨ ਸੋਲੀਆਂ ਇਹ ਜਿਹਨੂੰ ਦਰਦ ਹੈ ਉਹਨੂੰ ਹੀ ਪਤਾ ਹੈ ਗੁਰੂ ਜੀ ਕਹਿੰਦੇ ਆ ਦੇਖੋ ਕਿ ਤਾਂ ਕੀਆਂ ਗੱਲਾਂ ਕਦੀਆਂ ਸ਼ਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਆਂ ਬਹੁਤ ਅਨੂਪ ਘੜੀਐ ਉਸ ਦੀ ਘਾੜਤ ਬਹੁਤ ਅਨੂਪ ਹੈ ਪਰ ਉਹਦੀ ਗੱਲ ਨਹੀਂ ਬਿਆਨ ਹੋ ਸਕਦੀ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਗੁਰੂ ਜੀ ਜੇ ਕੋਈ ਨਕਸ਼ਾ ਬਣਾ ਦੇਉ ਸਾਡੇ ਬੰਦੇ ਬਣਾਈ ਬੈਠੇ ਇੱਥੋਂ ਨਿਕਲੋ ਅੱਗੇ ਸੱਚਖੰਡ ਆ ਗਿਆ ਅੰਜ ਆ ਗਿਆ ਗੁਰੂ ਜੀ ਕਹਿੰਦੇ ਨੇ ਰੱਬ ਦੇ ਦਰ ਤੇ ਨੀਵੀਂ ਅੱਖ ਪਾਣੀ ਪੈਗੀ ਕਿਉਂਕਿ ਗੱਲਾਂ ਕਰਕੇ ਮੂੰਹ ਪੀਲਾ ਹੁੰਦਾ ਹੈ ਜੇ ਕੋ ਕਹੇ ਪਿੱਛੇ ਪਛਤਾਏ ਪਛਤਾਓਗੇ ਇਹਨੂੰ ਮਾਣੋ ਇਹ ਇਹਦੀ ਜਾਂਚ ਨਾ ਕਰੋ ਸਤਿਗੁਰੂ ਕਹਿ ਰਿਹਾ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਇਹ ਉਹ ਪੌੜੀ ਹੈ ਇਹ ਇਹ ਸ਼ਰਮ ਖੰਡ ਉਹ ਗੁਰਮੁਖ ਦਾ ਜੀਵਨ ਹੈ ਮੰਨੈ ਸੁਰਤ ਹੋਵੇ ਮਨ ਬੁੱਧ ਇੱਥੇ ਅੱਗੇ ਆਵੇਗਾ ਤਿੱਥੈ ਘੜਦ ਘੜੀਏ ਜੇ ਅੱਗੇ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਫਿੱਤੇ ਚਲੋ ਫਿਰ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਰਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਜੇ ਕੋ ਕਹਿ ਪਿੱਛੇ ਪਛਤਾਏ ਇਹ ਮੰਨੇ ਵਾਲੀ ਅੱਗੇ ਆ ਗਈ ਮੰਨੈ ਸੁਰਤ ਹੋਵੇ ਮਨ ਬੁੱਧ ਉਹ ਅਵਸਥਾ ਗੁਰੂ ਜੀ ਕਹਿੰਦੇ ਨੇ ਨਾ ਗੱਲਾਂ ਕਰੇ ਦੀਆਂ ਤਾਂ ਕਾ ਗੱਲਾਂ ਨਾ ਕਥੀਆਂ ਜਾਹੇ ਜੇ ਕੋ ਕਹੈ ਜੇ ਕੋਈ ਕਹਿਣ ਦਾ ਯਤਨ ਕਰੇ ਗੁਰੂ ਜੀ ਕਹਿੰਦੇ ਪਿਛੈ ਪਛਤਾਏ ਉਹਨੂੰ ਪਛਤਾਣਾ ਪੈਂਦਾ ਹੈ ਵੀ ਮੈਂ ਕੀ ਕਰ ਬੈਠਾ ਇਸੇ ਕਰਕੇ ਆ ਮੈਂ ਉਸ ਦਿਨ ਬੇਨਤੀ ਕੀਤੀ ਕਬੀਰ ਸਾਹਿਬ ਦਾ ਸੀ ਕਿ ਪ੍ਰਮਾਣ ਲਿਆ ਸੀ ਮੈਂ ਇਹ ਰਿਪੀਟ ਕਰਨ ਲੱਗਾ ਜਿਸ ਥਾਂ ਤੋਂ ਆਪ ਜੀ ਕੈਨੇਡਾ ਹੋ ਵਾਪਸ ਜਾਓ ਚਲੋ ਹੁਣ ਤੇ ਸਾਰਿਆਂ ਨੂੰ ਨੈਟ ਦੱਸਦਾ ਵੀ ਕਿਉਂ ਜਾ ਕੈਨੇਡਾ ਪਰ ਵਾਪਸ ਜਾਓ ਪਿੰਡ 'ਚ ਦੱਸੋ ਉੱਥੇ ਆ ਜੇ ਉੱਥੇ ਆ ਜੇ ਜਿਹੜਾ ਬੰਦਾ ਦੇਖ ਕੇ ਆਏਗਾ ਬੋਲੇਗਾ ਨਾ ਕਬੀਰ ਸਾਹਿਬ ਕਹਿੰਦੇ ਨੇ ਮੈਂ ਚਰਨ ਕਮਲਾਂ 'ਚ ਰਹਿਣਾ ਜੇ ਪੁੱਛੀਏ ਜੀ ਦੱਸੋ ਕੀ ਹੋ ਜਾਏ ਕਹਿੰਦੇ ਨੇ ਦੱਸੀ ਦੇ ਨੇ ਹੁੰਦੇ ਸਿਰ ਮਾਣੇ ਜਾਂਦੇ ਆ ਤਾਂ ਕਿ ਗੱਲਾਂ ਇਕੱਠੀਆਂ ਨਾ ਜਾਣ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੂ ਅੰਤ ਅਰ ਆਦ ਫਿਰ ਦੱਸੋ ਜੀ ਆਦ ਅੰਤ ਜਿਹੜਾ ਸਾਰਾ ਹੀ ਤੁਹਾਂ ਗਾ ਲਿਆ ਸਭ ਕੁਝ ਵੇਖ ਲਿਆ ਕਹਿੰਦੇ ਨਹੀਂ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ ਕਹਿ ਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਮਾਨ ਕਹਿ ਬੇ ਕੋ ਸ਼ੋਭਾ ਨਹੀਂ ਕਿਉਂਕਿ ਪਛਤਾਣਾ ਪੈਂਦਾ ਕਹਿ ਕੇ ਉਸ ਤੋਂ ਫਿਰ ਅੱਗੇ ਵੱਡਾ ਹੋ ਜਾਂਦਾ ਇਹ ਇਹਦਾ ਮਤਲਬ ਇਹ ਵੇ ਜਿੰਨਾ ਉਹਨੇ ਕਹਿ ਦਿੱਤਾ ਉਹ ਕਹਿ ਗਿਆ ਅਗਲਾ ਪ੍ਰਮਾਤਮਾ ਜਿਹੜਾ ਉਹ ਖਿਨਮਾ ਅਵਰ ਖਿਨਮਾ ਅਵਰਾ ਫਿਰ ਪਛਤਾਂਦਾ ਮੈਂ ਤਾਂ ਆ ਕਿਹਾ ਸੀ ਗੁਰੂ ਜੀ ਕਹਿੰਦੇ ਨਹੀਂ ਤਾਂ ਕੀਆਂ ਗੱਲਾਂ ਨਾ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਕੀ ਜੀ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਸਰਵਖੰਡ ਚ ਘੜੀ ਜਾਂਦੀ ਹੈ ਸੁਰਤ ਮਤ ਮਨ ਬੁੱਧ ਉੰਜ ਮੈਂ ਬੇਨਤੀ ਕਰਾਂ ਇਹ ਜਿਹੜੇ ਚਾਰ ਸ਼ਬਦ ਆਏ ਨੇ ਸੁਰਤ ਸੋਝੀ ਵੀ ਹੁੰਦਾ ਸੁਰਤ ਇੱਕ ਜਿਹੜੀ ਸਾਡੀ ਅੰਦਰ ਪ੍ਰਮਾਤਮਾ ਨੇ ਬੇਨਤੀ ਹਾਂ ਬਿਲਕੁਲ ਕੋ ਟਾਈਮ ਹੈ ਜਿਹਨੂੰ ਸੁਰਤ ਦੇ ਬਾਰੇ ਪੜਨ ਦਾ ਬਹੁਤ ਸ਼ੌਂਕ ਹੈ ਪਟਿਆਲਾ ਯੂਨੀਵਰਸਿਟੀ ਨਿੱਕੀ ਜੀ ਕਿਤਾਬ ਛਾਪੀ ਹੈ ਸੁਰਤ ਸ਼ਬਦ ਡਾਕਟਰ ਬਲਬੀਰ ਸਿੰਘ ਦੀ ਬੜੀ ਪੁਰਾਣੀ ਹੈ ਪਰ ਪੜਿਓ ਉਹ ਜਿਹੜਾ ਸੁਰਤ ਸੰਬੰਧੀ ਕੋਈ ਜਾਣਕਾਰੀ ਰੱਖਦਾ ਦੂਜੇ ਨੂੰ ਦੋ ਪੇਜ ਪੜ ਕੇ ਉਹਨੇ ਬੰਦ ਕਰ ਦੇਣੀ ਅਸਲ 'ਚ ਇਹ ਚਾਰੇ ਘੜੀਆਂ ਗਈਆਂ ਸੁਰਤ ਮਤ ਮਨ ਬੁੱਧ ਭਾਈ ਕਾਨ ਸਿੰਘ ਨਾਭਾ ਜੀ ਕਹਿ ਰਹੇ ਆ ਕਿ ਜਿਹਨੂੰ ਵਿਦਾਂਤ ਦਾ ਅੰਤਸ਼ਾ ਕਰਨ ਕਿਹਾ ਜਾਂਦਾ ਚੁਤਿਸ਼ਟਾ ਇੱਥੇ ਚਾਰ ਸ਼ਬਦ ਨੇ ਉਹ ਕਹਿੰਦੇ ਸੁਰਤ ਦਾ ਅਰਥ ਕਰ ਉਹ ਕਰਦੇ ਆ ਮਨ ਮਤ ਦਾ ਅਰਥ ਕਰਦੇ ਆ ਮਮਤਵ ਅਹੰਗ ਤੇ ਅੱਗੇ ਉਹ ਸ਼ਬਦ ਮਨ ਜਿਹੜਾ ਸ਼ਬਦ ਕਹੇ ਵੈਗਰੂ ਸੁਰਤ ਦਾ ਅਰਥ ਕਰਦੇ ਆ ਚਿੱਤ ਮਤ ਦਾ ਕਰਦੇ ਆ ਮਮਤਵ ਮੈਂ ਮੇਰੀ ਅਹੰਕਾਰ ਮਨ ਤੇ ਬੁੱਧ ਉਹ ਦੋ ਨਾਲ ਆ ਜਾਂਦੇ ਨੇ ਜਿਹਨੂੰ ਕਹਿੰਦੇ ਨੇ ਮਨ ਬੁੱਧ ਚਿੱਤ ਅਹੰਕਾਰ ਉਹ ਤੁਸ਼ਤ ਹੈਵੇ ਨਾ ਉਹ ਉਹਨਾਂ ਮੁਤਾਬਕ ਜਿਹੜੇ ਇਹ ਅੰਤਕਰਨ ਜਿਹਨੂੰ ਕਹਿੰਦੇ ਆ ਅੰਤਸ਼ਕਰਨ ਕਹਿੰਦੇ ਆ ਇਹਦੇ ਵਿੱਚੋਂ ਸਭ ਤੋਂ ਪਹਿਲੀ ਗੱਲ ਮਨ ਬੁੱਧ ਚਿੱਤ ਹੰਕਾਰ ਮੈਂ ਕਿਹਾ ਉਹਨਾਂ ਨੇ ਇਹ ਵੀ ਅਰਥ ਕੀਤੇ ਆ ਪਰ ਸੱਚ ਇਹ ਵੇ ਇਹ ਵਿਦਾਨ ਦੇ ਅੰਤਸ਼ਕਰਨ ਤੋਂ ਕੋਈ ਹੋਰ ਗੱਲ ਹੈ ਉਥੇ ਹੈ ਅੰਤਸ਼ਕਰਨ ਕਿ ਜਿਹੜਾ ਮਨ ਹੈ ਸਿੱਧੇ ਜਰਤ ਕਰ ਲਗਾ ਮਨ ਜਿਹੜਾ ਹੈ ਇੱਕ ਫੁਰਨੇ का ਨਾਮ संकल्पो विकल्पो व मनो संकल्प और विकल्प का नाम मन है मन सिर्फ फुरना है फुरना नरजिंद नहीं ਜੇ ਫੁਰਨਾ ਨਰਜਿੰਦ ਹੁੰਦਾ ਇੰਨਾ ਕੁਝ ਬਣ ਕਿਉਂ ਗਿਆ ਇੱਕ ਕੀਤਾ ਪਸਾਓ ਇੱਕੋ ਕਵਾਓ ਇਹ ਵੀ ਤੇ ਫੁਰਨਾ ਹੀ ਹੈ ਨਾ ਖਿਆਲ ਹੈ ਮਨ ਖਿਆਲ ਬਣਾਉਂਦਾ ਹੈ ਤੇ ਬੁੱਧੀ ਜਿਹੜੀ ਬੁੱਧ ਹੈ ਉਹ ਅਸਲ 'ਚ ਫੁਰਨੇ ਦੀ ਪੜਚੋਲ ਕਰਦੀ ਇਨਸਪੈਕਸ਼ਨ ਕਰਦੀ ਹੈ ਨਿਗਰਾਨੀ ਕਰਦੀ ਹੈ ਇਹ ਕੀ ਕਰਮ ਕਰਦਾ ਪਿਆ ਉਹਦਾ ਕੈਮਰਾ ਲਾਇਆ ਬੁੱਧੀ ਦਾ ਰੱਬ ਨੇ ਉੱਤੇ ਤੇ ਮੈਂ ਕਿਹਾ ਜੇ ਕੈਮਰੇ ਬੇਈਮਾਨ ਹੋ ਜਾਏ ਫਿਰ ਤੇ ਗਿਆ ਮਨ ਫੁਰਨੇ ਬਣਾਉਂਦਾ ਹੈ ਬੁੱਧੀ ਉਹਨੂੰ ਕੰਟਰੋਲ ਕਰਦੀ ਏ ਵਿੰਦੀ ਏ ਤੇ ਅਗਲੀ ਗੱਲ ਚਿੱਤ ਜਿਹੜਾ ਹੈ ਉਹ ਬੀਤੀਆਂ ਹੋਈਆਂ ਸਾਰੀਆਂ ਚੀਜ਼ਾਂ ਜਿੰਨੇ ਜਨਮ ਅਸੀਂ ਲੰਘ ਕੇ ਆਏ ਆ ਸਭ ਕੁਝ ਚੇਤੇ ਰੱਖੋ ਸਭ ਕੌਨਸ਼ੀਅਸ ਅਨਕੌਨਸ਼ੀਅਸ ਮਾਈਂਡ ਭਰਿਆ ਪਿਆ ਹੈ ਜਦੋਂ ਕਿਸੇ ਦਾ ਫਿਰ ਅੰਦਰ ਖੋਲਦਾ ਫਿਰ ਉਹ ਸਾਰਿਆਂ ਦੀਆਂ ਦੱਸਦਾ ਮੈਂ ਪਿਛਲੇ ਵਾਰੀ ਇੱਕ ਬੇਨਤੀ ਕੀਤੀ ਬੈਠਿਆ ਅਮਰੀਕਾ ਵਿੱਚ ਹੀ ਚਲੋ ਇਹ ਭਰਮ 'ਚ ਨਹੀਂ ਪੈਣਾ ਉਂਝ ਮੈਂ ਇਸ਼ਾਰੇ ਕਰ ਰਿਹਾ ਮੈਨੀ ਮਾਸਟਰ ਮੈਨੀ ਲਾਈਵਸ ਬਹੁਤ ਉਸਤਾਦ ਨੇ ਬਹੁਤ ਸਾਰੀਆਂ ਰੂਹਾਂ ਨੇ ਮੈਨੀ ਬਾਡੀ ਸੇਮ ਸੋਲ ਆਤਮਾ ਇੱਕੋ ਵੇ ਸਰੀਰ ਬਹੁਤ ਬਦਲ ਕੇ ਆਈ ਹੈ ਹੁਣ ਜਿਹੜਾ ਇਹ ਚਿੱਤ ਹੈ ਇਹਦੇ ਵਿੱਚ ਸਭ ਕੁਝ ਪਿਆ ਹੈ ਫਿਰ ਬੇਨਤੀ ਨੂੰ ਥੋੜਾ ਜਿਹਾ ਮਨ ਨਾਲ ਜੋੜ ਕੇ ਮੈਂ ਕੌਂਸ਼ੀਅਸ ਕਹਿ ਦਿੱਤਾ ਹਾਂ ਤੇ ਮਾਈਂਡ ਨੂੰ ਕਹਿੰਦੇ ਆ conscious subconscious unconscious superconscious ਅਚੇਤ ਮਨ ਸੁਚੇਤ ਮਨ ਅਵਚੇਤ ਮਨ ਪਰ ਇੱਥੇ ਗੁਰੂ ਜੀ ਨੇ ਜਿਹੜਾ ਸ਼ਬਦ ਵਰਤਿਆ ਜੇ ਰੱਬ ਚੇਤੇ ਦੀ ਦਾਤ ਨਾ ਦੇ ਤੇ ਇਹ ਮਾਨਵ ਧਰਤੀ ਦਾ ਸਰਦਾਰ ਬਣ ਨਹੀਂ ਸਕਦਾ ਚੇਤਾ ਇੱਕ ਬੜੀ ਵੱਡੀ ਦਾਤ ਹੈ ਸਾਰੀ ਬਾਣੀ ਤਾਂ ਗੱਲ ਚੇਤੇ ਦੀ ਮੁਕਾਂਦੀ ਹੈ ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋ ਇੱਕ ਕੰਮ ਕਰਦਾ ਬਾਕੀ ਚੇਤੇ 'ਚ ਰੱਖਣ ਦਿੰਦਾ ਮੌਤ ਨਹੀਂ ਆਉਣ ਦਿੰਦਾ ਭੇਤ ਚੇਤ ਔਰ ਕਿਸੇ ਨਾ ਮਿਲਿਓ ਕੋਈ ਨਹੀਂ ਚੇਤੇ ਕਰਾ ਵੀ ਲੈ ਜਾਣਾ ਸਵੇਰੇ ਇੱਥੇ ਫਿਰ ਬੇਨਤੀ ਹੈ ਜਿਹੜਾ ਚਿੱਤ ਹੈ ਉਹ ਚ ਬੀਤੀਆਂ ਯਾਦਾਂ ਨੇ ਤੇ ਉਂਝ ਹਿੰਦੁਸਤਾਨ ਵਿੱਚ ਇੱਕ ਐਸਾ ਵੀ ਸੰਪਰਦਾ ਸੀ ਜਿਹੜੀ ਬੈਕ ਲੈ ਕੇ ਜਾਂਦੀ ਸੀ ਵੇਖੋ ਤਰੀਕਾ ਹੈ ਨਾ ਵੀ ਆਪਣੇ ਫੁਰਨੇ ਨੂੰ ਇੱਕ ਘੰਟੇ ਬਾਅਦ ਚੇਤੂ ਕੀ ਕੀਤਾ ਫਿਰ 2 ਘੰਟੇ ਪਿੱਛੇ ਚੱਲੋ 3 ਘੰਟੇ ਚੱਲੋ ਇੱਕ ਦਿਨ ਪਿੱਛੇ ਚੱਲੋ ਇੱਕ ਸਾਲ ਕਈ ਵਾਰੀ ਐਡਾ ਭੈੜਾ ਤਜਰਬਾ ਹੋਇਆ ਲੋਕੀ ਕਮਲੇ ਹੋ ਗਏ ਕਿਉਂਕਿ ਬੈਕ ਜਾਂਦਿਆਂ ਜਾਂਦਿਆਂ ਮਾਂ ਦੇ ਗਰਭ ਵਿੱਚੋਂ ਨਿਕਲਣਾ ਪੈਂਦਾ ਚੇਤੇ ਕਰਕੇ ਉੱਥੇ ਬੰਦਾ ਕਈ ਫਿਰ ਜਦੋਂ ਪਿਛਲੇ ਜਨਮ 'ਚ ਕਰਮ ਕਰਤੂਤਾ ਚੇਤੇ ਕਰਦੇ ਕਮਲੇ ਹੋ ਜਾਂਦੇ ਆ ਗੁਰੂ ਕਹਿੰਦਾ ਨਾ ਪਿਛਾ ਨਾ ਚੇਤ ਅਗਾ ਨੂੰ ਚੱਲ ਉਂਝ ਚੇਤੇ ਤੇਰੇ ਸਭ ਕੁਝ ਪਿਆ ਫਿਰ ਬੇਨਤੀ ਮਨ ਫੁਰਨਾ ਬੁੱਧ ਨਿਗਰਾਨੀ ਕਰਦੀ ਏ ਚਿੱਤ ਵਿੱਚ ਸਭ ਕੁਝ ਖਿਆਲ ਪਏ ਆ ਪੁਰਾਣੇ ਵੀ ਖੁੰਦੇ ਵੀ ਇਸੇ ਕਰਕੇ ਚਿੱਤ ਉਦੋਂ ਉਗੜ ਕੇ ਆਉਂਦਾ ਜਾਂ ਸਿਮਰਨ ਹੋਵੇ ਜਾਂ ਮੌਤ ਹੋਵੇ ਮੌਤ ਵੇਲੇ ਸਭ ਕੁਝ ਆਉਂਦਾ ਸਾਹਮਣੇ ਕਬੀਰ ਜੇਤੇ ਪਾਪ ਕੀਏ ਰਾਖੈ ਤਲੈ ਦੁਰਾਏ ਲੁਕਾਏ ਨ ਨੇ ਪ੍ਰਗਟ ਭੈ ਨਿਦਾਨ ਸਭ ਜਬ ਪੁੱਛੈ ਧਰਮ ਰਾਏ ਹਾਂ ਜਾਂ ਉਦੋਂ ਆਉਂਦਾ ਕਿ ਜਦੋਂ ਸਿਮਰਨ ਬੰਦਾ ਕਰਦਾ ਉਦੋਂ ਸਾਰਾ ਕੁਝ ਬਾਹਰ ਆਈ ਜਾਂਦਾ ਭਰੀਆਂ ਮਤ ਪਾਪਾਂ ਕੈ ਸੰਗ ਉਹ ਹੁੰਦੀ ਨਾ ਬਾਹਰ ਫਿਰ ਮੇਰੀ ਬੇਨਤੀ ਜਿਹੜਾ ਹੰਕਾਰ ਹੈ ਜਿਹਨੂੰ ਮਮਤਬ ਕਹਿੰਦੇ ਆ ਇਹ ਸਾਨੂੰ ਜੋੜੀ ਬੈਠਾ ਸੰਸਾਰ ਨਾਲ ਇਹ ਅਹੰਕਾਰ ਨਹੀਂ ਜੀ ਇਹ ਅਹੰਕਾਰ ਬਾਣੀ ਚ ਵੈਸੇ ਬਹੁਤ ਆਇਆ ਇੱਕ ਸ਼ਬਦ ਆ ਪੜੋ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅੰਗ ਉਹ ਜਿਹੜਾ ਧੁਰ ਅੰਦਰ ਪਿਆ ਮੈਂ ਦਾ ਗੁਰੂ ਜੀ ਕਹਿੰਦੇ ਆ ਮਨ ਬੁੱਧ ਚਿੱਤ ਤੇ ਅਗਲਾ ਸ਼ਬਦ ਮੈਂ ਵਰਤਿਆ ਜੀ ਇਹ ਖੰਕਾਰ ਇਹ ਵੀ ਸ਼ਬਦ ਕਹੇ ਪਰ ਇੱਥੇ ਅੰਜ ਹੈ ਉਸ ਅਵਸਥਾ ਵਿੱਚ ਇਹ ਤਿੰਨੇ ਚੀਜ਼ਾਂ ਚਾਰੇ ਘੜੀਆਂ ਗਈਆਂ ਚਲੋ ਅਸੀਂ ਜੋ ਗੁਰੂ ਜੀ ਨੇ ਲਿਖਿਆ ਸੁਰਤ ਵੀ ਘੜੀ ਗਈ ਕਿਉਂਕਿ ਸੁਰਤ ਖੱਬੇ ਸੱਜੇ ਜਾਂਦੀ ਕੋਈ ਨਹੀਂ ਪਈ ਮਨ ਵੀ ਘੜਿਆ ਗਿਆ ਮਤ ਵੀ ਘੜੀ ਗਈ ਅਗਲੀ ਬੇਨਤੀ ਬੁੱਧੀ ਕਿਉਂਕਿ ਜਿਹੜੀ ਮਤ ਤੇ ਬੁੱਧ ਤੇ ਮਨ ਨਾ ਜੀ ਗੁਰਮੁਖੋ ਸੁਰਤਾਂ ਇਹ ਜਿਉਂ-ਜਿਉਂ ਅਸੀਂ ਵੱਡੇ ਹੁੰਨੇ ਆ ਜਿਵੇਂ ਸਾਡਾ ਸਰੀਰ ਬਦਲਦਾ ਇਹ ਵੀ ਬਦਲਦੀਆਂ ਨੇ ਗੁਰੂ ਸਾਹਿਬ ਨੇ ਕਈ ਤਰ੍ਹਾਂ ਦੀ ਬੁੱਧੀ ਕਹੀ ਹੈ ਬਾਲ ਬੁੱਧ ਚੰਚਲ ਬੁੱਧ ਵਿਵੇਕ ਬੁੱਧ ਆਂਗ ਬੁੱਧ ਇਹ ਬਦਲਦੀ ਨਹੀਂ ਬਈ ਪਾਇਓ ਬਾਲ ਬੁੱਧ ਸੁਖ ਰੇ ਚੰਚਲ ਚਪਲ ਬੁੱਧ ਕਾ ਖੇਲ ਹਾਰ ਪਰਿਓ ਸੁਆਮੀ ਕੈ ਦੁਹਰਾ ਦੀਜੈ ਬੁੱਧ ਵਿਵੇਕਾ ਆਂਗ ਬੁੱਧ ਨਾ ਬੋਹਤੇ ਆਂਗ ਬੁੱਧ ਵੀ ਖੈ ਇਹ ਜਿਉਂ-ਜਿਉਂ ਚੱਲਦੀ ਹੈ ਗੁਰੂ ਕਹਿੰਦਾ ਤੂੰ ਸ਼ਰਮਖੰਡ 'ਚ ਪਹੁੰਚ ਇਹ ਚੰਚਲ ਹੋਵੇ ਇਹ ਅੰਗ ਹੋਵੇ ਇਸ ਖੰਡ 'ਚ ਗੁਰੂ ਘੜ ਕੇ ਰੱਖ ਦੇਗਾ ਚੇਤੇ ਰੱਖੀ ਤੇਰੇ ਅੰਦਰ ਨਾਦ ਵਿਨੋਦ ਕੋਡ ਆਨੰਦ ਹੈ ਇਸ ਬੁੱਧੀ ਕਰਕੇ ਫਿਰ ਬੇਨਤੀ ਸੁਰਤ ਵੀ ਘੜੀ ਗਈ ਉੰਜ ਇਹਦਾ ਸਾਰਾ ਸਰਾਂਸ਼ ਕੱਲ ਨੂੰ ਆਉਣਾ 38ਵੀਂ ਪੌੜੀ 'ਚ ਘੜੀਆ ਸ਼ਬਦ ਸੱਚੀ ਸ਼ਬਦ ਅਰਥ ਜੀਵਨ ਘੜ ਦਿੱਤਾ ਇਹ ਤਾਂ ਘੜਿਆ ਚਾਰੇ ਨੇ ਤਿੱਥਾ ਘੜੀਆ ਸੁਰਤ ਸੁਰਤ ਘੜ ਦਿੱਤੀ ਮਤ ਘੜ ਦਿੱਤੀ ਮਨ ਘੜ ਦਿੱਤਾ ਬੁੱਧ ਘੜ ਦਿੱਤੀ ਤੇ ਗੁਰੂ ਜੀ ਕਹਿੰਦੇ ਆ ਘੜੀ ਘੜੀਐ ਸੁਰਾਂ ਜਿਨ੍ਹਾਂ ਨੂੰ ਦੇਵਤੇ ਕਹਿੰਦੇ ਆ ਸਿੱਧਾਂ ਕੀ ਸੁਧ ਉਹ ਅਵਸਥਾ ਹੈ ਸਰਮਖੰਡ ਜਿੱਥੇ ਵੱਡੇ ਵੱਡੇ ਦੇਵਤੇ ਵੱਡੇ ਵੱਡੇ ਸਿੱਧ ਪੁਰਸ਼ ਜਿਹੜੇ ਕਈ ਕਈ ਸਾਲਾਂ ਦੀ ਤਪੱਸਿਆ ਕਰਕੇ ਉੱਥੇ ਪਹੁੰਚਦੇ ਆ ਗੁਰਮਖਾ ਸ਼ਰਮ ਖੰਡ ਵਿੱਚ ਉਹ ਅਵਸਥਾ ਖੇਡਦੇ ਪਿਆ ਤੂੰ ਜਪ ਪੜਿਆ ਕਰ ਤੈਨੂੰ ਇਹਦੇ ਨਾਲ ਹੀ ਸਭ ਕੁਝ ਕੜਿਆ ਜਾਏਗਾ ਤੂੰ ਜਪਜੀ ਨਾਲ ਜੋੜ ਕੱਲ ਨੂੰ ਸਵੇਰੇ ਆਪਾਂ ਅੱਗੇ ਆਉਣਾ ਕਰਮ ਖੰਡ 'ਚ ਫਿਰ ਸੱਚਖੰਡ 'ਚ ਮੈਂ ਫਿਰ ਵੀ ਕਥਾ ਤੋਂ ਬਾਅਦ ਕਹਾਂਗਾ ਵੀ ਜੋ ਮੈਂ ਕਿਹਾ ਇਹ ਆਖਰੀ ਸੱਚ ਨਹੀਂ ਬਾਬਾ ਜੀ ਪਤਾ ਨਹੀਂ ਇਹਦੇ ਅਰਥ ਕੀ ਨੇ ਜੋ ਜਿੰਨੇ ਕਹੇ ਸੀ ਉਹ ਕਰ ਚੱਲੇ ਪਤਾ ਨਹੀਂ ਉਹ ਤਾਂ ਕਿਹਾ ਵੀ ਜੇ ਕੋ ਕਥਾ ਤਾਂ ਅੰਤ ਨਾ ਅੰਤ ਇਹਨੀਆਂ ਕੋਈ ਬੇਨਤੀਆਂ